ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਆਕਾਰ ਪਿਛਲੇ ਪੌੜੀ ਚ ਲਾਸਟ ਦੀ ਪੰਕਤੀ ਆਈ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਨਾਨਕ ਕਹਿੰਦਾ ਰਜਾਈ ਜਿਹੜਾ ਹਾਕਮ ਹੈ ਉਹਦੇ ਹੁਕਮ ਚੱਲਣ ਨਾਲ ਹੀ ਸਚਿਆਰਾ ਹੋਇਆ ਜਾ ਸਕਦਾ ਉਹਦੇ ਹੁਕਮ ਦੇ ਵਿੱਚ ਚੱਲਣ ਨਾਲ ਨਹੀਂ ਆ ਜਿਹੜੀ ਪੌੜੀ ਰਹੇਗੀ ਆਖਰੀ ਪੌੜੀ 83 ਲੱਖ ਪੌੜੀ ਚੋਂ ਤਾਂ ਚੜ ਗਿਆ ਅਖੀਰੀ ਜਿਹੜੀ ਪੌੜੀ ਰਹੇਗੀ ਇਹ ਆਰਾਮ ਨਾਲ ਜਿਹਨੇ ਚੜਨਾ ਹੈ ਆਪਣੇ ਘਰ ਜਾਣਾ ਹੈ ਤਾਂ ਇਹ ਪੌੜੀ ਵੀ ਚੜ ਸਕਦਾ ਹੁਕਮ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਨ ਨਾਲ ਅੱਜ ਤੱਕ ਹੁਕਮ ਵਿੱਚ ਚੱਲਦਾ ਆਇਆ ਹੈ ਗੜਬੜ ਤਾਂ ਆਦਮੀ ਦੇ ਜਨਮ ਜਾ ਕੇ ਹੋਈ ਹੈ ਪਿਛਲੇ ਜਨਮਾਂ ਜਿਹੜਾ ਇਹਦਾ ਧਰਮ ਸੀ ਨਾ ਧਰਮ ਕਮਾਉਣ ਆਇਆ ਸੰਸਾਰ ਵਿੱਚ ਧਰਮ ਹਰ ਯੂਨਿਟ ਕਮਾਉਂਦਾ ਰਹੇ ਇਹ ਧਰਤੀ ਧਰਮਸਾਲ ਹੈ ਜਦ ਸਾਰੇ ਜੀ ਧਰਮ ਕਮਾਉਂਦੇ ਹੁਕਮ ਜੀ ਚੱਲਣਾ ਧਰਮ ਕਮਾਉਣ ਕਿਸੇ ਵੀ ਜੋਨ ਵਿੱਚ ਕਿਸੇ ਵੀ ਜਾਤ ਵਿੱਚ ਕੋਈ ਵੱਖਰੇ ਮਨਮਰਜ਼ੀ ਦਾ ਧਰਮ ਨਹੀਂ ਕਿਸੇ ਨੇ ਬਣਾਇਆ ਸਵਾਏ ਆਦਮੀ ਦੇ ਧਰਮ ਕਿਸੇ ਨੇ ਬਣਾਇਆ ਹੀ ਨਹੀਂ ਆਦਮੀ ਨੇ ਧਰਮ ਬਣਾ ਲਿਆ ਜਿਹੜਾ ਬਣਾ ਲਿਆ ਹੀ ਗੜਬੜ ਬਣਾ ਲਿਆ ਕਰਕੇ ਸੱਚਖੰਡੋਂ ਦੱਸਣਾ ਪਿਆ ਵੀ ਇਹ ਧਰਮ ਗਲਤ ਹੈ ਜਿਹੜਾ ਥੋੜਾ ਬਣਾਇਆ ਧਰਮ ਆ ਹੈ ਜਿਹੜੇ ਧਰਮ ਤੇ ਚੱਲਦੇ ਆਇਓ ਅੱਜ ਤੱਕ ਸਾਰੇ ਜੀਵ ਚਲੇ ਆਉਂਦੇ ਨੇ ਇਹਨੂੰ ਕਦੇ ਛੱਡ ਗਏ ਮਨ ਮਰਜ਼ੀ ਦਾ ਬਣਾ ਲਿਆ ਮਨ ਕੀਆਂ ਮੱਤਾਂ ਮਨ ਮਰਜ਼ੀ ਦੇ ਧਰਮ ਨੇ ਆਪ ਆਪਣੀ ਬੁੱਧ ਹੈ ਜੀਤੀ ਬਣਨ ਤੋਂ ਭਿੰਨ ਭਿੰਨ ਤੋਂ ਹੈ ਆਪਣੀ ਮਰਜ਼ੀ ਦਾ ਬਣਾ ਲਿਆ ਬਣਾਇਆ ਤਾਂ ਇਸ ਕਰਕੇ ਤਾਂ ਵੀ ਧਰਮ ਤਾਂ ਹੈਗਾ ਯਾਰ ਹੋਰ ਐਡੀਸ਼ਨਲ ਬਣਾ ਲਈਏ ਕੁਝ ਜ਼ਿਆਦਾ ਲਾਭ ਹੋਵੇ ਜ਼ਿਆਦਾ ਲਾਭ ਕਰੇ ਹੋ ਜੂਗਾ ਨਾਮ ਜ਼ਿਆਦਾ ਥੋੜਾ ਨਹੀਂ ਹੁੰਦਾ ਮੁਕਤੀ ਬਹੁਤੀ ਥੋੜੀ ਨਹੀਂ ਹੁੰਦੀ ਵੀ ਮੈਨੂੰ ਜ਼ਿਆਦਾ ਹੋ ਜਵੇ ਜਿਹੜਾ ਤੁਹਾਨੂੰ ਨਹੀਂ ਉਹਦਾ ਥੋੜਾ ਹੁੰਦਾ ਨਾ ਮੁਕਤੀ ਥੋੜੀ ਬਹੁਤੀ ਹੁੰਦੀ ਹੈ ਨਾ ਨਾਮ ਥੋੜਾ ਬਹੁਤਾ ਹੁੰਦਾ ਤਾਂ ਨਾਮ ਜੀ ਨੂੰ ਮਿਲ ਗਿਆ ਮਿਲ ਗਿਆ ਉਹਨੂੰ ਕਿਣਕਾ ਹੀ ਕਿਹਾ ਹੈ ਨਾਮ ਕਿਣਕਾ ਹੈ ਵੀ ਕਿਣਕਾ ਹੀ ਕੁੱਲ ਗਿਆਨ ਜਿਹਨੇ ਸ੍ਰਿਸ਼ਟੀ 'ਚ ਹੈਗੇ ਨੇ ਜੋ ਗਿਆਨ ਰਚਨਾ 'ਚ ਲੱਗਿਆ ਹੈ ਹੋਰ ਖੰਡ ਪ੍ਰਬੰਧ ਜਿੰਨੇ ਹੈਗੇ ਨੇ ਸਾਜੇ ਹੋਏ ਇਹ ਇਲਾਵਾ ਵੀ ਗਿਆਨ ਵਧੇਰਾ ਜਿਹੜਾ ਪ੍ਰਗਟੇ ਨਹੀਂ ਕੀਤਾ ਜੀ ਜਿਹਦੀ ਲੋੜ ਹੀ ਨਹੀਂ ਪਈ ਜਿਨ੍ਹਾਂ ਦੀ ਲੋੜ ਪਈ ਸੀ ਉਹਨਾਂ ਨੂੰ ਗਿਆਨ ਵਰਤ ਲਿਆ ਬਾਕੀ ਲੋੜ ਹੀ ਨਹੀਂ ਪਈ ਇਸ ਕਰਕੇ ਸਾਡਾ ਜਿਹੜਾ ਬ੍ਰਹਮ ਗਿਆਨ ਹੈ ਕਣਕ ਹੈ ਸਾਨੂੰ ਕਿੰਨਾ ਚਾਹੀਦਾ ਪੌੜੀ ਵਾਸਤੇ ਗਿਆਨ ਉਹਨਾਂ ਹੀ ਹੈ ਸਾਨੂੰ ਲੋੜ ਹੈ ਆਪਣੇ ਮਤਲਬ ਦੇ ਗਿਆਨ ਦੀ ਲੋੜ ਹੈ ਆ ਜਿਹੜੀ ਜਮਾਤ ਹੈ ਸਾਡੀ ਰਹਿੰਦੀ ਆਖਰੀ ਪੌੜੀ ਇਹ ਸਹੀ ਤਰੀਕੇ ਨਾਲ ਜੀਵਨ ਜਿਉ ਕੇ ਆਪਣੇ ਘਰ ਕਿਵੇਂ ਵੜ ਜੀ ਦਸਵਾਰ ਦੇ ਬਰਾਬਰ ਖੜੇ ਦਰਵਾਜ਼ਾ ਕਿਵੇਂ ਖੋਲ ਕੇ ਅੰਦਰ ਵੜ ਜੀ ਬਾਕੀ ਕਿਸੇ ਜੂਨ ਨੇ ਮਨਮਰਜ਼ੀ ਦਾ ਧਰਮ ਚਲਾਇਆ ਨਹੀਂ ਉੱਥੇ ਖਤਰਾ ਹੈ ਨਹੀਂ ਖਤਰਾ ਵੀ ਆਦਮੀ ਦੇ ਜੂਨ ਦੇ ਵਿੱਚ ਵੀ ਹੈ ਪੈਰਲਲ ਧਰਮ ਚਲਾ ਲੈ ਪੈਰਲਲ ਸੱਚ ਧਰਮ ਤੋਂ ਪੈਰਲਲ ਧਰਮ ਨੇ ਮਨ ਦੇ ਬਣਾਏ ਹੋਏ ਜਾਂ ਮਨ ਝੂਠਾ ਹੈ ਮਨ ਤਾਂ ਬਗਾਵਤ ਕਰ ਗਿਆ ਹੈ ਸੱਚਖੰਡ ਦੇ ਖਿਲਾਫ ਇਹਨੇ ਬਣਾ ਲਏ ਧਰਮ ਸੱਚਖੰਡ ਦੇ ਅਨਸਾਰ ਧਰਮ ਕਿਵੇਂ ਬਣਾ ਲੂਗਾ ਖਿਲਾਫ ਹੈ ਬਣਾਊਗਾ ਇਹਦਾ ਜਨਮੇ ਖਿਲਾਫ ਵਿੱਚ ਹੋਇਆ ਹੈ ਮਨ ਦਾ ਮਨ ਦਾ ਤਾਂ ਜਨਮ ਹੈ ਸੱਚ ਦੀ ਖਿਲਾਫਤ ਵਿੱਚ ਹੋਇਆ ਹੋਇਆ ਮਨ ਜੋ ਧਰਮ ਬਣਾਉ ਸੱਚ ਅਨੁਸਾਰ ਕਿਵੇਂ ਬਣਾ ਲੂਗਾ ਇਹਦੇ ਤਾਂ ਜਲਰੇ ਜਲਰੇ ਚ ਝੂਠ ਰਮਿਆ ਹੋਇਆ ਖਿਲਾਫਤ ਰਮੀ ਹੋਈ ਹੈ ਇਹਦੀ ਇਹ ਖਿਲਾਫਤ ਤੇ ਛਡਾਉਣੀ ਸੀ ਜਿਹੜਾ ਹਰੇਕ ਦਾ ਵਿਰੋਧ ਕਰਦਾ ਮੇਰੀ ਅਕਲ ਬੜੀ ਹੈ ਇਹੀ ਤਾਂ ਦੁਖਦਾਇਕ ਹੈ ਇਹੀ ਤਾਂ ਛਡਾਉਣੀ ਸੀ ਇਹ ਹੀ ਗੁਰਬਾਣੀ ਸਿਖਾਈ ਇਹ ਕਿਵੇਂ ਛੁੱਟੂ ਹੁਕਮ ਰਜਾਈ ਚੱਲਣਾ ਮੇਰੀ ਇਹ ਤਾਂ ਛੋਟੀ ਹੈ ਜੇ ਮੈਂ ਪਾਣੀ 'ਚ ਚੱਲਾਂ ਜੇ ਨਹੀਂ ਚੱਲਦਾ ਫਿਰ ਮੇਰੀ ਬੜੀ ਹੈ ਕਿਉਂ ਨਹੀਂ ਚੱਲਦਾ ਪਾਣੀ 'ਚ ਮੈਨੂੰ ਕੋਈ ਖਤਰਾ ਹੈ ਪਾਣੀ 'ਚ ਮੈਨੂੰ ਕੋਈ ਨੁਕਸਾਨ ਹੈ ਦੋ ਗੱਲਾਂ ਨੇ ਨੁਕਸਾਨ ਹੈ ਖਤਰਾ ਤਾਂ ਨਹੀਂ ਚੱਲਦੇ ਵਰਨਾ ਕੀ ਬਿਮਾਰੀ ਹੈ ਜਿਹੜੀ ਧਰਮ 'ਚ ਮਤਲਬ ਹੈ ਪਰ ਪਾਣੀ 'ਚ ਨਹੀਂ ਜਲਦੇ ਲੋਕ ਕੀ ਬਿਮਾਰੀ ਹੈ ਸਾਨੂੰ ਪਾਣਾ ਮਿੱਠਾ ਨਹੀਂ ਲੱਗਦਾ ਦੋ ਕਾਰਨਾਂ ਤੋਂ ਖਰਾਬ ਕੋਈ ਕਾਰਨ ਖਤਰਾ ਨੁਕਸਾਨ ਨੁਕਸਾਨ ਵੀ ਖਤਰਾ ਹੀ ਹੁੰਦਾ ਨੁਕਸਾਨ ਹੋਣਾ ਵੀ ਖਤਰੇ ਦੀ ਗੱਲ ਹੈ ਆਪਾਂ ਕਹਿੰਦੇ ਨਾ ਬਈ ਇਹਦਾ ਖਤਰਾ ਕਬ ਨਹੀਂ ਕਰਨਾ ਨੁਕਸਾਨ ਹੋਈ ਉੱਥੋਂ ਚੱਕਰ ਪਾਣੀ ਦੀ ਗੱਲ ਫਿਰ ਅਗਲੀ ਪੌੜੀ ਚੱਕਰ ਕਹਿੰਦੇ ਜੇ ਤੁਹਾਨੂੰ ਹੋਵੇ ਨਾ ਭਲੇਖਾ ਵੀ ਮੈਂ ਭਾਣੇ ਤੋਂ ਖਿਲਾਫ ਚੱਲ ਸਕਦਾ ਇਹ ਵੀ ਭਲੇਖਾ ਹੀ ਹੈ ਚੱਲ ਫੇਰ ਵੀ ਨਹੀਂ ਸਕਦੇ ਚੱਲਣਾ ਚਾਹ ਸਕਦੇ ਹੋ ਚੱਲਣ ਦੀ ਇੱਛਾ ਰੱਖ ਸਕਦੇ ਹੋ ਚੱਲ ਨਹੀਂ ਸਕਦੇ ਬਸ ਆਹ ਨੁਕਤਾ ਇਹ ਨੁਕਤਾ ਸਮਝ ਆ ਜਾਵੇ ਇਹੀ ਨੁਕਤਾ ਨਹੀਂ ਸਮਝ ਆ ਰਿਹਾ ਅਸੀਂ ਭਾਣੇ ਦੇ ਵਿੱਚ ਨਾ ਚੱਲਣ ਦੀ ਇੱਛਾ ਦਾ ਪਾਲ ਸਕਦੇ ਹਾਂ ਪਰ ਚੱਲਣਾ ਬਾਣੇ ਦੇ ਕੋਲ ਬਾਣੇ ਤੋਂ ਵਿਰੁੱਧ ਕਰ ਕੁਝ ਨਹੀਂ ਸਕਦੇ ਜਿਵੇਂ ਹੁਕਮੀ ਹੋਵਣ ਆਕਾਰ ਆਕਾਰ ਤੁਸੀਂ ਦੇਖੋ ਜਿੰਨੀਆਂ ਸ਼ਕਲਾਂ ਬਣੀਆਂ ਆਕਾਰ ਬਣੇ ਨੇ ਜੁਨੀਆਂ ਬਣੀਆਂ ਨੇ ਸੂਰਜ ਚੰਦ ਜੋ ਵੀ ਕੁਝ ਆਕਾਰ ਤੁਹਾਨੂੰ ਦੀਂਦਾ ਹੈ ਅੱਖ ਨਾਲ ਇਹ ਉਹਦੇ ਹੁਕਮ ਨਾਲ ਬਣਿਆ ਹੈ ਤੁਸੀਂ ਬਣਾ ਕੇ ਰਹੋ ਕੋਈ ਆਕਾਰ ਆਪਣੀ ਮਰਜ਼ੀ ਦਾ ਜੀ ਜਾਨ ਹੋਵੇ ਕੋਨਾ ਬਣਿਆ ਹੈ ਆਕਾਰ ਹੈ ਜੋ ਅਸੀਂ ਜੜ ਵਿੱਚ ਆਕਾਰ ਬਣਾ ਸਕਦੇ ਹਾਂ ਮਨ ਭਾਉਂਦਾ ਕੋਈ ਡਿਜ਼ਾਈਨ ਬਣਾ ਸਕਦੇ ਹਾਂ ਨਕਸ਼ਾ ਬਣਾ ਸਕਦੇ ਹਾਂ ਉਹ ਜਿਹੜਾ ਮਕਾਨ ਬਣਾ ਸਕਦੇ ਹਾਂ ਪੁਲ ਬਣਾ ਸਕਦੇ ਕੁਝ ਜਾਣ ਨਹੀਂ ਪਾ ਸਕਦੇ ਜਾਣ ਵਾਲਾ ਆਕਾਰ ਉਹਦੇ ਬਣੇ ਤੇ ਬਣਾ ਨਹੀਂ ਜਿੱਤੇ ਜੋਤ ਹੈ ਉਹ ਆਕਾਰ ਬਣਾ ਦੇ ਜੜ ਵਸਤੂ ਬਣਾ ਸਕਦੇ ਆ ਜੜ ਜੀ ਦਾ ਆਕਾਰ ਆਪਣੀ ਮਰਜ਼ੀ ਦਾ ਘੜਾ ਬਣਾ ਲਿਆ ਛੋਟਾ ਬਣਾ ਲਿਆ ਵੱਡਾ ਬਣਾ ਲਿਆ ਮੂੰਹ ਜਿਹੜਾ ਜਿਹਾ ਮਰਜ਼ੀ ਰੱਖ ਲਿਆ ਭਾਂਡੇ ਬਣਾਉਣੇ ਆ ਤਰ੍ਹਾਂ ਤਰ੍ਹਾਂ ਦੇ ਜੋ ਮਰਜ਼ੀ ਬਣਾ ਲਓ ਤੁਸੀਂ ਜੜ ਹੋ ਉਹਦੇ ਚ ਚੇਤਨਾ ਨਹੀਂ ਹੋਊਗੀ ਚੇਤਨਾ ਜੋ ਆਕਾਰ ਬਣਾਉਦੀ ਬਣਾਉਦੀ ਚੇਤਨਾ ਆਕਾਰ ਜਿਹੜੀ ਸਰੀਰ 'ਚ ਬਣਾਉਦੀ ਉਹਦੇ ਬਣ ਚ ਹੁਕਮ ਨਾਲ ਬਣਾਉਂਦੇ ਅਸੀਂ ਆ ਕਰਦਾ ਹੈ ਆਪ ਹੈ ਕੰਮ ਕਰਦਾ ਹੁਕਮ ਅਨੁਸਾਰ ਕਰਨਾ ਹੁਕਮ ਜਿਵੇਂ ਹੁਕਮ ਵੀ ਹੋਵਣ ਉਹ ਸਾਡਾ ਸਰੀਰ ਦਾ ਆਕਾਰ ਜਿਹੜਾ ਹੋਇਆ ਹੁਕਮ ਨਾਲੇ ਹੋਇਆ ਹੋਇਆ ਕਹਿਣ ਦਾ ਮਤਲਬ ਹੈ ਜਦ ਤੇਰਾ ਆਪਣਾ ਆਕਾਰ ਤੇਰੀ ਮਰਜ਼ੀ ਦਾ ਨਹੀਂ ਬਣਿਆ ਤੂੰ ਆਪਣੀ ਮਰਜ਼ੀ ਦਾ ਕੀ ਕਰ ਲੈਣਾ ਹੱਥ ਆਕਾਰ ਦਾ ਹੱਥ ਦਾ ਸਾਡੀ ਮਰਜ਼ੀ ਦਾ ਨਹੀਂ ਬਣਿਆ ਕਿੰਨੀਆਂ ਲੰਮੀਆਂ ਉਂਗਲਾਂ ਨੇ ਕਿੰਨਾ ਲੰਮਾ ਸਰੀਰ ਹੋਣਾ ਕਿੰਨਾ ਕੱਦ ਕਾਠ ਹੋਣਾ ਸਾਡੀ ਮਰਜ਼ੀ ਦਾ ਨਹੀਂ ਹੈ ਫਿਰ ਸਾਡੀ ਮਰਜ਼ੀ ਹੁਣ ਕਿੱਥੇ ਚਲ ਜੂ ਇਹ ਤਾਂ ਮਾਇਆ ਦੇ ਵਿੱਚ ਸਾਡੇ ਕੋਲ ਸਰੀਰ ਹੈ ਨਾ ਇਹ ਤੋਂ ਬਾਅਦ ਦੇ ਮਾਇਆ ਹੈ ਮਾਇਆ ਜੇ ਮਰਜ਼ੀ ਕਰਦੇ ਹਾਂ ਅਸੀਂ ਆਪਣੀ ਤੇ ਸਾਡੀ ਮਰਜ਼ੀ ਦਾ ਸਾਨੂੰ ਸਰੀਰ ਵੀ ਨਹੀਂ ਬਣਾ ਸਰੀਰ ਵੀ ਉਹਨੇ ਆਪਣੀ ਮਰਜ਼ੀ ਦਾ ਬਣਾ ਕੇ ਦਿੱਤਾ ਇਹਦਾ ਰੰਗ ਰੂਪ ਸ਼ਕਲ ਸੂਰ ਸਾਰੀ ਉਹਦੀ ਮਰਜ਼ੀ ਦੀ ਹੁਕਮ ਹੀ ਹੋਵੜ ਹੁਕਮ ਨਾ ਕਹਿਆ ਜਾਈ ਪਰ ਐ ਜਾ ਹੁਕਮ ਨਹੀਂ ਐ ਜਾ ਆਦਮੀ ਅੰਦਰ ਬੋਲ ਕੇ ਸੁਣਾਵੇ ਬੋਲ ਕੇ ਹੁਕਮ ਜੇ ਮੈਂ ਵਿਆਖਿਆ ਕਰਨੀ ਚਾਹਾਂ ਹੁਕਮ ਨਹੀਂ ਕਹਿੰਦੇ ਜੇ ਅਸੀਂ ਕਹੀਏ ਨਾ ਹੁਕਮ ਉਹਦਾ ਆਦਮੀ ਨਹੀਂ ਉਹਦਾ ਹੁਕਮ ਕਹਿ ਸਕਦਾ ਬੋਲਿਆ ਨਹੀਂ ਜਾ ਸਕਦਾ ਡਾਇਰੈਕਟ ਹੁਕਮ ਜਿਹੜਾ ਸੁਣਦਾ ਨਾ ਬਿਨਾ ਕਰਨਾ ਤੇ ਉਹ ਹੂ ਆਪਣੀ ਜ਼ੁਬਾਨ ਨਾਲ ਨਹੀਂ ਬੋਲਿਆ ਜਾ ਸਕਦਾ ਉਹ ਹੀ ਜਿਵੇਂ ਸਿਗਨਲ ਦੀ ਇੱਕ ਭਾਸ਼ਾ ਹੁੰਦੀ ਹੈ ਸਿਗਨਲ ਕਰਦੇ ਨੇ ਸਿਗਨਲ ਵਾਲੇ ਇਸ਼ਾਰਾ ਉਹ ਇੱਕ ਭਾਸ਼ਾ ਹੈ ਉਹ ਦੂਰ ਖੜਾ ਸਿਗਨਲ ਵਾਲਾ ਸਮਝ ਲੈਂਦਾ ਕੀ ਭਾਸ਼ਾ ਉਹ ਤਾਂ ਸਿਗਨਲ ਦੀ ਭਾਸ਼ਾ ਹੈ ਸੰਕੇਤ ਕਰਦਾ ਹੈ ਅੰਦਰ ਚੇਤਨ ਨਾਲ ਚੇਤਨ ਸਪਰਸ਼ ਕਰਦਾ ਨਹੀਂਗਾ ਨਹੀਂ ਸਪਰਸ਼ ਕਰਦਾ ਕੋਈ ਦੱਸ ਜਾਂਦਾ ਜਦੋਂ ਸੁੱਤੇ ਪਏ ਨੂੰ ਅਸੀਂ ਹਲੋਣ ਦੀ ਉੱਠ ਕੇ ਬਹਿ ਗਿਆ ਬੋਲੇ ਕੁਝ ਨਹੀਂ ਦੱਸਦਾ ਸੁੱਤੇ ਪਏ ਨੂੰ ਹਲੋਣ ਦਾ ਦੱਸਦਾ ਕੁਝ ਬਜਾਏ ਇਹਦੇ ਨੂੰ ਜਗਾਈਏ ਇਹ ਵੀ ਤੱਕ ਭਾਸ਼ਾ ਟੱਚ ਦੇ ਦੇਣਾ ਸਪਰਸ਼ ਕਰ ਦੇਣਾ ਇਹ ਆਪਣੇ ਆਪ ਚ ਸਪਰਸ਼ ਹੈ ਉਹ ਜਿਹੜੇ ਤਾਰਾਂ ਭੇਜਦੇ ਨੇ ਟੱਚੇ ਕਰਦੇ ਨੇ ਨਾ ਟਿਕ ਟਿਕ ਹੁੰਦੀ ਆ ਬਾਤ ਸਮਝ ਬਸ ਸਾਡੇ ਅਸੀਂ ਟਿਕ ਟਿਕ ਕਰ ਸਕਦੇ ਆ ਕੰਨਾਂ ਨੂੰ ਸੁਣਨ ਵਾਲੀ ਮਾਇਆ ਚ ਮਾਇਆ ਤੋਂ ਪਰੇ ਵਾਲੀ ਟਿਕ ਟਿਕ ਕੰਨਾਂ ਨੂੰ ਨਹੀਂ ਸੁਣਦੀ ਮਾਇਆ ਜਿਹੜੀ ਆਉਂਦੀ ਕੰਨ ਮਾਇਆ ਦੇ ਮਾਇਆ ਤੋਂ ਪਰੇ ਵਾਲੀ ਟਿਕ ਟਿਕ ਦੇ ਵਿੱਚ ਆਕਾਸ਼ ਦਾ ਇਨਵੋਲਵ ਹੁੰਦਾ ਹੈ ਥੱਲੇ ਵਾਲੇ ਤੱਤ ਚਾਰੇ ਇਹ ਇਨਵੋਲਵ ਕੱਲਾ ਆਕਾਸ਼ ਇਨਵੋਲਵ ਹੈ ਪਵਨਾ ਬੋਲੇ ਗਗਨ ਗਰਜੇ ਗਰਜਨ ਗਗਨ ਤੇ ਬਿਨਾਂ ਨਹੀਂ ਗਗਨ ਦਾ ਪਾਰਟ ਉਹ ਹੈ ਇਸ ਕਰਕੇ ਗਗਨ ਉਹਨੇ ਆਪਣੇ ਕੋਲ ਰੱਖਿਆ ਹੋਇਆ ਗਗਨ ਉਹਨੇ ਤਾਂ ਰੱਖਿਆ ਆਪਣੇ ਕੋਲ ਕੰਟਰੋਲ ਕਰਨ ਵਾਸਤੇ ਸਾਰਿਆਂ ਨੂੰ ਇੱਕ ਤਾਂ ਮੈਸੇਜ ਦੇਣ ਵਾਸਤੇ ਆਕਾਸ਼ ਬਾਣੀ ਹੈ ਨਾ ਬਾਣੀ ਨਾਲ ਆਕਾਸ਼ ਬਾਣੀ ਤਾਂ ਹੀ ਸੁਣ ਗੱਲਾਂ ਆਕਾਸ਼ ਦੀ ਪਵਨਾ ਬੋਲੇ ਗਗਨ ਕਰਜਾ ਗਰਜਨ ਗਗਨ ਤੇ ਬਿਨਾ ਨਹੀਂ ਹੋ ਸਕਦਾ ਸਾਡੇ ਵੀ ਗਰਜਨ ਗਗਨ ਤੇ ਬਿਨਾ ਨਹੀਂ ਹੋ ਸਕਦਾ ਪਾਣੀ ਜੇ ਬੋਲੇ ਆਵਾਜ਼ ਨਹੀਂ ਹੁੰਦੀ ਬੋਲਿਆ ਨਹੀਂ ਆ ਸਕਦਾ ਪਰ ਬੁਲਬੁਲਾ ਥੱਲੇ ਹੋਣ ਦਾ ਆਵਾਜ਼ ਉੱਪਰ ਆ ਕੇ ਹੋਈ ਬੁਲਬੁਲ ਦੀ ਥੱਲੇ ਨਹੀਂ ਹੁੰਦੀ ਆਕਾਸ਼ ਜਿਹੜਾ ਹੈਗਾ ਉਹਨੇ ਆਪਣੇ ਕੋਲ ਰੱਖਿਆ ਹੁਕਮੀ ਹੋਵਣ ਆਕਾਸ਼ ਸਪੇਸ ਹੈ ਨਾ ਸਪੇਸ ਦੇ ਬਿਨਾ ਕਿਸੇ ਚੀਜ਼ ਦਾ ਵਜੂਦ ਨਹੀਂ ਹੋ ਸਕਦਾ ਜਦ ਉਹਦਾ ਵਜੂਦ ਹੈ ਤਾਂ ਸਪੇਸ ਉਹਦੇ ਕੋਲ ਚਾਹੀਦੀ ਹੈ ਵਜੂਦ ਹੈ ਨਾਮ ਦਾ ਵਜੂਦ ਹੈ ਇਹ ਗੱਲ ਗਲਤ ਹੈ ਨਾਮ ਕੋਈ ਲਫ਼ਜ਼ ਨਹੀਂ ਹੈ ਮੂੰਹ ਦਾ ਕਿਆ ਭਾਵ ਨਹੀਂ ਹੈ ਨਾਮ ਨਾਮ ਇਹ ਜੇ ਵਜੂਦ ਵਾਲੀ ਚੀਜ਼ ਹੈ ਜਿਵੇਂ ਸਾਡੇ ਕੋਲ ਮੈਟਰ ਹੈ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲੇ ਉਹ ਲੜ ਬਣਿਆ ਹੋਇਆ ਗੱਠ ਬਣਿਆ ਹੋਇਆ ਗੱਠ ਬਣਿਆ ਤਾਂ ਵਸਤੂ ਬਣਾਉਗੀ ਗੱਠ ਇਕੱਠ ਬਣਿਆ ਹੋਇਆ ਕੋਈ ਵਸਤੂ ਹੈ ਗਿਆਨ ਵਸਤੂ ਹੈ ਕੋਈ ਗਿਆਨ ਨਾਲ ਲੋਕਾਂ ਦੇ ਅੰਦਰ ਭਰੇ ਪਏ ਨੇ ਬੋਲੀ ਜਾਂਦੇ ਨੇ ਲਗਾਤਾਰ ਅੰਦਰ ਜੇ ਕੁਝ ਹੈ ਜੋ ਬਸ ਭਾਂਡੇ 'ਚ ਪਾਈ ਹੋਈ ਨਿਕਲਦੀ ਹੈ ਬਸ ਕੇ ਹੈ ਨਾ ਜੋ ਬਸ ਭਾਂਡੇ 'ਚ ਪਾਈ ਹੈ ਸੋਈ ਨਿਕਲੇ ਕਿਆ ਕੋਈ ਕਰੇ ਵਿਚਾਰਾ ਜੈ ਗਿਆਨ ਕਿਸੇ ਦੇ ਅੰਦਰ ਪਾਇਆ ਹੋਇਆ ਹੈ ਉਹ ਹੀ ਗਿਆਨ ਬਾਹਰ ਨਿਕਲਿਆ ਭਰਮ ਗਿਆਨ ਪਾਇਆ ਭਰਮ ਗਿਆਨ ਨਿਕਲਿਆ ਡਾਕਟਰ ਦੇ ਅੰਦਰੋਂ ਡਾਕਟਰ ਦਾ ਗਿਆਨ ਨਿਕਲਿਆ ਜਿਹੋ ਜਿਹਾ ਗਿਆਨ ਸੱਚ ਪਾਇਆ ਸੱਚ ਨਿਕਲੂਗਾ ਝੂਠ ਪਾਇਆ ਝੂਠ ਨਿਕਲੂਗਾ ਨਾਮ ਵਸਤੂ ਹੈ ਸੱਚ ਵਸਤੂ ਹੈ ਸੱਚ ਨੂੰ ਵਖਰ ਗਿਆ ਸੱਚ ਹੈ ਵਸਤੂ ਹੈ ਤੇ ਜਿਹੜੀ ਚੀਜ਼ ਵਸਤੂ ਉਹ ਜਗ੍ਹਾ ਘੇਰਦੀ ਹੈ ਸਪੇਸ ਘੇਰਦੀ ਹੈ ਤੇ ਸਪੇਸ ਘੇਰਦੀ ਹੈ ਸਪੇਸ ਹੀ ਗਗਨ ਹੋਰ ਕੀ ਸਪੇਸ ਗਗਨ ਇਸ ਕਰਕੇ ਗਗਨ ਦਮਾਮਾ ਬਾਜਿਆ ਕਬੀਰ ਕਹਿੰਦਾ ਦਮਾਮਾ ਕੀ ਹੈ ਗਗਨ ਆਪਣੇ ਆਪ ਚ ਦਮਾਮਾ ਗਰਜਨ ਕਾਦੀ ਹੋਣੀ ਹੈ ਦਮਾਮੇ ਦੀ ਗਰਜਨ ਕਾਦੀ ਹੋਣੀ ਹੈ ਗਗਨ ਦੀ ਗਗਨ ਵਿੱਚ ਦਮਾਮਾ ਵਜੇ ਨੇ ਦੇ ਅਸਰ ਚੱਲਦੇ ਸੀ ਤਾਂ ਦਮਾਮਾ ਕੁਝ ਹੋ ਰਿਹਾ ਗਗਨ ਹੋ ਰਿਹਾ ਤਾਂ ਦਮਾਮਾ ਕੋ ਬਸਰੀ ਕਾ ਬਕਰੀ ਆ ਗਗਨ ਵੱਡਾ ਦਮਾਮਾ ਛੋਟਾ ਇਹ ਵੀ ਗੱਲ ਜੇ ਗਗਨ ਵਿੱਚ ਦਮਾਮਾ ਵਜੇ ਅਰਥ ਕਰਾਂਗੇ ਫਿਰ ਗਗਨ ਵੱਡਾ ਦਮਾਮਾ ਛੋਟਾ ਹੁਕਮ ਸਰਬ ਵਿਆਪੀ ਹੈ ਗਗਨ ਰੂਪੀ ਤਮਾਮਾ ਬਾਜੇ ਅਣ ਮੜਿਆ ਮੰਗਲ ਬਾਜਾ ਗਗਨ ਮੜਿਆ ਆਇਆ ਕੁਛ ਨਹੀਂ ਕਰ ਤੇ ਭਜਦਾ ਗਗਨ ਜਿਵੇਂ ਕਿਸੇ ਢੋਲ ਵਿੱਚ ਗਗਨ ਹੁੰਦਾ ਹੈ ਆਕਾਸ਼ ਹੁੰਦਾ ਹੈ ਮੜਿਆ ਆਇਆ ਭਜਦਾ ਉਹ ਸਾਨੂੰ ਮੜਨਾ ਪੈਂਦਾ ਤਾਂ ਅੰਦਰਾ ਜੇ ਅੰਦਰ ਠੋਸ ਹੋਵੇ ਨਾ ਢੋਲ ਦੇ ਵਿੱਚ ਕੋਲ ਲਾਵੇ ਫਿਰ ਨਹੀਂ ਭਜਦਾ ਲੱਕੜ ਦੇ ਘੋੜੇ ਤੇ ਮੜ ਲੋ ਸਭ ਕੁਝ ਢੋਲਗੋਂ ਕਰ ਲੋ ਅੰਦਰ ਪੋਲ ਨਾ ਹੋਵੇ ਦੇ ਉਹ ਪੋਲ ਹੈ ਤਾਂ ਹੀ ਵਜਦਾ ਗਗਨ ਅੰਦਰ ਤਾਂ ਹੀ ਵਜਦਾ ਘੜੇ ਨੂੰ ਵਜਾਉਂਦੇ ਨੇ ਲੋਕ ਖਾਲੀ ਨੂੰ ਭਰੇ ਭਰ ਕੇ ਵਜਾ ਕੇ ਵੇਖੋ ਘਟ ਘੱਟ ਖਾਲੀ ਘੜਾ ਹੀ ਬੋਲਦਾ ਖਾਲੀ ਹੋ ਵਜਦਾ ਪਹਿਲਾਂ ਸਾਰੀਆਂ ਗਈਆਂ ਹੋਈਆਂ ਨੇ ਹੁਕਮ ਨਾ ਕਹਿਆ ਜਾਈ ਹੁਕਮ ਆਦਮੀਆਂ ਵਰਗਾ ਹੁਕਮ ਨਹੀਂ ਹੈ ਜਿਹਨੂੰ ਕੋਈ ਬੋਲ ਰਿਹਾ ਹੋਵੇ ਉਹਦੀ ਇੱਛਾ ਹੀ ਹੁਕਮ ਇੱਛਾ ਦਾ ਬੋਲਣ ਦੀ ਲੋੜ ਨਹੀਂ ਹੁੰਦੀ ਇੱਛਾ ਨੂੰ ਬੋਲ ਕੇ ਦੱਸ ਸਕਦੇ ਜੇ ਇੱਛਾ ਇੱਛਾ ਹੀ ਰਹੇ ਬੋਲਣ ਦੀ ਲੋੜ ਕੀ ਹੈ ਇੱਛਾ ਤਾਂ ਅੰਦਰ ਹੁੰਦੀ ਹੈ ਇੱਛਾ ਬਾਹਰ ਨਹੀਂ ਹੁੰਦੀ ਅੰਦਰ ਹੁੰਦੀ ਸਾਡੇ ਇੱਛਾ ਅੰਦਰਲੀ ਬਾਹਰ ਸਾਨੂੰ ਪ੍ਰਗਟ ਕਰਨੀ ਪੈਂਦੀ ਹੈ ਤਾਂ ਦੂਏ ਨੂੰ ਪਤਾ ਲੱਗਦਾ ਉਹਦੀ ਇੱਛਾ ਬਿਨਾ ਬਾਹਰ ਗਈ ਪਤਾ ਲੱਗ ਜਾਂਦਾ ਉਹਦੇ ਕਿਵੇਂ ਲੱਗ ਜਾਂਦਾ ਕਿਉਂਕਿ ਆ ਜਿਹੜਾ ਸਾਡੀ ਰਚਨਾ ਉਹਦੇ ਅੰਦਰ ਹੈ ਬਾਹਰ ਦਾ ਤਾਂ ਜਾਵੇ ਜੇ ਬਾਹਰ ਵਾਲੇ ਨੂੰ ਇੱਛਾ ਦੱਸਣੀ ਹੋਵੇ ਇੱਛਾ ਤਾਂ ਅੰਦਰ ਵਾਲੇ ਨੂੰ ਦੱਸਣੀ ਹੈ ਅੰਦਰ ਵਾਲੇ ਨੂੰ ਮੈਸੇਜ ਦੇਣਾ ਇੱਛਾ ਬਾਹਰ ਵੀ ਕੀ ਲੋੜ ਬਾਹਰ ਦੀ ਇੱਛਾ ਤਾਂ ਸਾਨੂੰ ਤਾਂ ਲੈਣੀ ਪੈਣੀ ਹੈ ਜਿਹਨੂੰ ਇੱਛਾ ਅਸੀਂ ਪਹੁੰਚਾਉਣੀ ਹੈ ਜਿਹਨੂੰ ਇੱਛਾ ਦੱਸਣੀ ਹੈ ਸਾਡੀ ਕੀ ਹੈ ਉਹ ਤੋਂ ਅਲੱਗ ਬਾਹਰ ਬੈਠਾ ਹੈ ਅਸੀਂ ਤਾਂ ਉਹਦੇ ਵਿੱਚ ਬੈਠੇ ਵਿੱਚ ਬੈਠੇ ਨੂੰ ਬਾਹਰ ਇੱਛਾ ਪ੍ਰਗਟ ਕਰਨ ਦੀ ਕੀ ਲੋੜ ਹੈ ਉਹਨੂੰ ਬੋਲਣ ਦੀ ਕੀ ਲੋੜ ਹੈ ਬਿਨਾ ਬੋਲੇ ਸਭ ਕੁਝ ਜਾਣਦਾ ਸਾਡੇ ਬਿਨਾ ਬੋਲੇ ਜਾਣਦਾ ਸਾਨੂੰ ਬਿਨਾ ਬੋਲੇ ਸਭ ਕੁਝ ਜਾਣਾ ਦਿੰਦਾ ਜੇ ਉਹ ਬਿਨਾ ਬੋਲੇ ਸਭ ਕੁਝ ਜਾਣਦਾ ਨਾ ਅਸੀਂ ਵੀ ਬਿਨਾ ਬੋਲੇ ਜਾਣ ਸਕਦੇ ਉਹ ਹੀ ਆਵਾਜ਼ ਸਾਡੀ ਹੈ ਜਿਹੇ ਆਵਾਜ਼ ਸਾਡੇ ਅੰਦਰ ਪੈਦਾ ਹੁੰਦੀ ਹੈ ਜਿਹਨੂੰ ਉਹ ਜਾਣਦਾ ਬਿਨਾ ਬੋਲੇ ਉਹੀ ਉਹ ਆ ਉਹਦੀ ਹੈ ਉਹਨੂੰ ਜਾਣਨਾ ਅਸੀਂ ਉਹਦੀ ਇੱਛਾ ਸੀ ਉਹੀ ਹੁਕਮ ਜਿਹੜੀ ਸਾਡੀ ਇੱਛਾ ਸੀ ਜਿਹਨੂੰ ਉਹਨੇ ਜਾਣ ਲਿਆ ਸਾਡਾ ਹੁਕਮ ਸੀ ਜਿਹੜੀ ਉਹਦੀ ਇੱਛਾ ਉਹ ਉਹਦਾ ਹੁਕਮ ਜਿੰਨਾ ਜਰ ਸਾਡੇ ਅੰਦਰ ਸਾਡੀ ਇੱਛਾ ਹੈ ਉਹਨਾਂ ਜਰ ਉਹਦੀ ਇੱਛਾ ਜਿਹੜੀ ਹੈ ਉਹਦੀ ਅਸੀਂ ਲਾਪਰਵਾਹੀ ਕਰਦੇ ਜੇ ਉਹਦੀ ਇੱਛਾ ਅਨੁਸਾਰ ਅਸੀਂ ਚੱਲਣਾ ਹੈ ਸਾਡੇ ਅੰਦਰ ਇੱਛਾ ਕਿਉਂ ਪੈਦਾ ਹੁੰਦੀ ਕੀ ਲੋੜ ਹੈ ਅੱਛਾ ਕਾਦੇ ਵਾਸਤੇ ਅਸੀਂ ਕਰਨ ਕਰੀਏ ਹੋਣਾ ਉਹੀ ਹੈ ਜਿਹੜੀ ਉਹਦੀ ਇੱਛਾ ਜੇ ਸਾਡੀ ਇੱਛਾ ਉਹਦੀ ਉਹੀ ਹੋਈ ਉਹਦੀ ਇੱਛਾ ਵੀ ਹੋਈ ਸਾਡੀ ਵੀ ਹੋਈ ਫਿਰ ਤਾਂ ਕੰਮ ਜਾਣਾ ਹੋ ਜੇ ਇੱਛਾ ਉਹਦੀ ਹੋਰ ਹੋਈ ਸਾਡੀ ਹੋਰ ਹੋਈ ਉਹ ਕੰਮ ਨਹੀਂ ਹੋਣਾ ਸਾਨੂੰ ਤਾਂ ਪਤਾ ਨਹੀਂ ਉਹਦੀ ਇੱਛਾ ਕੀ ਹੈ ਆਪਣੀ ਇੱਛਾ ਪੈਦਾ ਹੀ ਨਹੀਂ ਕਰਦੀ ਜੋ ਅਸੀਂ ਚਾਹੁੰਦੇ ਆ ਜਦੋਂ ਨਹੀਂ ਹੁੰਦਾ ਝਟਕਾ ਤਾਂ ਲੱਗਦਾ ਹੈ ਦੁੱਖ ਤਾਂ ਹੁੰਦਾ ਅਸੀਂ ਚਾਹੁੰਦੇ ਆ ਉਹ ਹੋਇਆ ਨਹੀਂ ਕਿ ਉਹ ਨਹੀਂ ਸੀ ਨਾ ਚਾਹੁੰਦਾ ਤਾਂ ਨਹੀਂ ਹੋਇਆ ਪਰਮੇਸ਼ਰ ਨਹੀਂ ਸੀ ਚਾਹੁੰਦਾ ਤਾਂ ਨਹੀਂ ਹੋਇਆ ਉਹ ਸਾਨੂੰ ਦੁੱਖ ਹੋਇਆ ਫਿਰ ਸਾਡਾ ਪੂਰਾ ਨਹੀਂ ਹੋਇਆ ਨਾ ਠੀਕ ਹੈ ਜੇ ਹੋ ਗਿਆ ਫਿਰ ਕੋਈ ਰੌਲਾ ਨਹੀਂ ਫਿਰ ਸਾਨੂੰ ਖੁਸ਼ੀ ਹੁੰਦੀ ਪਰ ਜੇ ਇੱਛਾ ਪੈਦਾ ਹੋਈ ਤਾਂ ਹੀ ਦੁੱਖ ਹੋਇਆ ਅਸੀਂ ਇੱਛਾ ਨਾਲ ਪੈਦਾ ਕੀ ਕੀਤਾ ਆਦਮੀ ਇੱਛਾ ਨਾਲ ਦੁੱਖ ਪੈਦਾ ਕਰਦਾ ਗੱਲ ਇਹ ਹੋਇਆ ਕਿ ਜਿੰਨੀਆਂ ਜਿੰਨੀਆਂ ਵੀ ਇੱਛਾਵਾਂ ਸਾਡੀਆਂ ਪੈਦਾ ਹੁੰਦੀਆਂ ਨੇ ਜਿੰਨੀਆਂ ਵੀ ਇੱਛਾਵਾਂ ਅਸੀਂ ਪੈਦਾ ਕਰਦੇ ਹਾਂ ਦੂਜੇ ਲਫ਼ਜ਼ਾਂ 'ਚ ਉਹਨੇ ਹੀ ਦੁੱਖ ਪੈਦਾ ਕਰਦੇ ਇਹ ਹਕੀਕਤ ਹੈ ਇਹ ਸੱਚ ਹੈ ਗੁਰਬਾਣੀ ਇੱਛਾਵਾਂ ਦੁੱਖ ਰੂਪ ਨੇ ਸਾਰੀਆਂ ਵਿਦਵਾਨ ਇਸ ਗੱਲ ਨੂੰ ਨਹੀਂ ਮੰਨ ਸਕਦੇ ਸੰਸਾਰੀ ਲੋਕ ਇਸ ਗੱਲ ਨੂੰ ਨਹੀਂ ਮੰਨਣਗੇ ਕਹਿੰਦੇ ਕਿ ਇੱਛਾ ਹੀ ਨਹੀਂ ਕੋਈ ਜਿਉਣ ਦਾ ਕੀ ਮਤਲਬ ਬਿਲਕੁਲ ਠੀਕ ਹੈ ਇਸ ਕਰਕੇ ਜੀਵਨ ਦਾ ਵਸਤੂ ਖਤਮ ਹੁੰਦਾ ਕਿਉਂਕਿ ਇੱਛਾ ਮਾਰਦੀ ਹੈ ਵਰਨਾ ਜਗ ਦਾ ਜੀਵਨ ਤੁਹਾਡਾ ਇੱਛਾ ਖਤਮ ਨਹੀਂ ਹੁੰਦੀ ਜਿਉਣ ਦੀ ਜਿਉਣ ਦੀ ਇੱਛਾ ਹੀ ਤਾਂ ਖਤਮ ਹੁੰਦੀ ਹੈ ਜੇ ਜਿਉਂਦੇ ਜੀ ਇੱਛਾ ਖਤਮ ਕਰ ਲਈ ਦੂਈ ਵਾਰ ਫਿਰ ਕਰਨਾ ਮੈਂ ਇਸ ਗੱਲ ਜਿਉਣ ਦੀ ਇੱਛਾ ਸਾਡੇ 'ਚ ਹੈ ਖਤਮ ਕਿਉਂ ਨਹੀਂ ਹੋ ਰਹੀ ਕਿਉਂਕਿ ਆਪਣੀਆਂ ਇੱਛਾਵਾਂ ਨਹੀਂ ਅਸੀਂ ਖਤਮ ਕੀਤੀ ਜੇ ਸਾਡੇ ਅੰਦਰ ਇੱਛਾਵਾਂ ਖਤਮ ਹੋ ਜਾਣ ਜਿਉਣ ਦੀ ਇੱਛਾ ਵਿੱਚ ਹੀ ਖਤਮ ਹੋ ਜਾਣੀ ਉਹ ਵੀ ਵਿੱਚੇ ਹੈ ਇੱਛਾਵਾਂ ਵਿੱਚ ਹੀ ਹੈ ਨਾ ਬਸ ਉਹ ਵਿੱਚੇ ਹੀ ਖਤਮ ਹੋ ਜਾਣੀ ਹੈ ਪਤਾ ਨਹੀਂ ਲੱਗਣਾ ਕਰ ਖਤਮ ਹੋ ਗਈ ਇੱਛਾਵਾਂ ਦਾ ਥੈਲਾ ਫੜਾਤਾ ਵਿੱਚ ਹੀ ਹੋ ਚਲੀ ਗਈ ਜੀਵਨ ਦੀ ਇੱਛਾ ਵੀ ਦੁੱਖਾਂ ਦਾ ਕਾਰਨ ਹੈ ਜੀਵਨ ਦਾ ਗੁਰੂਪ ਹੈ ਸਭ ਤੋਂ ਵੱਡਾ ਕਾਰਨ ਦੁੱਖਾਂ ਦਾ ਵੱਡੀ ਜਿਹੜੀ ਜਿਹਤੋਂ ਜੀ ਪੈਦਾ ਹੁੰਦੇ ਨੇ ਦੁੱਖ ਦੁੱਖਾਂ ਦੀ ਖਾਣ ਕੀ ਹੈ ਜੀਵਨ ਇੱਛਾ ਦੁੱਖਾਂ ਦੀ ਖਾਣ ਹੈ ਇਸ ਕਰਕੇ ਕਹਿ ਮਰਨ ਕਬੂਲ ਮਰਨ ਕਬੂਲ ਦਾ ਮਤਲਬ ਹੈ ਦੁੱਖਾਂ ਤੋਂ ਛੁਟਕਾਰਾ ਪਾ ਲੈ ਸਾਰੇ ਦੁੱਖਾਂ ਤੋਂ ਛੁਟਕਾਰਾ ਕੀ ਕਰਨ ਗਿਆ ਸੀ ਗੁਰੂ ਕੋਲ ਦੁੱਖ ਦੁੱਖ ਦੂਰ ਕਰਾਉਣੇ ਗਿਆ ਸੀ ਕਹਿੰਦੇ ਮਰਨ ਕਬੂਲ ਨਹੀਂ ਸਮਝਿਆ ਮਰਨ ਕਬੂਲ ਭੁੱਜਿਆ ਆਵੇ ਗੁਰੂ ਘਰ ਨੂੰ ਪੂਰ ਬੋਲੀ ਨਹੀਂ ਸਮਝਿਆ ਭੇਦ ਨਹੀਂ ਸਮਝਿਆ ਭੇਦ ਇਹ ਭੇਦ ਸੀ ਗੱਲ ਦਾ ਪੜਿਆ ਨਾ ਹੀ ਭੇਦ ਬੁੱਝਣ ਵਾਲੀ ਗੱਲ ਸੀ ਵੀ ਮੈਨੂੰ ਮਰਨ ਨੂੰ ਕਿਹਾ ਕਿਉਂ ਕਿਹਾ ਕਹਿੰਦਾ ਸਾਰੇ ਹੀ ਦੁੱਖ ਦੂਰ ਤੂੰ ਤਾਂ ਇੱਕ ਦੋ ਦੱਸੇਗਾ ਬਈ ਦੁੱਖ ਰਹੇ ਹੀ ਨਾ ਤੇਰਾ ਇੱਕ ਵੀ ਅੱਗੇ ਪਿੱਛੇ ਬਾਤੇ ਤੁਰ ਤੱਕ ਕਦੇ ਬਣਾ ਰਹੇ ਦੁੱਖ ਮਰਨ ਕਬੂਲ ਕਰ ਸਮਝੇ ਨਹੀਂ ਗੱਲ ਕੀ ਕਹੀ ਸੀ ਜੇ ਸਮਝ ਜਾਂਦੇ ਕਬੂਲ ਕਰ ਲੈ ਜਿਹੜੇ ਸਮਝ ਗਏ ਉਹਨਾਂ ਨੇ ਕਬੂਲ ਕਰ ਲਿਆ ਜਿਹੜੇ ਨਹੀਂ ਸਮਝੇ ਉਹ ਭਜਿਆ ਜੀਵਨ ਕੀ ਛਡਾ ਜੀਵਨ ਕੀ ਛਡਾ ਜੀਵਨ ਦੀ ਆਸ ਹੀ ਦੁੱਖਾਂ ਦਾ ਕਾਰਨ ਹੈ ਇਹ ਦੁੱਖਾਂ ਦੀ ਖਾਨ ਹੈ ਇਹ ਜੋ ਦੁੱਖ ਨਿਕਲਦੇ ਹੁਣ ਕੌਣ ਮੰਨੂ ਸੰਸਾਰੀ ਆਦਮੀ ਨੂੰ ਮੰਨੂਗਾ ਸੰਸਾਰੀ ਆਦਮੀ ਇਸ ਮਤ ਨੂੰ ਤਾਂ ਨਹੀਂ ਮੰਨਦੇ ਤਾਂ ਇਹ ਮਤ ਸੰਸਾਰ 'ਚ ਪ੍ਰਚਲਿਤ ਨਹੀਂ ਹੁੰਦੀ ਸੰਸਾਰ ਤੋਂ ਉਲਟੀ ਗੱਲ ਕਰਦੀ ਹੈ ਉੱਠੀ ਗੱਲ ਕਰਦੀ ਹੈ ਸੰਸਾਰ ਤੋਂ ਤਾਂ ਹੀ ਕਬੀਰ ਨੂੰ ਤਾਂ ਹੀ ਨਾਨਕ ਨੂੰ ਕਰਾਈਆ ਕਹਿੰਦੇ ਨੇ ਇਹ ਤਾਂ ਕਰਾਈਆ ਬਟੇਰਾ ਪਾਉਂਦੇ ਬਿਲਕੁਲ ਉਲਟੇਰਾ ਸੰਸਾਰ ਖਤਮ ਕਰਦਾ ਨਾ ਨਾਲੇ ਕਹਿੰਦੇ ਉਹ ਸੰਸਾਰ ਦੁੱਖਾਂ ਦਾ ਘਰ ਹੈ ਨਾਲੇ ਛੱਡਣਾ ਨਹੀਂ ਚਾਹੁੰਦੇ ਛੱਡਣਾ ਵੀ ਹੈ ਨਹੀਂ ਹੈ ਵੀ ਦੁੱਖਾਂ ਦਾ ਘਰ ਕੀ ਹੋਇਆ ਫਿਰ ਬੰਦਾ ਕੌਣ ਹੋਇਆ ਬੰਦਾ ਕੌਣ ਹੋਇਆ ਜਿਹੜਾ ਕਹਿੰਦਾ ਸੰਸਾਰ ਛੱਡਣਾ ਵੀ ਸੰਸਾਰ ਦੁੱਖਾਂ ਦਾ ਘਰ ਹੈ ਚਿੰਬੜਿਆ ਰਹਿ ਦੁੱਖਾਂ ਨਾਲ ਜਾਣ ਕੇ ਚੰਬੜਦਾ ਉੱਠੀ ਮਤ ਆਪਣਿਆਂ ਕਹਿਣਾ ਨਾਨਕ ਕਰਾਈਆ ਨਾਨਕ ਨੂੰ ਕਰਾਈਆ ਕਹਿੰਦਾ ਪੁੱਠੀ ਮਤ ਆਪਣੀ ਪਾਗਲ ਆਪ ਹੈ ਉਹਨੂੰ ਕਰਾਈਆ ਕਹਿੰਦਾ ਜਿਹੜਾ ਦਵਾਈ ਦੱਸਦਾ ਨਾ ਸਾਰੇ ਦੁੱਖਾਂ ਦੀ ਸਰਬ ਰੋਗ ਕੋਖ ਦਾ ਨਾਮ ਆ ਹੈ ਸਰਬ ਰੋਗ ਕੋਖ ਦਾ ਨਾਮ ਬਣਾਈ ਫਿਰਦੇ ਨੇ ਸਰਬ ਰੋਗ ਕੋਖ ਦਾ ਨਾਮ ਸਾਰੇ ਰੋਗਾਂ ਦਾ ਐਸੀ दारू ਲੋੜ ਲੋ ਜਿੱਤ ਬੰਦੇ ਰੋਕਾਂ ਕਹਣ ਪਾਣਾ ਮੰਨਣ ਨਾਲ ਇੱਛਾ ਖਤਮ ਨਾਲ ਇੱਕ ਰੋਗ ਨਹੀਂ ਰਹਿਣਾ ਕੋਈ ਦੁੱਖ ਰਹਿਦਾ ਹੀ ਨਹੀਂ ਜਿਹਦਾ ਰਹਿ ਗਿਆ 10 ਰੁਪਏ ਪਾਣਾ ਮੰਨੇ ਜੇ ਰਹੂਗਾ ਉਹਦਾ ਉਹਦੇ ਚ ਕਸੂਰ ਹੋਊ ਪਾਣਾ ਮੰਨਿਆ ਨਹੀਂ ਹੋਊਗਾ ਕੋ ਬਚਾ ਲਿਆ ਹੋਊਗਾ ਵਿੱਚ ਕੋ ਰੱਖ ਲਿਆ ਉਹ ਮਾੜੀ ਮੋਟੀਆਂ ਇੱਛਾਵਾਂ ਆਪਣੀ ਇੱਛਾ ਹੀ ਇੱਛਾ ਅਸਲ ਹੁੰਦੀ ਉਹ ਦੁੱਖ ਹੈ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਇੱਕ ਪਹਿਲੂ ਇੱਛਾ ਪਲਟ ਕੇ ਦੇਖੋ ਦੁੱਖ ਪਿਛਲੇ ਪਾਸੇ ਦੁੱਖ ਲੱਗਿਆ ਹੋਇਆ ਮੂਰੇ ਇੱਛਾ ਇਧਰਲਾ ਪਾਸਾ ਵਧੀਆ ਲੱਗਦਾ ਇੱਛਾ ਦਾ ਇੱਛਾ ਦਾ ਪਾਸਾ ਤਾਂ ਵਧੀਆ ਲੱਗਦਾ ਦੁੱਖ ਵਾਲਾ ਪਾਸਾ ਬੁਰਾ ਲੱਗਦਾ ਵਧੀਆ ਵਾਲਾ ਪਾਸਾ ਕਰਕੇ ਫੜਦਾ ਹੈ ਚਮਕਦਾ ਕੋਲੇ ਨੂੰ ਕਰਕੇ ਨਾ ਚਮਕਦਾ ਰਾਤ ਨੂੰ ਕੋਲਾ ਹੱਥ ਪਾ ਲੈਂਦਾ ਹੱਥ ਜਲ ਜਾਂਦਾ ਹੱਥ ਜਲੂ ਹੈ ਦੀਵਾ ਜਲਦਾ ਨਾ ਰਾਤ ਨੂੰ ਪਤੰਗਾ ਆਉਂਦਾ ਉਹਨੂੰ ਦੂਰੋਂ ਚੰਗਾ ਲੱਗਦੀ ਹੈ ਰੋਸ਼ਨੀ ਹਨੇਰੇ 'ਚ ਰੋਸ਼ਨੀ ਹੈ ਰੋਸ਼ਨੀ ਕੋਲ ਨੂੰ ਆਉਂਦਾ ਪਰ ਐਨੀ ਅਕਲ ਨਹੀਂ ਵਿੱਚ ਜੱਗ ਵੀ ਰੋਸ਼ਨੀ ਉਹ ਇੱਛਾ ਜਾਗਾ ਮਾਇਆ ਦੀ ਇੱਛਾ ਮਾਇਆ ਅੱਗ ਆਇਆ ਅਗਰ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਫਰੀਦ ਕਹਿੰਦਾ ਹੱਥ ਨਾਲ ਲਾਈ ਤੂੰ ਸੁਪੜੇ ਜਲ ਜਾਸੀ ਢੋਲਾ ਜਿਵੇਂ ਪਤੰਗੇ ਰਕਾ ਹੱਥ ਨਾਲ ਲਾਈ ਨੇੜੇ ਨਾ ਚਲੇ ਜਾਈ ਜਲ ਜਾਏਗਾ ਉਹ ਜਲ ਜਾਂਦਾ ਜਲ ਜਾਂਦਾ ਹੁਕਮ ਨਾ ਮੰਨਣ ਦਾ ਕਾਰਨ ਹੈ ਕਿ ਅੱਗੇ ਸਾਡੇ ਜਨਮ ਚੱਲਦੇ ਨੇ ਇੱਛਾਵਾਂ ਪੈਦਾ ਹੁੰਦੀਆਂ ਨੇ ਇੱਛਾਵਾਂ ਨਹੀਂ ਪੈਦਾ ਹੁੰਦੀਆਂ ਦੁੱਖ ਪੈਦਾ ਹੁੰਦੇ ਨੇ ਜਿੰਨਾ ਆਦਮੀ ਦੀਆਂ ਇੱਛਾ ਵਧਦੀਆਂ ਉਹਨੇ ਦੁੱਖ ਵਧਦੇ ਨੇ ਜਿੰਨੀਆਂ ਲੋੜਾਂ ਵਧਦੀਆਂ ਉਹਨੇ ਦੁੱਖ ਦੁੱਖ ਵਧਦੇ ਨੇ ਲੋੜ ਇੱਛਾ ਲੋੜੇ ਹੁੰਦੀ ਹੈ ਹੋਰ ਕੀ ਹੁੰਦਾ ਆ ਜਾਈਦਾ ਉਹ ਚਾਹੀਦਾ ਉਹ ਚਾਹੀਦਾ ਉਹ ਚਾਹੀਦਾ ਇੱਛਾ ਹੀ ਉਹਨੇ ਦੁੱਖ ਨੇ ਇਸ ਕਰਕੇ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿਆ ਜੋ ਹੁਕਮ ਨਾ ਕਹਿਆ ਜਾਏ ਇੱਛਾ ਬੋਲਣ ਤੋਂ ਬੋਲੀ ਦਾ ਜੋ ਹੈ ਨਹੀਂ ਇੱਛਾ ਪੈਦਾ ਹੋਗੀ ਚੁੱਪ ਹੋ ਕੇ ਮੂੰਹ ਚੁੱਪ ਹੈ ਪਰ ਚੁੱਪ ਨਹੀਂ ਹੈ ਮਨ ਨਹੀਂ ਚੁੱਪ ਹੈ ਆਤਮਾ ਚੁੱਪ ਨਹੀਂ ਇੱਛਾ ਨੂੰ ਪ੍ਰਗਟ ਨਹੀਂ ਕਰ ਰਹੀ ਪ੍ਰਗਟ ਕਰਾਂਗੇ ਬੋਲ ਕੇ ਪਰ ਬੁੱਝਣ ਵਾਲੇ ਨੇ ਤਾਂ ਇੱਛਾ ਪੈਦਾ ਹੁੰਦੀ ਸਾਰੇ ਬੁੱਝ ਲਈ ਤਾਂ ਬੁੱਝ ਲਈ ਹੁਕਮ ਨਾ ਕਹਿ ਜਾਈ ਹੁਕਮ ਹੀ ਹੋਵਣ ਜੀ ਹੁਕਮ ਮਿਲੇ ਵੜਿਆਈ ਜੀ ਜਿਹੜਾ ਜੀ ਅਟ ਹੋਇਆ ਨਾ ਆਪਣੇ ਮੂਲ ਤੇ ਜੀ ਆਪਣੇ ਮੂਲ ਤੇ ਸਮਾਇਆ ਹੁੰਦਾ ਜੀ ਅੰਡਾ ਜਗ ਜੀਵਨ ਅੰਡਾ ਇੱਕ ਦੋ ਹਿੱਸਿਆਂ ਦੇ ਡਿਵਾਈਡ ਹੁੰਦਾ ਆਪਣੇ ਜੀ ਨੂੰ ਆਪਣੇ ਮਨ ਨੂੰ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਕੋਈ ਕਰਦਾ ਜੀ ਦਾ ਇੱਥੇ ਅਰਥ ਮਨ ਹੈ ਮੇਰਾ ਮਨ ਨਹੀਂ ਲੱਗਦਾ ਮੇਰਾ ਜੀ ਲੱਗਦਾ ਜੀ ਨਹੀਂ ਲੱਗਦਾ ਮਨ ਨਹੀਂ ਲੱਗਦਾ ਜੀ ਦਾ ਅਰਥ ਮਨ ਹੁੰਦਾ ਹੈ ਇਹਦਾ ਮਨ ਅੱਡ ਕੀਤਾ ਇਹਦੇ ਨਾਲੋਂ ਤੇਰੀਆਂ ਇੱਛਾਵਾਂ ਦਾ ਬਟਾਰਾ ਅੱਡ ਕੀਤਾ ਹੈ ਤੇ ਮਨ ਚ ਇੱਛਾ ਪੈਦਾ ਮਨ ਤਾਂ ਹੈ ਇੱਛਾ ਦਾ ਬਟਾਰਾ ਹੋ ਰਿਹਾ ਹੈ ਹੀ ਮਨ ਵਿੱਚ ਇੱਛਾਵਾਂ ਪੈਦਾ ਹੋਣ ਦੀ ਬਿਮਾਰੀ ਸੀ ਬਾਦੀ ਸੀ ਇਹ ਬਾਦੀ ਛਡਾਉਣੀ ਹੈ ਛੱਡਣ ਵਾਸਤੇ ਆਇਆ ਹੈ ਇਹ ਬਿਮਾਰੀ ਕੀ ਹੈ ਸਾਨੂੰ ਅਸਰ ਮਨ ਦੇ ਵਿੱਚ ਇੱਛਾ ਪੈਦਾ ਹੋਣ ਲੱਗੀ ਇਹ ਕੌਰ ਅਸਣ ਲੱਗ ਗਿਆ ਕੌਰ ਅਸਣ ਲੱਗ ਜਾਂਦਾ ਜ਼ਖਮ ਰਸਣ ਲੱਗ ਗਿਆ ਰਿਸਣਾ ਬੰਦ ਕਰ ਦੋ ਰਾਮ ਆ ਜੂਗਾ ਬਸ ਰਿਸਣਾ ਬੰਦ ਕਰਨਾ ਇਹ ਚ ਇੱਛਾ ਰਿਸ ਰਹੀਆਂ ਨੇ ਰਿਸ ਜਿੰਨਾ ਜਿਹੜੇ ਇੱਛਾਵਾਂ ਰਿਸ ਰਹੀਆਂ ਨੇ ਨਾ ਉਹਨਾਂ ਜਰ ਮੱਖਣ ਨਹੀਂ ਰਿਸ ਉਹਨਾਂ ਜਰ ਨਾਮ ਨਹੀਂ ਰਿਸਦਾ ਇੱਛਾਵਾਂ ਰਿਸਦੀਆਂ ਨੇ ਮਨ ਵਿੱਚੋਂ ਇੱਛਾਵਾਂ ਰਿਸਦੀਆਂ ਨੇ ਚਿੱਤ ਵਿੱਚੋਂ ਨਾਮ ਰਿਸਦਾ ਹੀ ਜਿੱਦਣ ਇੱਛਾ ਦਾ ਰਸਾਉ ਬੰਦ ਹੋ ਜਾਊਗਾ ਕੁਝ ਦੇਰ ਬਾਅਦ ਅੰਦਰੋਂ ਜ਼ਖਮ ਠੀਕ ਹੋ ਜਾਊਗਾ ਨਾਮ ਰਸਣ ਲੱਗ ਜੂ ਦੂਏ ਪਾਸੇ ਨਾਮ ਦੇ ਫੁਰਨੇ ਪੈਦਾ ਹੋਣ ਲੱਗ ਨਾਮ ਕਿਉਂ ਨਹੀਂ ਰਸਦਾ ਨਾਮ ਕੀ ਹੈ ਸੱਚ ਦੀ ਇੱਛਾ ਸੱਚੇ ਨਾਮ ਦੀ ਭੂਖ ਹੈ ਉਹ ਰਸਾਉ ਹੈ ਇਹ ਝੂਠੇ ਦੀ ਭੁੱਖ ਹੈ ਮਨ ਝੂਠਾ ਹੈ ਝੂਠੇ ਦੀ ਭੁੱਖ ਇਹ ਤੋਂ ਰਿਸਦੀ ਹੈ ਇਹ ਤੋਂ ਪੈਦਾ ਹੁੰਦੀ ਹੈ ਭੁੱਖ ਜਿੰਨੀਆਂ ਚਾਹਾਂ ਨੇ ਇਹ ਭੁੱਖਾਂ ਹੀ ਨੇ ਸਾਡੀਆਂ ਭੁੱਖਿਆ ਭੁੱਖ ਨਾ ਉਤਰ ਮਾਇਆ ਦੀ ਭੁੱਖ ਮਾਇਆ ਦੀ ਇੱਛਾ ਮਾਇਆ ਦੀ ਨਾਮ ਦੀ ਭੁੱਖ ਨਹੀਂ ਜਾਗਦੀ ਜਿੰਨਾ ਚਿਰ ਮਾਇਆ ਦੀ ਭੁੱਖ ਹੈ ਮਾਇਆ ਦੀ ਭੁੱਖ ਬੰਦ ਹੋ ਜੂਗੀ ਇੱਛਾ ਬੰਦ ਹੋ ਜਾਣਗੀ ਨਾਮ ਦੀ ਇੱਛਾ ਜਾਗੇਗੀ ਇੱਛਾ ਇੱਕੋ ਹੀ ਰਸਮੀ ਹੈ ਦੋ ਨਹੀਂ ਅੰਦਰਲੇ ਮਨ ਦੇ ਵਿੱਚੋਂ ਰਸੂ ਫਿਰ ਮਨ ਦੋ ਨੇ ਨਾ ਇੱਕ ਅੰਦਰਲਾ ਇੱਕ ਬਾਹਰਲਾ ਅੰਦਰਲੇ ਮਨ ਨੂੰ ਚਿੱਤ ਕਹਿੰਦੇ ਆ ਉਹ ਸ਼ੁੱਧ ਹੈ ਉਹ ਜੋ ਫਿਰ ਨਾਮ ਦੀ ਭੁੱਖ ਪੈਦਾ ਸੱਚੇ ਨਾਮ ਕੀ ਲਾਗਾ ਭੁੱਖ ਜਿੱਦਾਂ ਸਾਚੇ ਨਾਮ ਦੀ ਭੁੱਖ ਪੈਦਾ ਹੋਊਗੀ ਇਹਦੇ ਅੰਦਰ ਉਦੜੇ ਨੂੰ ਨਾਮ ਮਿਲੂਗਾ ਉਦੜੇ ਜੋ ਨਾਮ ਪ੍ਰਗਟ ਹੋਊਗਾ ਫਿਰ ਆਪ ਹੀ ਖਾਊਗਾ ਦੂਜਿਆਂ ਨੂੰ ਵੀ ਦਊਗਾ ਹੁਕਮੀ ਹੋਵੇ ਜੀ ਖਾਓ ਖਾਚੋ ਰਣਵੜ ਟੋਟ ਬਸ ਹੋ ਜਾਈ ਅੰਦਰੋਂ ਵਧੀ ਜਾਣਾ ਨਿਕਲਣ ਲੱਗਿਆ ਵਧੀ ਜਾਣਾ ਵਧੀ ਜਾਣਾ ਜਿੰਨੇ ਮਰਜੀ ਖਾਈ ਜਾਣ ਮੁਕਣਾ ਹੀ ਨਹੀਂ ਜਿੰਨ ਕੀ ਬਰਕਤ ਖਾਏ ਅਸੰਖ ਕਰੋੜ ਅਸੰਖ ਕਰੋੜ ਇੱਕ ਬੰਦੇ ਦੀ ਬਰਕਤ ਨੂੰ ਕਰੋੜਾਂ ਆਦਮੀ ਚਾਹੇ ਖਾ ਲਣ ਮੁਕਦਾ ਹੀ ਨਹੀਂ ਗੁਰਬਾਣੀ ਜਿੰਨੇ ਮਰਜੀ ਖਾ ਲਣ ਮੁਕਦੀ ਹੋਈ ਨਹੀਂ ਬਿਲੋ ਜਿੰਨੇ ਮਰਜੀ ਇਹ ਨਹੀਂ ਮੁਕਦਾ ਗਿਆਨ ਉਹ ਤਾਂ ਅੱਖਰਾਂ ਦੇ ਗਲੇ ਚ ਕਰ ਲੋ ਪ੍ਰਗਟ ਖਾ ਲੋ ਹੁਕਮੀ ਹੋਣ ਜੀ ਆ ਜਿਹੜੇ ਜੀ ਪੈਦਾ ਹੋਏ ਨੇ ਮਨ ਅੱਡ ਕਰਤਾ ਅੱਡ ਕਰਕੇ ਮਾਇਆ ਨਾਲ ਜੋੜਦਾ ਕਿਉਂਕਿ ਮਾਇਆ ਦੀ ਭੁੱਖ ਹੈ ਨਾ ਕਿਸੇ ਕਰਕੇ ਨੂੰ ਕਹੇ ਮਾਇਆ ਦੀ ਭੁੱਖ ਕਰਕੇ ਜਨਮ ਹੋਇਆ ਤਿਆਗ ਦੇ ਗਾਹ ਦਾ ਜਨਮ ਨਾ ਹੋਵੇ ਤੇਰਾ ਪਿੱਛੇ ਮਾਇਆ ਦੀ ਭੁੱਖ ਰਹਿ ਗਈ ਸੀ ਕੱਚਾ ਟੁੱਟ ਗਿਆ ਬੜ ਦੇ ਵਿੱਚ ਲੱਗਿਆ ਸੀ ਫਲ ਦਰਖਤ ਨੂੰ ਕੱਚਾ ਟੁੱਟ ਗਿਆ ਮਾਇਆ ਦੀ ਜੋ ਤੈਨੂੰ ਤੁਖ ਸੀ ਤਾਂ ਜਨਮ ਆ ਲੈ ਹੁਣ ਮਾਇਆ ਦੀ ਭੁੱਖ ਪੂਰੀ ਕਰ ਲੈ ਛੱਡ ਦੇ ਸਮਝ ਲੈ ਸਮਝ ਬਿਨਾ ਮਾਇਆ ਦੀ ਭੁੱਖ ਪੂਰੀ ਨਹੀਂ ਹੁੰਦੀ ਸਮਝ ਗਿਆ ਕਿ ਭੁੱਖ ਪੂਰੀ ਹੋਣ ਵਾਲੀ ਹੋਈ ਨਹੀਂ ਜਿੰਨੀ ਮਾਇਆ ਸ੍ਰਿਸ਼ਟੀ ਚ ਇਹਦੇ ਨਾਲ ਭੁੱਖ ਪੂਰੀ ਹੋਣੀ ਨਹੀਂ ਇੱਕ ਆਦਮੀ ਦੀ ਨਹੀਂ ਹੋਣੀ ਇਹ ਪੋਸੀਬਲ ਨਹੀਂ ਭੁੱਖ ਪੂਰੀ ਹੋਣੀ ਇਹ ਭੁੱਖ ਦਾ ਤਿਆਗ ਕਰਨਾ ਪੈਣਾ ਭੁੱਖਿਆ ਭੁੱਖ ਨਾ ਉਤਰੇ ਪੁੱਤਰ ਦੀ ਕਾਰਨ ਦੀ ਭੁੱਖ ਹੋਗੀ ਵੀ ਮਾਇਆ ਨਹੀਂ ਹੈ ਇਹ ਕਾਰਨ ਦੀ ਭੁੱਖ ਕਰਨ ਜੋਗੀ ਸਾਰੀ ਸ੍ਰਿਸ਼ਟੀ ਦੀ ਮਾਇਆ ਨਹੀਂ ਹੈ ਇਸ ਕਰੇ ਭੁੱਖ ਜਿਹੜੀ ਪੂਰੀ ਹੋਣੀ ਹੁੰਦੀ ਉਹਦਾ ਤਿਆਗ ਹੈ ਚੰਗਾ ਜਿਹੜੀ ਇੱਛਾ ਪੂਰੀ ਨਹੀਂ ਹੋਣੀ ਇੱਛਾ ਹੀ ਛੱਡ ਦੇਣੀ ਚਾਹੀਦੀ ਉਹ ਇੱਛਾ ਤਿਆਗ ਜੇ ਉਹ ਇੱਛਾ ਨਹੀਂ ਜਾਗੂ ਉਹ ਨੁਕਸਾਨ ਹੋਊਗਾ ਜਿਹੜੀ ਇੱਛਾ ਸਾਨੂੰ ਪਤਾ ਪੂਰੀ ਨਹੀਂ ਹੋਣੀ ਛੱਡ ਦੇਣੀ ਚਾਹੀਦੀ ਅਕਲਮੰਦੀ ਉਹਦੇ ਨੂੰ ਛੱਡ ਦੇਣ ਵਿੱਚ ਦੱਸ ਛੱਡ ਛੱਡੇ ਤੇ ਪੂਰੀ ਹੋ ਗਈ ਉਹ ਛੱਡੇ ਤੇ ਪੂਰੀ ਹੋ ਗਈ ਜੇ ਰੱਖੀ ਹੋਈ ਆ ਪੂਰੀ ਨਹੀਂ ਹੋਣੀ ਜਿੱਦਣ ਛੱਡਤੀ ਪੂਰੀ ਹੋ ਗਈ ਸਭੇ ਇੱਛਾ ਪੂਰੀਆਂ ਦਾ ਮਤਲਬ ਹੈ ਛੱਡੇ ਦੇ ਬਾਅਦ ਸਮਝ ਆ ਜੂ ਵੀ ਇੱਛਾ ਬੇਵਕੂਫੀ ਸੀ ਇੱਛਾ ਹੀ ਬੇਵਕੂਫੀ ਸੀ ਮੇਰੀ ਇੱਛਾ ਪੈਦਾ ਹੋਣੀ ਪਾਗਲਪਣ ਸੀ ਮਾਇਆ ਦੀ ਪਾਗਲਪਣ ਕਰਕੇ ਡੱਚੇ ਘੁੰਮਦਾ ਫਿਰਦਾ ਅਕਲ ਲੈਣੇ ਆਇਆ ਹੋਇਆ ਬਵੇਕ ਬੁੱਧੀ ਡਿਵੈਲਪ ਕਰਨਾ ਆਇਆ ਜਦੋਂ ਬਵੇਕ ਬੁੱਧੀ ਆ ਗਈ ਅਕਲ ਆ ਜੂ ਬਵੇਕ ਬੁੱਧੀ ਅਸਲ ਦੇ ਵਿੱਚ ਅਕਲ ਇਦੋਂ ਘੱਟ ਵਾਲੀ ਅਕਲ ਅਕਲ ਨਹੀਂ ਕਹਿੰਦੇ ਬਵੇਕ ਬੁੱਧ ਜਿਹੜੀ ਹੈਗੀ ਹੈ ਉਹ ਤੋਂ ਘੱਟ ਅਕਲ ਜਿਹੜੀ ਹੈ ਉਹ ਜੰਮਣ ਮਨ ਚ ਰੱਖਦੀ ਹੈ ਉਦੋਂ ਘਟ ਵਾਲੀ ਜਿਹੜੀ ਅਗਲਾ ਕਿੰਨੀ ਉਹ ਹੋਵੇ ਜਾਏ ਉਹ ਜੰਮਣ ਮਨ ਚ ਰੱਖਦੀ ਭਗਤਾਂ ਕੋਲ ਬਵੇਕ ਬੁੱਧੀ ਤੋਂ ਘਟ ਅਸਲ ਸੀ ਤਾਂ ਜਨਮ ਹੋਇਆ ਚਾਹੇ ਰੱਤੀ ਘਟ ਸੀ ਚਾਹੇ ਅੱਧੀ ਰੱਤੀਓ ਘਟ ਸੀ ਘਟ ਜ਼ਰੂਰ ਸੀ ਘਟ ਬਿਨਾ ਜਨਮ ਨਹੀਂ ਹੋ ਸਕਦਾ ਉਹ ਘਾਟਾ ਹੀ ਪੂਰਾ ਕਰਨਾ ਹੈ ਸਾਰੇ ਘਾਟਾ ਆਪਣਾ ਦਾ ਪੂਰਾ ਸੌਖਾ ਹੀ ਕਰ ਲਿਆ ਉਹਨਾਂ ਨੇ ਲਾਭ ਜਿਹੜਾ ਸੰਸਾਰ ਨੂੰ ਦੇਤਾ ਉਹ ਆਪਣਾ ਘਾਟਾ ਦਾ ਪੂਰਾ ਸੌਖਾ ਹੀ ਕਰ ਲਿਆ ਥਾ ਹੀ ਥੋੜਾ ਭਲੇਖਾ ਸੀ ਭਲੇਖਾ ਹੀ ਘਾਟਾ ਹੁੰਦਾ ਭਲੇਖਾ ਹੀ ਘਾਟਾ ਸੀ ਔਰ ਭਲੇਖਾ ਸੀ ਭਲੇਖਾ ਛੇਦੀਓ ਦੂਰ ਹੋ ਗਿਆ ਛੜਤੀ ਉਹ ਮਾਇਆ ਵਾਲੀ ਭੁੱਖ ਨਾਨਕ ਕਦੇ ਜਾਂਦੇ ਨਹੀਂ ਛੱਡੀ ਹੋਈ ਸੀ ਕਿਤੇ ਮਾੜੀ ਮੋਟੀ ਹੋਊਗਾ ਸਮਾਨ ਘਰਦਿਆਂ ਨੂੰ ਚੰਗਾ ਨਹੀਂ ਸੀ ਲੱਗਦਾ ਮਾਇਆ ਦੀ ਭੁੱਖ ਛੱਡਤੀ ਕਮਾਵੇ ਕਿ ਮੈਂ ਜਿਹਨੂੰ ਮਾਇਆ ਦੀ ਭੁੱਖ ਸੰਸਾਰੀ ਬੰਦਾ ਬਣੇ ਕਿ ਮੈਂ ਜਿਹਨੂੰ ਮਾਇਆ ਦੀ ਭੁੱਖ ਹੈਗੀ ਜਿਉਂਦੇ ਨੂੰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੰਸਾਰੀ ਬੰਦਾ ਚੰਗਾ ਲੱਗਦਾ ਕਾਰੋਬਾਰ ਕਰੇ ਖਾਨਦਾਨਾਂ ਨੂੰ ਉੱਚਾ ਕਰੇ ਹੁਣ ਨੀਵਾ ਹੋ ਗਿਆ ਹੁਣ ਨਾਨਕ ਨੇ ਨੀਵਾ ਕਰਤਾ ਉਹ ਉੱਚਾ ਕਰਨ ਲੱਗਿਆ ਹੈ ਉਹ ਸਮਝਦੇ ਨੇ ਵੀ ਇਹ ਡੋਬਣ ਲੱਗਿਆ ਹੈ ਹੁਣ ਉਹਨਾਂ ਦਾ ਪਤਾ ਉੱਚਾ ਕਿਵੇਂ ਹੁੰਦਾ ਨੀਵਾ ਕਿਵੇਂ ਹੁੰਦਾ ਜਿਹੜੇ ਨੀਵੇਂ ਨੇ ਖੜੇ ਉਹ ਨੂੰ ਆਪਣੇ ਵੱਲ ਨੂੰ ਖਿੱਚਦੇ ਨੇ ਨੀਵੇਂ ਵੱਲ ਨੂੰ ਉਹ ਨੀਵੇਂ ਵਾਲੇ ਪਾਸੇ ਨੂੰ ਉੱਚਾ ਸਮਝਦੇ ਨੇ ਮਾਇਆ ਦੀ ਵਡਿਆਈ ਨੀਵੀਂ ਪੱਧਰ ਨੂੰ ਨੀਵੀਂ ਹੈ ਮਾਇਆ ਦੀ ਵਡਿਆਈ ਤਾਂ ਨਰਕ ਵੱਲ ਨੂੰ ਜਾਣ ਵਾਲੀ ਹੈ ਨੀਵੇਂ ਸਰ ਨੂੰ ਜਾਣ ਵਾਲੀ ਹੈ ਰਾਜੋ ਨਰਕ ਤਾਂ ਹੀ ਗਿਆ ਉਹ ਉਸ ਨੂੰ ਕਹਿੰਦਾ ਸੰਸਾਰੀ ਸੋਚ ਮੁਤਾਬਕ ਉਹ ਵੱਡੇ ਨੇ ਜਿਹੜੇ ਜ਼ਿਆਦਾ ਡੂੰਘੇ ਟੋਏ 'ਚ ਖੜਾ ਉਹ ਕਹਿੰਦਾ ਮੈਂ ਵੱਡਾ ਸੰਤ ਪੂਰਾ ਮੇਰਾ ਡੂੰਘਾ ਜ਼ਿਆਦਾ ਹੈ ਮੈਂ 80 ਪੌੜੀਆਂ ਉਤਰ ਕੇ ਜਾਂਦਾ ਤੇ ਪੰਜ ਪੌੜੀਆਂ ਉਤਰ ਕੇ ਜਾਂਦਾ ਅਸੀਂ ਉਹ ਜਾਣੀਆਂ ਬੈਠੀਆਂ ਨੇ ਮੈਨੂੰ ਕੋਈ ਉੱਚੇ ਜ਼ਿਆਦਾ ਬੈਠਾ ਪਹਾੜ ਤੇ ਉਹ ਕਹਿੰਦਾ ਮੈਂ ਵੱਡਾ ਮੈਂ ਕਿਹੜੀ ਕਿਸੇ ਤੇ ਬੈਠਾ ਮਾਇਆ ਦੇ ਵਿੱਚ ਹੈ ਸਭ ਕੁਝ ਉਹ ਦ੍ਰਿਸ਼ਟੀ ਕੋਣ ਮਾਇਆ ਵਾਲਾ ਸਭ ਵੱਡਾ ਨਹੀਂ ਹੈ ਵੱਡਾ ਉਹ ਹੈ ਜਿਹਨੇ ਪਾਣਾ ਮੰਨਿਆ ਜਿਹਨੇ ਪਾ ਇਹ ਹੀ ਨਹੀਂ ਮੰਨ ਹੁੰਦਾ ਨਾ ਸਭ ਤੋਂ ਔਖਾ ਕੰਮ ਜਿਹੜਾ ਕਰੇ ਵੱਡਾ ਉਹ ਹੁੰਦਾ ਨਾ ਦੁਨੀਆ 'ਚ ਸਭ ਤੋਂ ਔਖਾ ਕੰਮ ਹੈ ਪਾਣਾ ਮੰਨਣਾ ਸਾਰੇ ਤੋਂ ਔਖੇ ਨੇ ਕੰਮ ਸਾਰੇ ਹੀ ਵੱਡਾ ਵੱਡ ਕੰਮ ਕਰੀ ਜਾਂਦੇ ਨੇ ਹੋਰ ਜਿਹੜਾ ਕੰਮ ਮਰਜ਼ੀ ਲੈ ਲਓ ਔਖਾ ਦੋ ਦੁਨੀਆ ਉਸੇ ਨੂੰ ਪੈ ਜਾਂਦੇ ਨੇ ਔਖਾ ਹੀ ਕਰਨਾ ਸਭ ਤੋਂ ਔਖਾ ਕੰਮ ਪਾਣਾ ਮੰਨਣਾ ਮੰਨ ਕੇ ਦਿਖਾਓ ਕੋਈ ਉਹਦਾ ਕੰਪੀਟੀਸ਼ਨ ਨਹੀਂ ਕਿਸੇ ਨਾਲ ਇਹ ਤੋਂ ਉੱਪਰ ਕੋਈ ਜਾ ਨਹੀਂ ਸਕਦਾ ਹੁਣ ਆਸ਼ੀਰਵਾਦ ਮਿਲਦਾ ਇਹ ਤੋਂ ਉੱਪਰ ਕੋਈ ਦੁਨੀਆ ਦੀ ਵਡਿਆਈ ਹੈ ਹੋਈ ਨਹੀਂ ਮੰਨ ਕੇ ਤਾਂ ਦਿਖਾਓ ਰਾਸ਼ਟਰਪਤੀ ਦਾ ਜਿਹਨੂੰ ਉਹ ਮਿਲ ਜਾਂਦਾ ਪੁਰਸਕਾਰ ਉਹ ਆਕੜੇ ਫਿਰਦੇ ਮੈਨੂੰ ਜੀ 골ਡ ਮੈਡਲ ਮਿਲ ਗਿਆ ਮੈਨੂੰ ਆ ਉਹ ਮੈਡਲ ਕਿਸੇ ਨੂੰ ਪੁੱਛਣਾ ਵੀ ਨਹੀਂ ਹੈ ਅੰਗਰੇਜ਼ਾਂ ਦੇ ਰਾਜ ਬਥੇਰੇ ਮਿਲੇ ਤੇ ਕੋਈ ਨਹੀਂ ਪੁੱਛਦਾ ਉਹ ਤੋਂ ਪਹਿਲੇ ਰਣਜੀਤ ਸਿੰਘ ਦੇ ਦਿੱਤੇ ਹੋਣੇ ਨੇ ਕੋਈ ਨਹੀਂ ਪੁੱਛਦਾ ਮੁਗਲਾਂ ਦੇ ਦਿੱਤੇ ਹੋਣੇ ਕੋਈ ਨਹੀਂ ਪੁੱਛਦਾ ਪੁੱਛਦਾ ਕੋਈ ਉਦੋਂ 2-4000 ਸਾਲ ਪਹਿਲਾਂ ਦੇ ਹੋਣੇ ਨੇ ਕੋਈ ਨਹੀਂ ਪੁੱਛਦਾ ਧਰੂ ਪ੍ਰਲਾਦ ਦੇ ਨੂੰ ਇੱਥੇ ਹੀ ਪੁੱਛਦੇ ਨੇ ਲੋਕ ਧਰੂ ਪ੍ਰਲਾਦ ਨੂੰ ਜੋ ਮੈਡਲ ਮਿਲਿਆ ਭਗਤੀ ਦਾ ਇੱਥੇ ਹੀ ਪੁੱਛਦੇ ਨੇ ਉਹਨਾਂ ਦੀ ਗੱਲ ਚੱਲਦੀ ਹੈ ਉਹਨਾਂ ਨੂੰ ਭੁੱਲ ਗਏ ਸਾਰੇ ਵੱਡੇ ਵੱਡੇ ਰਾਜੇ ਹੋਏ ਰਾਜੇ ਨੂੰ ਭੁੱਲ ਗਏ ਲੋਕ ਇਹਨੂੰ ਕਦੇ ਨਹੀਂ ਭੁੱਲੇ ਕੋ 골ਡ ਮੈਡਲ ਹੈ ਨਾ ਹੋਰ ਸੋਨਾ ਹੀ ਹੈ ਨਾ ਸੰਸਾਰੀ ਚੀਜ਼ ਹੈ ਇਹਨਾਂ ਨੇ ਕਿਹਾ ਤੈਸਾ ਸੋਨ ਤੈਸੀ ਉਸ ਮਾਟੀ ਇਹਨਾਂ ਨੂੰ 골ਡ ਮੈਡਲ ਮਿੱਟੀ ਬਰਾਬਰ ਹੀ ਹੈ ਭਗਤਾਂ ਨੂੰ ਮਿੱਟੀ ਸਮਝਦੇ ਨੇ 골ਡ ਮੈਡਲ ਸਮਝਦੇ ਨੇ ਕਹਿੰਦੇ ਮਿੱਟੀ ਯਾਰ ਮਿੱਟੀ ਦਾ ਹੋਇਆ ਕੰਮ ਹੀ ਕੋਈ ਗੱਲ ਹੈ ਜੇ ਕਿਸੇ ਦੀ ਠਿਕਰੀ ਦੇ ਵਿੱਚ ਪਾ ਕੇ ਦੇਤੀ ਅਸੀਂ ਤਾਂ ਵੀ ਸਾਨੂੰ ਬਰਾਬਰ ਹੈ ਉਹ 골ਡ ਵਾਲਾ ਵੀ ਬਰਾਬਰ ਹੈ ਦੁਨੀਆ ਕੀਆਂ ਮੜਿਆਈਆਂ ਅੱਗੀ ਸੇਤੀ ਜਾਲ ਅਗ ਨਾ ਜਾਲਦੇ ਹੋਏ ਨਾ ਇਹਦੇ ਖਾਤਰੇ ਆ ਲੜਾਈਆਂ ਸਾਰੀਆਂ ਠੰਡੀ ਜੰਗ ਗਰਮ ਜੰਗ ਇਹਦੇ ਵਾਸਤੇ ਹੀ ਹੈ ਜਿੰਦਾਬਾਦ ਮੁਰਦਾਬਾਦ ਇਹਦੇ ਵਾਸਤੇ ਹੀ ਹੈ ਇਲੈਕਸ਼ਨ ਇਹਦੇ ਵਾਸਤੇ ਹੀ ਨੇ ਮਾਰ ਕਾਟ ਇਹਦੇ ਵਾਸਤੇ ਹੀ ਹੈ ਦੁਨੀਆ ਦੀ ਵਿੜੇ ਵਾਸਤੇ ਪਾੜਾ ਮੰਨਣ ਔਖਾ ਕੰਮ ਦੁਨੀਆ 'ਚ ਕੋਈ ਨਹੀਂ ਸਭ ਤੋਂ ਸੌਖੇ ਕੰਮ ਆਪਣੇ ਮਨ ਨੂੰ ਮਾਰੇ ਤੇ ਬਿਨਾ ਪਾੜਾ ਨਹੀਂ ਮੰਨਿਆ ਜਾ ਸਕਦਾ ਇੱਛਾ ਮਾਰਨੀ ਮਨ ਮਾਰਨਾ ਬਰਾਬਰ ਜਿਹਨੇ ਆਪਣੀ ਇੱਛਾ ਮਾਰ ਲਈ ਉਹਨੇ ਮਨ ਮਾਰਨਾ ਅਸਲ ਜੇ ਮਨ ਮਰਦਾ ਨਹੀਂ ਮਨ ਅਮਰ ਹੋ ਜਾਂਦਾ ਇੱਛਾ ਮਾਰੀ ਤੇ ਮਰਦਾ ਹੀ ਉਹਨਾਂ ਜਰਾ ਜਿੰਨਾ ਚਿਰੇ ਦੀ ਇੱਛਾ ਹੈ ਇਹ ਜਮਦਾ ਮਰਦਾ ਹੀ ਉਹ ਉਹਨਾਂ ਜਰਾ ਜਿੰਨਾ ਚਿਰੇ ਦੀ ਇੱਛਾ ਜਿੰਨਾ ਇੱਛਾ ਛੱਡਦੀਆਂ ਅਮਰ ਹੋ ਜੂਗਾ ਐਸੀ ਮਰਨੀ ਜੋ ਮੜੇ ਮਰੇ ਹੋਰ ਨਾ ਮਰਨਾ ਹੋਏ ਐਸੀ ਮਰਨੀ ਹੈ ਇੱਛਾ ਦੀ ਤਿਆਗ ਕਰਨੀ ਐਸੀ ਮਰਨੀ ਹੈ ਦੁਬਾਰਾ ਮਰਨਾ ਹੋਣਾ ਹੀ ਨਹੀਂ ਅਮਰ ਹੋ ਜਾਂਦਾ ਮਰਦਾ ਮਰਦਾ ਜਗ ਬੂਆ ਸਾਰੇ ਸੰਸਾਰ ਰੋਜ਼ ਮਰਦੇ ਨੇ ਮਰ ਵੀ ਨਾ ਜਾਣੇ ਕੋਈ ਸੰਸਾਰ ਨਹੀਂ ਜਾਣਿਆ ਕਿ ਮਰਨਾ ਕਹਿੰਦੇ ਕਿਨੂੰ ਨੇ ਸੰਸਾਰ ਸਰੀਰ ਦੇ ਤਿਆਗ ਨੂੰ ਮਰਨਾ ਮੰਨਦਾ ਹੈ ਮਰਨਾ ਹੁੰਦਾ ਹੀ ਨਹੀਂ ਗੁਰਬਾਣੀ ਨਹੀਂ ਮੰਨਦੀ ਇਹਨੂੰ ਮਰਨਾ ਗੁਰਬਾਣੀ ਨਹੀਂ ਮੰਨਦੀ ਇਹ ਮਰਨਾ ਇਹ ਚੋਲਾ ਬਦਲੇ ਮਰਿਆ ਕਿੱਥੇ ਜੇ ਕਿਤੇ ਮਰ ਜਵੇ ਇੱਛਾ ਤਿਆਗ ਦੇਵੇ ਜਿਉਂਦੇ ਜੀ ਮਰਨਾ ਮਰਨਾ ਹੋਏ ਬਣਨਾ ਲਗਦਾ ਇਹ ਸੋਨਾ ਹੀ ਬਣਦਾ ਇੱਛਾ ਤਿਆਗ ਕੇ ਇਛਾਵਾਂ ਦਾ ਹੀ ਹਾਂ ਇੱਛਾਵਾਂ ਨੂੰ ਮਾਰ ਦੇਵੇ ਆਪਣੇ ਅੰਦਰੋਂ ਇੱਛਾਵਾਂ ਮਾਰਦਾ ਮਾਰਦਾ ਸਭ ਕੁਝ ਹੀ ਮਰ ਜਾਂਦਾ ਪਹਿਲਾਂ ਹੀ ਬੈਰ ਵਿਰੋਧ ਮਰ ਜਾਂਦਾ ਕਾਮ ਕ੍ਰੋਧ ਮਰ ਜਾਂਦਾ ਲੋਭ ਮੋਹ ਮਰ ਜਾਂਦਾ ਇੱਛਾਵਾਂ ਮਰਦੀਆਂ ਹੀ ਜਾਂਦੇ ਨੇ ਜੇ ਸਭ ਮਰ ਜਾਂਦਾ ਹੈ ਸਾਰੇ ਉਗਣ ਮਰ ਜਾਂਦੇ ਨੇ ਇੱਛਾ ਜਦ ਮਰਦੀ ਹੈ ਜਦ ਪਰ ਟਾਰਗੇਟ ਇੱਛਾ ਮਾਰਨ ਦਾ ਰੱਖੇ ਇੱਛਾ ਮਾਰਨ ਦਾ ਟਾਰਗੇਟ ਸਭ ਕੁਝ ਪਹਿਲਾਂ ਪਹਿਲਾਂ ਹੀ ਮਰ ਜਾਣਾ ਆਖਰ ਜਾ ਕੇ ਇੱਛਾ ਦਾ ਨੰਬਰ ਹੋਣਾ ਇਸੇ ਨੂੰ ਮਰਨਾ ਕਹਿੰਦੇ ਨੇ ਮਰ ਕੀ ਨਾ ਜਾਣਿਆ ਕੋਈ ਅਸਲੀ ਮਰਨਾ ਕੀ ਹੁੰਦਾ ਸੰਸਾਰ ਨੇ ਜਾੜੇ ਨਹੀਂ ਐਸੀ ਮਰਨੀ ਜੇ ਮਰੇ ਬੋਲ ਨਾ ਮਰਨਾ ਹੋਏ ਕਿਆ ਜਾਣੇ ਕਬ ਮਰेंगे ਕੈਸਾ ਮਰਨਾ ਹੋਏ ਗੁਰੂ ਮਹਾਰਾਜ ਜੀ ਕਹਿੰਦੇ ਪਤਾ ਨਹੀਂ ਛਾਵਾਂ ਕਦੋਂ ਮੁਕਣਗੇ ਮੇਰੀ ਕਿਆ ਜਾਣੇ ਕਬ ਮਰेंगे ਪਤਾ ਨਹੀਂ ਇੱਛਾਵਾਂ ਕਿੱਦਣ ਮੁੱਕਣਗੀਆਂ ਇਹ ਛੇੜਾ ਛੱਡਦੀਆਂ ਨਹੀਂ ਮਾਰ ਰਹੇ ਆ ਰੋਜ਼ ਹੋਰ ਮਾਰ ਰਹੇ ਆ ਰੋਜ਼ ਪੈਦਾ ਹੋ ਜਾਂਦੀ ਹੋਰ ਮਾਰ ਰਹੇ ਆ ਰੋਜ਼ ਪੈਦਾ ਹੋ ਜਾਂਦੀ ਕਿਆ ਜਾਣੇ ਕਬ ਮਰेंगे ਕੈਸਾ ਮਰਨਾ ਹੋਏ ਮਰਨ ਤੋਂ ਬਾਅਦ ਕਿਹੋ ਜਿਹਾ ਆਨੰਦ ਹੋਊਗਾ ਜਦੇ ਪਤਾ ਲੱਗੂਗਾ ਨਾ ਕੈਸਾ ਮਰਨਾ ਹੈ ਮਰਨ ਦੇ ਬਾਅਦ ਕੀ ਹੋਊ ਕਬੀਰ ਕੀ ਕਹਿੰਦਾ ਕਬੀਰ ਜਿਸ ਦਿਨ ਹੋਮ ਹੁਆ ਪਾਛੇ ਪਿਆ ਆਨੰਦ ਆਨੰਦ ਤਾਂ ਪਿੱਛੋਂ ਹੋਇਆ ਨਾ ਆਨੰਦ ਪਿੱਛੋਂ ਹੋਣਾ ਪਹਿਲਾਂ ਇੱਛਾਵਾਂ ਛੱਡਣੀ ਪੈਣੀ ਮੈਂ ਮਿਲਿਆ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਮਨ ਤਾਂ ਆਪਣੇ ਉਹਦੇ ਵਿੱਚ ਮਿਲ ਗਿਆ ਬੋਲ ਚ ਸੁਆ ਗਿਆ ਮੈਂ ਮਿਲਿਆ ਪ੍ਰਭ ਆਪਣਾ ਮੈਨੂੰ ਆਪਣਾ ਪ੍ਰਭ ਮਿਲ ਗਿਆ ਮੈਨੂੰ ਆਪਣਾ ਮੂਲ ਮਿਲ ਗਿਆ ਮੈਂ ਜੋਤੀ ਜੋਤ ਸਮਾ ਗਿਆ ਇਹਨੂੰ ਐ ਜੋਤੀ ਜੋਤ ਉਦੋਂ ਸਮਾ ਗਿਆ ਜਦੋਂ ਮਰਿਆ ਸੀ ਇਹ ਮੰਨਦੇ ਮਰਨ ਵਾਲੇ ਮੌਤ ਹੈ ਇਹ ਜਿਹੜੇ ਜੋਤੀ ਜੋਤ ਸਮਾਉਣ ਦੇ ਦਿਨ ਮਨਾਉਂਦੇ ਨੇ ਨਾ ਇਹ ਸਾਰੇ ਮੂਰਖਾਂ ਦੇ ਨੇ ਇਹਨਾਂ ਨੂੰ ਕੀ ਪਤਾ ਜੋਤੀ ਜੋਤ ਇਹ ਮਨਮੁਖ ਨੇ ਸਰੀਰ ਦੇ ਮਰਨ ਨਾਲ ਇਹਨਾਂ ਦਾ ਮਰਨਾ ਸਰੀਰ ਦੇ ਜੰਮਣ ਨਾਲ ਜੰਮਣਾ ਇਹ ਜਿਹੜੇ ਗੁਰਪੁਰਬ ਨੇ ਇਹਨਾਂ ਨੂੰ ਕੀ ਪਤਾ ਗੱਲ ਕੀ ਹੈ ਮੂਰਖ ਨੇ ਗੁਰੂਆਂ ਨੇ ਕਿਉਂ ਨਹੀਂ ਮਨਾਇਆ ਪਹਿਲਾਂ ਉਹਨਾਂ ਨੂੰ ਪਤਾ ਸੀ ਇਹਨਾਂ ਨੂੰ ਪਤਾ ਕੋਈ ਨਹੀਂ ਇਹ ਤਾਂ ਪਿਓਰ ਹਿੰਦੂ ਨੇ ਵਧੀਆ ਹਿੰਦੂ ਨੇ ਘਟਿਆ ਨਹੀਂ ਹੈਗੇ ਜਿੱਦਾਂ ਹੋਮੇ ਛੱਡਤੀ ਮੈਂ ਆਪਣਾ ਵਜੂਦ ਖਤਮ ਕਰ ਲਿਆ ਮੇਰੀ ਇੱਛਾ ਹੀ ਨਹੀਂ ਜਿਉਣ ਦੀ ਮਰਨਾ ਹੀ ਕਬੂਲ ਕਰ ਲਿਆ ਉਦੋਂ ਮਰ ਗਿਆ ਜਦੋਂ ਨੇ ਕਬੂਲ ਕਰ ਲਿਆ ਮਰਨਾ ਫਿਰ ਹੋਰ ਕੋਈ ਜਾ ਵੀ ਕਹਿੰਦਾ ਮੈਂ ਕਬੂਲ ਕੀਤਾ ਸੀ ਮਰਨ ਨੂੰ ਮੈਂ ਤਾਂ ਮਰਿਆ ਹੀ ਨਹੀਂ ਇਹ ਗੱਲ ਹੋਈ ਗੁਰੂ ਨੂੰ ਪੁੱਛਿਆ ਜਾ ਕੇ ਸਵਾਲ ਕਰਦਾ ਮੈਂ ਮਰਾਂ ਮੈਂ ਕਿਉਂ ਨਹੀਂ ਮਰਿਆ ਮੈਂ ਕਿਉਂ ਨਹੀਂ ਮਰਿਆ ਕਿਵੇਂ ਮਰੂੰਗਾ ਮੈਂ ਕੈਸੇ ਬੱਬ ਕੈਸੇ ਮਰੂੰ ਉਹ ਮੈਨੂੰ ਤਾਂ ਹੋਰ ਕੁਝ ਹੈ ਕਰ ਗਿਆ ਮੇਰੇ ਤੋਂ ਪੜਨਾ ਪੜਦਾ ਲਾ ਕੇ ਲੈ ਗਿਆ ਕਹਿੰਦਾ ਤੂੰ ਮਰ ਗਿਆ ਉਹ ਜਿਹੜਾ ਕਾਲ ਸਿੱਧੇ ਮੇਰੀ ਕਲੰਕ ਉਹ ਲਾ ਕੇ ਧੋ ਗਿਆ ਕਹਿੰਦਾ ਮਰ ਗਿਆ ਬਸ ਤੂੰ ਮੈਂ ਕਿਹਾ ਚੰਗੀ ਗੱਲ ਹੈ ਮਰਿਆ ਤਾਂ ਮੈਂ ਹੈ ਨਹੀਂ ਤੂੰ ਕਹਿੰਦਾ ਮਰ ਗਿਆ ਉਹ ਕਹਿੰਦਾ ਅਬ ਕੈਸੇ ਮਰੂੰ ਸੰਸਾਰ ਨੂੰ ਕਹਿ ਰਿਹਾ ਮਾਰਨ ਵਾਲੇ ਤਾਂ ਮਾਰਿਆ ਨਹੀਂ ਉਹਨੇ ਤਾਂ ਮੈਨੂੰ ਅਮਰ ਕਰਤਾ ਜਿਹੜਾ ਕਹਿੰਦਾ ਮਰ ਜਾ ਮਰਨ ਮਰਨ ਕਬੂਲ ਕਰ ਉਹ ਕਰ ਗਿਆ ਮੈਨੂੰ ਅਮਰ ਹੁਣ ਤੁਸੀਂ ਦੱਸੋ ਮੈਂ ਕਿਵੇਂ ਕਿਵੇਂ ਮਰਾਂ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਮੇਰਾ ਜਾਂ ਮਨ ਨੂੰ ਮਨ ਮੰਨਿਆ ਹੁਣ ਮੈਂ ਮਰਾਂ ਕਿਵੇਂ ਮਾਰਨ ਵਾਲਾ ਤਾਂ ਮਾਰਦਾ ਨਹੀਂ ਹੁਣ ਮਾਰਨ ਵਾਲਾ ਮਾਰਦਾ ਨਹੀਂ ਤੇ ਦਸਮ ਪਾਸ਼ਾ ਨੇ ਤਲਵਾਰ ਕਿਵੇਂ ਚਲਾਤੀ ਉਹ ਮਰਡ ਬੰਨ ਵਾਲੇ ਅਸੀਂ ਜਿਹਨਾਂ ਨੇ ਕਿਵੇਂ ਚਲਾਤੀ ਉਹ ਤਲਵਾਰ ਤਲਵਾਰ ਚਲਾਈ ਦੀ ਹੁੰਦੀ ਆ ਫਿਰ ਜਿਹਦਾ ਮਰਨ ਮਨ ਮੰਨ ਜਵੇ ਉਹਦੇ ਤੇ ਤਲਵਾਰ ਚੱਲਦੀ ਨਹੀਂ ਹੁੰਦੀ ਉਹ ਮਰ ਉਹ ਤਾਂ ਮਰ ਹੋ ਜਾਂਦਾ ਮੂਰਖਾਂ ਦੇ ਬੱਲੇ ਪੈ ਗਈ ਗੱਲ ਮੂਰਖਾਂ ਦਾ ਕੀ ਹੁੰਦਾ ਜੋ ਮਰਜ਼ੀ ਲਿਖੀ ਜਾਣੇ ਨੂੰ ਕਿਹੜਾ ਪਤਾ ਹੈ ਅਸੇ ਦਾ ਕੀ ਗੱਲ ਅਬ ਕੈਸੇ ਮਰੂ ਮਰਨ ਮਨ ਮੰਨਿਆ ਜਵਾਬ ਕੀ ਆਇਆ ਅੱਗੇ ਕਹਿੰਦੇ ਮਰ ਮਰ ਗਏ ਜਿਨ ਰਾਮ ਨਾ ਜਾਣਿਆ ਉਹ ਮੂਰਖਾ ਮਰਦੇ ਹੁੰਦੇ ਨੇ ਜਿਨ੍ਹਾਂ ਨੇ ਰਾਮ ਜਾਣਿਆ ਨਹੀਂ ਜਿਨ੍ਹਾਂ ਨੇ ਜਾਣ ਲਿਆ ਉਹ ਨਹੀਂ ਮਰਦਾ ਹੁੰਦਾ ਤੇਰਾ ਪਰਮ ਦਾ ਪਰਦਾ ਚੱਕਿਆ ਤਾਂ ਮੇਰਾ ਦਰਸ਼ਨ ਕਰ ਲਿਆ ਹੁਣ ਤੂੰ ਕਿਵੇਂ ਮਰੇਗਾ ਰਾਮ ਨੇ ਪਰਮ ਦਾ ਪਰਦਾ ਜਾਂ ਚੱਕਿਆ ਰਾਮ ਦਾ ਦਰਸ਼ਨ ਹੋ ਗਿਆ ਹੁਣ ਤੂੰ ਨਹੀਂ ਮਰ ਸਕਦਾ ਤੈਨੂੰ ਨਹੀਂ ਕੋਈ ਜੰਮਿਆ ਮਾਰਨ ਵਾਲਾ ਹੁਣ ਤੋਂ ਮੌਜ ਕਰ ਜੰਮਣ ਮਰਨ ਦਾ ਭਰਮ ਗਿਆ ਹਾਂ ਜੰਮਣ ਮਰਨ ਦਾ ਭਰਮ ਗਿਆ ਭਰਮ ਸੀ ਜੰਮਣ ਮਰਨ ਦਾ ਗੁਰਸਾਖੀ ਜਾਗੀ ਅਗੁਰਸਾਖੀ ਜਾਗੀ ਹੈ ਆ ਸਾਖੀ ਫਿਰ ਫਿਰ ਬਾਣੀ ਪ੍ਰਗਟ ਹੋਈ ਹੈ ਗੁਰੂ ਦੀ ਸਿੱਖਿਆ ਫਿਰ ਜਾਗੀ ਹੈ ਅੰਦਰੋਂ ਫਿਰ ਉਹਨੇ ਜੋ ਲਿਖਿਆ ਕਬੀਰ ਨੇ ਉਹ ਗੁਰਬਾਣੀ 'ਚ ਦਰਜ ਹੈ ਪਹਿਲਾ ਬੀਜ ਰੱਦ ਕਰਤਾ ਗੁਰਸਾਖੀ ਜਾਗੀ ਦਾ ਮਤਲਬ ਗੁਰੂ ਦੀ ਸਿੱਖਿਆ ਅੰਦਰੋਂ ਜਾਗੀ ਹੈ ਉਹ ਸੋਈ ਹੋਈ ਬੁੱਧ ਜਾਗੀ ਹੈ ਵਿਚਾਰੇ ਕੀ ਜਾਣੂ ਗੱਲਾਂ ਕੀ ਨੇ ਇਹ ਤਾਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਦੀ ਰੀਸ ਕੀੜਿਆਂ ਨੇ ਰੀਸ ਗੱਲ ਲਈ ਧਰਤੀ ਦੇ ਚੱਲਣ ਵਾਲੇ ਕੀੜੇ ਨੇ ਨਾ ਜਿਹੜੇ ਉਹ ਵਿਚਾਰੇ ਆਕਾਸ਼ ਚੋਂ ਕੀ ਜਾਣ ਆਕਾਸ਼ ਕੀ ਹੈ ਹੁਕਮੀ ਹੋਵਣ ਜੀ ਜਿਹੜੇ ਜੀ ਨੇ ਜੀ ਆਪਣਾ ਮਨ ਹੈ ਮਨ ਅੱਡ ਕਰਕੇ ਦਿਖਾਓ ਤੁਸੀਂ ਆਪਣੇ ਨੂੰ ਅੱਡ ਹੋ ਜਾਂਦਾ ਸਾਡਾ ਵੀ ਮਨ ਕਿਤੇ ਚਲਾ ਜਾਂਦਾ ਇਹ ਮਨ ਹੈ ਸਰੀਰ ਦੇ ਵਿੱਚ ਅਟੈਚ ਹੈ ਮਨ ਕਰਕੇ ਸਰੀਰ ਜਿਉਂਦਾ ਇਸ ਕਰਕੇ ਮਰਨਾ ਮਨੇ ਨਹੀਂ ਮਰਨਾ ਚਾਹੁੰਦਾ ਮਨੇ ਮਾਇਆ 'ਚ ਫਸਿਆ ਹੋਇਆ ਹੋਤਾ ਨਹੀਂ ਕੋ ਫਸਿਆ ਮਨ ਮਾਇਆ ਮੈਂ ਮਨ ਅੱਡ ਹੋ ਕੇ ਮਾਇਆ 'ਚ ਫਸਿਆ ਅੱਡ ਕਿਹਦੇ ਨਾਲ ਹੋਇਆ ਹੋ ਨਾਲ ਟਾਈਮ ਦਿੱਤਾ ਇੰਨਾ ਜਰ ਮਨ ਅੱਡ ਹੋ ਕੇ ਸਰੀਰ ਦੇ ਵਿੱਚ ਕਮਾਂਡ ਕਰ ਸਕਦਾ ਹੈ ਕਮਾਂਡ ਆਪਣੀ ਸ਼ਕਤੀ ਨੂੰ ਮਨ ਸਰੀਰ ਆਪਣੀ ਸ਼ਕਤੀ ਨਾਲ ਵੱਖਰੀ ਕਰਕੇ ਮਾਇਆ 'ਚ ਖੇਡ ਸਕਦਾ ਹੈ ਮਾਇਆ ਨੂੰ ਵਰਤ ਸਕਦਾ ਹੈ ਭੱਜ ਸਕਦਾ ਹੈ ਦੌੜ ਸਕਦਾ ਹੈ ਸੁਣ ਸਕਦਾ ਹੈ ਸਮਝ ਸਕਦਾ ਹੈ ਬੋਲ ਸਕਦਾ ਹੈ ਜਿਹੜਾ ਕੁਝ ਕਰ ਰਹੇ ਹਾਂ ਅਸੀਂ ਇਹ ਹੁਕਮ ਜਿੰਨਾ ਚਿਰ ਹੁਕਮ ਹੈ ਉਹਨਾਂ ਚਿਰ ਵਾਸਤੇ ਕਰੂਗਾ ਉਹ ਹੁਕਮ ਹੈ ਜੀਵਨ ਉਹਨਾਂ ਚਿਰ ਦਾ ਜੀਵਨ ਹੁਕਮੀ ਹੋਵਣ ਜੀ ਜੀ ਅੱਡ ਹੋਇਆ ਕਿਹਦੇ ਨਾਲ ਅੱਡ ਹੋਇਆ ਜੀ ਆਪਣੇ ਮੂਲ ਨਾਲ ਆਪਣੇ ਮੂਲ ਨਾਲ ਅੱਡ ਹੋਇਆ ਅੱਡ ਹੋ ਕੇ ਮਾਇਆ ਚ ਫਸਿਆ ਹੈ ਕਾਹਦੇ ਵਾਸਤੇ ਫਸਿਆ ਇੱਛਾਵਾਂ ਖਤਮ ਕਰਨ ਵਾਸਤੇ ਮਾਰਨ ਵਾਸਤੇ ਇੱਛਾ ਨੂੰ ਮਾਰਨ ਵਾਸਤੇ ਇੱਛਾਵਾਂ ਨੂੰ ਮਾਰਨਾ ਮਾਇਆ ਦੀ ਭੁੱਖ ਨੂੰ ਮਾਰਨਾ ਔਗਣਾ ਨੂੰ ਮਾਰਨਾ ਸ਼ੁੱਧ ਹੋਣਾ ਮੰਨੇ ਮਰ ਕੇ ਉਹਦੇ ਵਾਸਤੇ ਆਇਆ ਜਨਮ ਲਿਆ ਮਨੁੱਖਾ ਇਹ ਸ਼ੁੱਧ ਦੀ ਬਜਾਏ ਅਸ਼ੁੱਧ ਹੋਈ ਜਾਂਦਾ ਸੰਸਾਰੀ ਪਦਾਰਥਾਂ ਨਾਲ ਜੁੜ ਕੇ ਸੰਸਾਰੀ ਤਰੱਕੀ ਨਾਲ ਜੁੜ ਕੇ ਸੰਸਾਰੀ ਲੋਕ ਭਲਾਈ ਨਾਲ ਜੁੜ ਕੇ ਜੋ ਵੀ ਕੁਝ ਕਰਦਾ ਹੈ ਨਾਮ ਤੇ ਬਿਨਾ ਸਾਰੇ ਨਾਲ ਵਲੀਨ ਹੁੰਦਾ ਚਾਹੇ ਕਿੱਡਾ ਹੀ ਧਰਮ ਦਾ ਕੰਮ ਹੈ ਜਿਹੜੇ ਪਾਠ ਪੜ੍ਹੇ ਔਰ ਵੇਦ ਵਿਚਾਰਿਓ ਉਹ ਕਰਦੇ ਥੇ ਉਹ ਅੱਛੇ ਕੰਮ ਵੀ ਬਹੁਤ ਕਰਦੇ ਥੇ ਜੱਗ ਵੀ ਕਰਦੇ ਥੇ ਜਿਹੜੇ ਲੋਕ ਭਲਾਈ ਕਰਦੇ ਸਾਡਾ ਸਿੱਖਾਂ ਦੀ ਉਹ ਵੀ ਇਹ ਕਰਦੇ ਥੇ ਉਹਨਾਂ ਦਾ ਕੱਖ ਮਿਲਿਆ ਨਾ ਤੁਹਾਨੂੰ ਕੀ ਮਿਲ ਜੂ ਇਹਨਾਂ ਨੂੰ ਕੀ ਮਿਲ ਜੂ ਕੁਛ ਨਹੀਂ ਮਿਲਣਾ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਅਜਿੰਨੀ ਕਮਾਈ ਹੋਰ ਕਰਦੇ ਨੇ ਉਹ ਤਾਂ ਇੱਥੇ ਹੀ ਖੋਲ ਰਹੀ ਹੈ ਨਾਮ ਤੋਂ ਬਿਨਾਂ ਕੋਈ ਜਾਣੇ ਨਹੀਂ ਦੇਣਾ ਨਾਲ ਇੱਥੇ ਦੀ ਮਾਇਆ ਦੇ ਨਾਲ ਜੋ ਕੁਝ ਕੀਤਾ ਹੋਇਆ ਉਹ ਇੱਥੇ ਹੀ ਰਹਿ ਜਾਣਾ ਜੇ ਭਲਾ ਕਰਦੇ ਹੋ ਸਮਝਦੇ ਹੋ ਮੈਂ ਕੁਝ ਕਰਦਾ ਉਹਦੇ ਨਾਲ ਨੁਕਸਾਨ ਹੋ ਗਿਆ ਕਹਾਂ ਦਾ ਜਰੂਰ ਭਰਮ ਪੈਦਾ ਹੋ ਗਿਆ ਜਿੰਨੇ ਲੋਕ ਚੰਗੇ ਕੰਮ ਕਰਦੇ ਨੇ ਹਸਪਤਾਲ ਖੋਲਦੇ ਨੇ ਚਾਹੇ ਕੁਝ ਵੀ ਕਰਦੇ ਨੇ ਭਰਮ ਉਹਨਾਂ ਦਾ ਗਾੜਾ ਹੋਈ ਜਾਂਦਾ ਅਸੀਂ ਧਰਮ ਆਦਮੀ ਆ ਪਾੜ ਲਿਆ ਉਹਨਾਂ ਨੇ ਧਰਮ ਕਹੇ ਨਹੀਂ ਹੋ ਤਾਂ ਹੀ ਲਿਖਿਆ ਸੀ ਪਾਠ ਪੜ੍ਹੇ ਔਰ ਵੇਦ ਵਿਚਾਰਿਓ ਨਿਵਲ ਭਇਮ ਸਾਧੇ ਪੰਜ ਜਨਾ ਸੋ ਸੰਗਨਾ ਛੁੱਟ ਕੇ ਅਦਕ ਅਹਮ ਬੁੱਧ ਐਵੇਂ ਹੰਕਾਰ ਇਹਨਾਂ ਨੂੰ ਹੋ ਹੰਕਾਰ ਕਰਕੇ ਜੀ ਲੜਦੇ ਨੇ ਕਿਦੂ ਹੰਕਾਰ ਕਰਕੇ ਬੋਲੀ ਹੰਕਾਰ ਅੜ ਗਿਆ ਹੰਕਾਰ ਕਰਕੇ ਕਹਿੰਦੇ ਨੇ ਮੈਂ ਕੁਝ ਕਰਦਾ ਹੰਕਾਰ ਕਰਕੇ ਹੀ ਬਾਣਾ ਨਹੀਂ ਮੰਨਦੇ ਭਾਣੇ ਤੋਂ ਨਹੀਂ ਮੰਨਦੇ ਹੰਕਾਰ ਕਰਕੇ ਹੰਕਾਰ ਨਹੀਂ ਮੰਨਣਾ ਉਹ ਤਾਂ ਆਪਣੇ ਭਾਣੇ ਚੱਲਦੇ ਨੇ ਆਪਣੀ ਮਰਜ਼ੀ ਦਾ ਧਰਮ ਹੈ ਉਹਨਾਂ ਦਾ ਆਪਣੀ ਮਰਜ਼ੀ ਦਾ ਕੰਮ ਚੁਣਿਆ ਹੋਇਆ ਕਰਨਾ ਧਰਮ ਦਾ ਉੱਥੇ ਤਾਂ ਮਰਜ਼ੀ ਖੜੀ ਹਰ ਕੰਮ 'ਚ ਉਹਨਾਂ ਦੀ ਉਹ ਧਰਮ ਕਿੱਥੇ ਹੈ ਗੁਰੂ ਨਾਨਕ ਵਾਲਾ ਗੁਰਮਤ ਵਾਲਾ ਧਰਮ ਨਹੀਂ ਹੋਰ ਹੋਵੇ ਉਹਨਾਂ ਦੇ ਮਨ ਮਰਜ਼ੀ ਵਾਲਾ ਧਰਮ ਮਨ ਮਰਜ਼ੀ ਵਾਲੇ ਧਰਮ ਬੰਧਨਾਂ 'ਚ ਪਾਉਣ ਵਾਲੇ ਨੇ ਸਾਰੇ ਹੀ ਮਨ ਵਰਗੀ ਦੇ ਤੁਹਾਨੂੰ ਸਾਰੇ ਬੰਧਨਾਂ 'ਚ ਪਾਉਣ ਵਾਲੇ ਨੇ ਬੰਧਨਾਂ ਤੋਂ ਮੁਕਤ ਕਰਨ ਵਾਲਾ ਕੋਈ ਤੁਹਾਨੂੰ ਕਰਮ ਧਰਮ ਨੇ ਆ ਕਰਮ ਧਰਮ ਦਾ ਬੰਧਨਾਂ ਲਿਖਿਆ ਹੋਇਆ ਹੈ ਬੰਧਨ ਨਹੀਂ ਪਾਉਣ ਵਾਲੇ ਸਭ ਬੰਧਨ ਨੇ ਤੋੜੇ ਬੰਦਨ ਹੋਵੇ ਮੁਕਤ ਸ਼ਬਦ ਮਨ ਵਸਾਏ ਜੇ ਗੁਰਬਾਣੀ ਨੂੰ ਮਨ ਚ ਵਸਾ ਲਵੇ ਫੇਰ ਬੰਦਨ ਤੋੜੂਗਾ ਫਿਰ ਮੁਕਤ ਹੋਊਗਾ ਇਹਦਾ ਬਦਲਣਾ ਤੋਂ ਇਹ ਤਾਂ ਕੰਮ ਪਰਮੇਸ਼ਰ ਦਾ ਜਿਹੜਾ ਤੁਸੀਂ ਕਰਨ ਲੱਗੇ ਤੁਸੀਂ ਉਹਨੂੰ ਧਰਮ ਮੰਨ ਕੇ ਨਾ ਕਰੋ ਧਰਮੇ ਤੋਂ ਅਲੱਗ ਹੈ ਇਹ ਉਹ ਬਿਨਾਂ ਧਰਮ ਤੇ ਕਰੀ ਜਾਓ ਧਰਮ ਮੰਨ ਕੇ ਕਰਨਾ ਗਲਤ ਹੈ ਕਰਨਾ ਨਹੀਂ ਗਲਤ ਹੈ ਉਹ ਨੂੰ ਰੋਟੀ ਨਹੀਂ ਪਾਪ ਨਹੀਂ ਹੈ ਜਿਹਨੂੰ ਦਵਾਈ ਦੀ ਲੋੜ ਹੈ ਤੇ ਮਰਦ ਕਰਨੀ ਦਵਾਈ ਨੂੰ ਇਹ ਨਹੀਂ ਹੈ ਪਰ ਧਰਮ ਮੰਨ ਕੇ ਕਰਨਾ ਗਲਤ ਹੈ ਇਹ ਧਰਮ ਨਹੀਂ ਧਰਮ ਨਹੀਂ ਹੈ ਕਿ ਪਰਮੇਸ਼ਰ ਦਾ ਹੁਕਮ ਸੀ ਮੇਰੇ ਮਨ ਚ ਫੁੱਲਣਾ ਠਾਲਿਆ ਉਹਨੇ ਇਹਨੂੰ ਦੇ ਦੇ ਮੈਂ ਦੇਤਾ ਉਹਨੇ ਦੁਆਇਆ ਮੈਂ ਦੇਤਾ ਮੈਂ ਤਾਂ ਚਪੜਾ ਸੀ ਤੇ ਧਰਮ ਨਹੀਂ ਰਿਹਾ ਧਰਮ ਨਹੀਂ ਹੈ ਇਹ ਧਰਮ ਨਹੀਂ ਹੈ ਨਾ ਪੈਸਾ ਮੇਰਾ ਸੀ ਇਹਦਾ ਹਿੱਸਾ ਸੀ ਇਹਨੂੰ ਇਹਦਾ ਮਿਲਿਆ ਦਮੜਾ ਤੇ ਸੀਗਾ ਜੋ ਖਰਚਿਆ ਔਰ ਇਹਨੇ ਖਰਚਿਆ ਇਹਨੇ ਖਾਦਾ ਇਹਦਾ ਹੀ ਦਮੜਾ ਸੀ ਮੇਰਾ ਨਹੀਂ ਸੀ ਹੁਣ ਜਾ ਸੀ ਕਹਿੰਦੇ ਮੈਂ ਦਿੱਤਾ ਨਵੜਾ ਮੇਰਾ ਸੀ ਮੈਂ ਦਿੱਤਾ ਖਾਏ ਰਿਹਾ ਉਹ ਤਾਂ ਪਰਮ ਨੇ ਫਿਰ ਜਹਾਂ ਦਾਣੇ ਤਾਂ ਕਾਣੇ ਨਾਨਕਾ ਸਾਚੇ ਫਿਰ ਕਿੱਥੇ ਰਹਿ ਗਏ ਜਾਂ ਦਾਣੇ ਤਾਂ ਖਾਣੇ ਨਾ ਨਾਲੇ ਕਹਿੰਦੇ ਦਾਣੇ ਦਾਣੇ ਉੱਤੇ ਲਿਖਾ ਖਾਣੇ ਵਾਲੇ ਕਰੋ ਫਿਰ ਵੀ ਅਸੀਂ ਲੰਗਰ ਚਲਾਉਨੇ ਇਹ ਸਾਰੇ ਮੂਰਖ ਨੇ ਮੂੰਹ ਨਾਲ ਕੁਝ ਕਹਿੰਦੇ ਨੇ ਕਰਦੇ ਕੁਝ ਉਹ ਨਾ ਪੜੇ ਵੀ ਜਾਂਦੇ ਨੇ ਕੰਮ ਫਿਰ ਹੋਈ ਗਈ ਜਾਂਦੇ ਉਹੀ ਮੰਨ ਕੇ ਕਰੀ ਜਾਂਦੇ ਸਭ ਮੈਂ ਪਾਣੇ ਚ ਚੱਲਣ ਦੇ ਬਿਨਾ ਕੁਝ ਸਭ ਕੁਝ ਭਰਮ ਪਾਣਾ ਮੰਨਣ ਤੋਂ ਸਵਾ ਸਭ ਕੁਝ ਕਰਨਾ ਜੋ ਕੁਝ ਹੋ ਰਿਹਾ ਪਾਣੇ 'ਚ ਹੋ ਰਿਹਾ ਜੋ ਮੇਤੋਂ ਵੀ ਹੋ ਰਿਹਾ ਉਹ ਵੀ ਪਾਣੇ 'ਚ ਹੋ ਰਿਹਾ ਜੇ ਮੈਂ ਕਿਸੇ ਦੀ ਮਦਦ ਕਰ ਲਿਆ ਉਹ ਪਰਮੇਸ਼ਰ ਕਰਾ ਰਿਹਾ ਮੈਂ ਕਰ ਲਿਆ ਮੈਂ ਤਾਂ ਉਹਦਾ ਨੌਕਰ ਹਾਂ ਮੈਂ ਕਰਮ ਕਰਦਾ ਹੋਏ ਨੇ ਕਾਮੀ ਤਾਂ ਹੁੰਦਾ ਜੇ ਪਾਣੀ ਚੱਲੂਗਾ ਕਰਮ ਕਰਨਾ ਨਹੀਂ ਛੱਡਿਆ ਹੈ ਕਰਮ ਕਰਦਾ ਹੋਏ ਨੇ ਕਾਮੀ ਵਾਲੀ ਥਿਊਰੀ ਨਾਲ ਚੱਲਣੀ ਉਹ ਤਾਂ ਉਹ ਜੇ ਉਹਨੂੰ ਸਮਝੇ ਪਾਣੀ ਉਹ ਤੋਂ ਸਖਣੇ ਨੇ ਜਿਹੜੇ ਸਭ ਫਸਾਉਣ ਵਾਲਾ ਧਰਮ ਜਿਹੜੇ ਗੱਲ ਤੋਂ ਸਖਣਾ ਕੁਝ ਕਰਦੇ ਨੇ ਫਸਦੇ ਨੇ ਉਹ ਮੈਂ ਕਰਤਾ ਮੈਂ ਕਰਤਾ ਗਰਭ ਜੋਨ ਮੈਂ ਫਿਰਤਾ ਨਾਲ ਜਦ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਬਸ ਇਹ ਹੀ ਗਿਆਨ ਵਿਹੀਨ ਕੰਮ ਕਰਦਾ ਉਹੀ ਫਸਦਾ ਗਿਆਨਵਾਨ ਕੰਮ ਕਰਦਾ ਫਸਦਾ ਨਹੀਂ ਇਹ ਸਾਰੇ ਫਸਾਉਣ ਵਾਲੇ ਨੇ ਕੰਮ ਇਹ ਧਰਮ ਬੰਨਣ ਪਾਉਣ ਵਾਲੇ ਨੇ ਇਹ ਕਰਦੇ ਹੋਏ ਬੰਨਣ ਪੈਣ ਨਹੀਂ ਦੇਣੇ ਫਸਲ ਤੋਂ ਹੀ ਬਚਣਾ ਹੈ ਧਰਮ ਕਰਕੇ ਸੰਸਾਰੀ ਧਰਮ ਕਰਕੇ ਫਸਲ ਨੂੰ ਥਾਂ ਹੈ ਛੁੱਟਣ ਨੂੰ ਥਾਂ ਨਹੀਂ ਹੈ ਫਸਲ ਨੂੰ ਥਾਂ ਇਹ ਫੰਕਸ਼ਨ ਕੀ ਵੇਲੇ ਜਿਹੜੇ ਸਾਰੇ ਜਾਣਦੇ ਨੇ ਫੰਕਸ਼ਨ ਕੀ ਵੇਲੇ ਹੀ ਹੈ ਫੰਕਸ਼ਨ ਕੀ ਵੀ ਸਭ ਕੋ ਜਾਣਾ ਹੈ ਹਸਪਤਾਲ ਬਣਾਤਾ ਸਾਰੇ ਜਾਣਦੇ ਨੇ ਫੰਕਸ਼ਨ ਕੀ ਵੇਲੇ ਹੈ ਗੁਰਬਾਣੀ ਨੂੰ ਫਾਂਸਣ ਕਿਵੇਂ ਕਹਿੰਦੀ ਹੈ ਸੰਸਾਰ ਨੂੰ ਚੰਗਾ ਕਹਿੰਦਾ ਗੁਰਬਾਣੀ ਨਹੀਂ ਚੰਗਾ ਕਹਿੰਦੀ ਚੰਗਾ ਤਾਂ ਹੈ ਜੇ ਤੂੰ ਆਪ ਨਾ ਫਸੇ ਫਾਂਸਣ ਕਿਵੇਂ ਸਭ ਕੋ ਜਾਣ ਲੰਗਰ ਚਲਾਉਣਾ ਫਾਂਸਣ ਕਿਵੇਂ ਦਾ ਜਰਸੀਆਂ ਲੈਣੀਆਂ ਬੂੜ ਫਾਂਸਣ ਕਿਵੇਂ ਦਾ ਹੰਕਾਰ ਪੈਦਾ ਕਰੂ ਤੁਹਾਡੇ ਚ ਹੰਕਾਰ ਨਾ ਪੈਦਾ ਹੋਵੇ ਅਲਰਟ ਰਹਿ ਕੇ ਕਰੇ ਸਾਵਧਾਨ ਇਕਾਗਰ ਚੀਤ ਹੋ ਕੇ ਕਰੇ ਸੁਪਣੀਆਂ ਡੰਗ ਮਾਰ ਦਿੰਦੀ ਹੈ ਮਾਇਆ ਮਾਇਆ ਲਗਣੀ ਹੈ ਮਾਇਆ ਨਾਲ ਇਹ ਡਾਂਗੇ ਨੇ ਮਾਰ ਦੇਣਾ ਹੰਕਾਰ ਕਰ ਦੇਣਾ ਡਾਂਗ ਨਾ ਮਾਰ ਦਵੇ ਤਾਂ ਰਾਤ ਤੋਂ ਪਟਕਾ ਦਿੰਦੀ ਹੈ ਜਦ ਮੈਂ ਕਰਤਾ ਨਹੀਂ ਹੋਣਾ ਚਾਹੀਦਾ ਜਬਲਕ ਜਾਣੇ ਮੈਂ ਕਿਸ ਕਰਤਾ ਜੇ ਮੈਂ ਨਹੀਂ ਕਰਤਾ ਹੁਕਮ ਚ ਪੜਨੇ ਜਾ ਜਬ ਲਗ ਮੈਂ ਕਰਤਾ ਪਾਣੀ ਚ ਨਹੀਂ ਹੈ ਪਾਣੀ ਚ ਰਹਿ ਕੇ ਸਭ ਕੁਝ ਕਰਦਾ ਫਿਰ ਮੈਂ ਕਰਤਾ ਨਹੀਂ ਆਉਂਦਾ ਤਾਂ ਹੀ ਬਚਤ ਹੈ ਬਚਤ ਹੈ ਹੀ ਨਹੀਂ ਇਹ ਸਭ ਕੁਝ ਕਰਦਾ ਕਰਦਾ ਜੇ ਬਚ ਰਹੇ ਨਾ ਹੰਕਾਰ ਤੋਂ ਹੰਕਾਰ ਦੇ ਫਸਣ ਦਾ ਹੀ ਖਤਰਾ ਹੈ ਕਰਦੇ ਦਾ ਲਾਭ ਕੋਈ ਨਹੀਂ ਹੈਗਾ ਇਹਦੇ ਵਿੱਚ ਜਿਹਦੀ ਚੀਜ਼ ਉਹਨੂੰ ਦੇਤੀ ਤੇ ਜਿੱਥੇ ਡਾਕੀਆ ਡਿਊਟੀ ਹੈਗੀ ਡਾਕ ਬਣ ਲੈਂਦਾ ਘਰ ਘਰ ਜਾ ਕੇ ਉਹ ਤਨਖਾਹ ਨਹੀਂ ਲੈਂਦਾ ਤੁਸੀਂ ਰੋਟੀ ਨਹੀਂ ਖਾਂਦੇ ਇੱਥੇ ਆਵਾਜ਼ੀ ਤੇ ਸਾਹ ਲੈਣੇ ਹੋ ਕਿਹਦੀ ਹੈ ਥੋੜੀ ਹੈ ਪਾਣੀ ਪੀਣੇ ਹੋ ਕਿਹਦਾ ਥੋੜਾ ਤੇ ਖਾਂਦੇ ਨਹੀਂ ਸਾਹ ਨਹੀਂ ਲੈਂਦੇ ਅੰਨ ਨਹੀਂ ਪੈਦਾ ਕੀਤਾ ਉਹ ਨਹੀਂ ਖਾਂਦੇ ਕਿੱਥੋਂ ਖਾਣੇ ਕਿੱਥੋਂ ਲੈ ਕੇ ਆਏ ਸੀ ਸਰੀਰ ਕਿਹਦਾ ਥੋੜਾ ਹੈ ਇਹਦਾ ਨਹੀਂ ਨਾ ਪਤਾ ਇਹ ਤਾਂ ਸਾਡਾ ਹੈ ਸਭ ਕੁਝ ਜਦ ਇਹ ਸਾਡਾ ਤਾਂ ਫਿਰ ਫਿਰ ਫਿਰ ਕਿਹਨੂੰ ਆਦਾ ਜੇ ਮੇਰਾ ਹੀ ਕੁਝ ਨਹੀਂ ਫਿਰ ਪਤਾ ਲੱਗਦਾ ਹੈ ਮੇਰਾ ਮਨ ਵਿੱਚ ਕੁਝ ਨਹੀਂ ਫਿਰ ਅੱਖ ਖੁੱਲਦੀ ਹੈ ਵੀ ਗੱਲ ਕੀ ਹੈ ਹੁਣ ਤਾਂ ਇਹ ਕਹਿੰਦਾ ਸਰੀਰ ਤਾਂ ਮੇਰਾ ਹੀ ਹੈ ਮੈਂ ਕਹਿੰਦਾ ਕੀ ਕਰਨਾ ਮੈਂ ਤਾਂ ਖੜਾ ਹੁਣਾ ਬੁੱਧ ਪੁੱਠੀ ਹੋ ਗਈ ਹੈ ਇਹ ਪੁੱਠੀ ਬੁੱਧ ਹੈ ਗੁਰਮਤ ਤਾਂ ਪੁੱਠੀ ਪੜਾਈ ਹੈ ਗੁਰਮਤ ਕੁਝ ਹੋਰ ਕਹਿੰਦੀ ਅਸੀਂ ਕੁਝ ਹੋਰ ਕਰਦੇ ਇਹ ਕੁਝ ਕਰਨ ਲੱਗੇ ਨੇ ਸਾਰੇ ਉੱਠੀ ਬੁੱਧ ਹੋਈ ਹੋਈ ਹੈ ਸਾਰਿਆਂ ਦੀ ਸੰਸਾਰ ਦੀ ਇੰਜ ਬੁੱਧ ਹੋਈ ਸਿੱਖਾਂ ਦੀ ਸਿੱਖ ਕਿਹੜਾ ਸੰਸਾਰ ਤੋਂ ਬਾਹਰ ਨੇ ਸਾਰੇ ਸੰਸਾਰ ਦੀ ਬੁੱਧ ਹੈ ਜੈਸੀ ਐਸੀ ਬੁੱਧ ਸਿੱਖਾਂ ਦੀ ਪਰ ਸੰਸਾਰ ਤੋਂ ਵੱਖਰੀ ਪੜਾਈ ਹੈ ਸਿੱਖੀ ਦੀ ਸਿੱਖ ਉਹ ਸੰਸਾਰ ਤੋਂ ਵੱਖਰਾ ਹੈ ਕਿਉਂਕਿ ਮਰਤਾ ਮਰਤਾ ਜਗ ਨੂੰ ਜਗ ਸਾਰਾ ਸੰਸਾਰ ਹੈ ਮਰ ਵੀ ਨਾ ਜਾਣਿਆ ਕੋਈ ਜਿਹਨੇ ਮਰਨਾ ਜਾਣ ਲਿਆ ਉਹ ਸਿੱਖ ਹੈ ਬਾਕੀ ਕੋਈ ਸਿੱਖ ਨਹੀਂ ਐਸੀ ਮਾਨੀ ਜੋ ਮਰੇ ਬਹੁ ਨਾ ਮਰਨਾ ਹੋਏ ਕਟੇਗਾ ਨਾ ਅੰਦਰ ਸਤਗੁਰ ਸਿੱਖ ਕੇ ਬੰਦਰ ਘਟ ਕਟੇਗਾ ਬੰਦਰ ਤੋੜੇ ਬੰਦਰ ਹੋਵੇ ਸ਼ਬਦ ਮਨ ਵਸਾਏ ਜੇ ਸ਼ਬਦ ਮਨ ਵਸਾਵੇ ਨਾ ਉਪਦੇਸ਼ ਗੁਰੂ ਦਾ ਫੇਰ ਬੰਦਨ ਘਟਣ ਸ਼ਬਦ ਕਿਹਦੇ ਵਸਾਇਆ ਸੁਣਿਆ ਵੀ ਧਿਆਨ ਨਾਲ ਨਹੀਂ ਸੁਣਿਆ ਵੀ ਧਿਆਨ ਨਾਲ ਹੀ ਬਸਾਉਣ ਵਾਲੀ ਗੱਲ ਦੂਰ ਦੀ ਹੈ ਹਾਂਜੀ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਜੇ ਕਿਸੇ ਨੂੰ ਵਡਿਆਈ ਮਿਲੀ ਹੋਈ ਹੈ ਉਹ ਹੁਕਮ ਨਾਲ ਆਪਣੇ ਆਪ ਕੋਈ ਨਹੀਂ ਵੱਡਾ ਬਣਿਆ ਤੈਨੂੰ ਵਡਿਆਈ ਦਿੱਤੀ ਹੈ ਲੋਕਾਂ ਦੇ ਹੁਕਮ ਕਰਨ ਨੂੰ ਨਹੀਂ ਦਿੱਤੀ ਤੌਂਸ ਦੇਣ ਨੂੰ ਨਹੀਂ ਦਿੱਤੀ ਸੇਵਾ ਕਰਨ ਨੂੰ ਦਿੱਤੀ ਸੇਵਾ ਕਰਨ ਨੂੰ ਦਿੱਤੀ ਜੇ ਉਹਦਾ ਸੇਵਾ ਅਸੀਂ ਕੀ ਕਰਦੇ ਆ ਵੱਡਾ ਦੂਸਰੇ ਨੂੰ ਕਹਿੰਦਾ ਲੈ ਪਾਣੀ ਦਾ ਗਲਾਸ ਕਹਿੰਦਾ ਚਪੜਾ ਸਿੱਧੇ ਤੋਂ ਦਿੰਦਾ ਵਡਿਆਈ ਦਾ ਹੋਣਾ ਬੜੀ ਦੀ ਤੋਂ ਕਹਿੰਦੇ ਨਾ ਉਹਨੂੰ ਬਜਾਣ ਤੈਨੂੰ ਪਰਖਣ ਵਾਸਤੇ ਚਪੜਾ ਸੀ ਲਾਇਆ ਵੀ ਕਿੰਨੀ ਕਿ ਤੇਰੇ ਅੰਦਰ ਹੰਕਾਰ ਪੈਦਾ ਹੁੰਦਾ ਵਡਿਆਈ ਦਾ ਟੈਸਟ ਕੀਤਾ ਤੇ ਵੀ ਐਡੀ ਗੁੜਿਆਈ ਦੇ ਕੇ ਲੋ ਜੇ ਆ ਵੱਡੀ ਦੇਤੀ ਸਾਰਿਆਂ ਨੂੰ ਅਬਨਾਸ਼ੀ ਰਾਜ ਫੇਰੇ ਕੀ ਕਰੂਗਾ ਛੋਟੀ ਜਿਹੀ ਬੜਾਈ ਨੇ ਮੂਰਖ ਬਣਾਤਾ ਜੇ ਵੱਡੀ ਦੇ ਤੇ ਫਿਰ ਕੀ ਕਰਦਾ ਛੋਟੀ ਜਿਹੀ ਦੇ ਕੇ ਦੇ ਨੇ ਵੀ ਨੂੰ ਰਾਜਾ ਬਣਾਤਾ ਤਾਂ ਪਰ ਨੂੰ ਮਾਰ ਦੂਗਾ ਸਾਰੀ ਨੂੰ ਉਹ ਟੈਸਟ ਕਰਕੇ ਥੋੜਾ ਥੋੜਾ ਦੇਖਦੇ ਨੇ ਵਡਿਆਈ ਦੇ ਕੇ ਵੀ ਹਾਜਮਾ ਕਰਨਾ ਕਹਿਦਾ ਇਹਨਾਂ ਦਾ ਹਾਜਮਾ ਕਰਨਾ ਕੋਣ ਕਿਸੇ ਨੂੰ ਉੱਚ ਨੀਚ ਕਹਿੰਦੇ ਨੇ ਜਿਹਨੂੰ ਵਡਿਆਈ ਅੱਜ ਨਹੀਂ ਆਉਂਦੀ ਉਹ ਨੀਚ ਹੈ ਪਰ ਨੂੰ ਵਡਿਆਈ ਮਾਫ ਨਹੀਂ ਆਈ ਤਾਂ ਹੀ ਉਹਨਾਂ ਨੀਚ ਬਣਾਤੇ ਨਾ ਤੁਸੀਂ ਸੇਵਾ ਹੀ ਕਰੋਗੇ ਫਿਰ ਉੱਠੀ ਗੱਲ ਕਰ ਉਸੇ ਪੜਨ ਨੂੰ ਕੋਈ ਨਹੀਂ ਕੋਈ ਦਾ ਸੰਸਾਰ ਚ ਕੋਈ ਨਾ ਕੋਈ ਨੀਚ ਕਰਮ ਕੀ ਹੈ ਪੰਡਤ ਕਰਨਗੇ ਜਿਹੜੇ ਆਹੀ ਕਰਦੇ ਨੀਚ ਕਰਮ ਹੈ ਜਿਹਦਾ ਕਰਮ ਨੀਚ ਹੈ ਜਿਹਦੀ ਸੋਚ ਨੀਚ ਚਲਦੀ ਨੀਚ ਜਿਹਦੀ ਸੋਚ ਉੱਚੀ ਹੈ ਉੱਚਾ ਦਰਗਾਹ ਤਾਂ ਇਹੀ ਜਾਤ ਹੈਗਾ ਕੈਟਾਗਰੀ ਦਰਗਾਹ ਨਹੀਂ ਹੋਰ ਕੋਈ ਉੱਚ ਨੀਚ ਹੈ ਨਾਨਕ ਨਾਮ ਹੈ ਬਾਜ ਨਾਥ ਜਿਹਦੇ ਅੰਦਰ ਜਿੰਨਾ ਨਾਮ ਹੈ ਗਿਆਨ ਹੈ ਉਹਨਾਂ ਉੱਚਾ ਹੈ ਜਿਹਦੇ ਅੰਦਰ ਘਾਟਾ ਉਹਨਾਂ ਹੋਣੀ ਮੈਂ ਖਸਮ ਸਾਰੇ ਤੇ ਕਮਜਾਤ ਜਿਹਨੇ ਹੁਕਮ ਵਸਾਰ ਤਨ ਖਸਮ ਕੌਣ ਹੁਕਮ ਜਿਹਨੂੰ ਹੁਕਮ ਵਿਸਰ ਗਿਆ ਉਹ ਮਨੁੱਖਾ ਜਾਤ ਨਾ ਸਮਝੇ ਆਪਣੇ ਆਪ ਕਮਜਾਤ ਹੈ ਪਸ਼ੂ ਹੈ ਕਮਜਾਤ ਘਟਿਆ ਜਾਤ ਭੁੱਖਾ ਤਾਂ ਜਿਹੜਾ ਸਰੀਰ ਹੈ ਉਹ ਤਾਂ ਸ੍ਰੇਸ਼ਟ ਸਰੀਰ ਹੈ ਜਿਹੜਾ ਸੀ ਜਿਹੜਾ ਸੀ ਲਖਨ ਪਰ ਮਨੁੱਖ ਹੋ ਗਿਆ ਤੂੰ ਪਸ਼ੂਆਂ ਨੂੰ ਵੀ ਘਟਿਆ ਸੋਚ ਹੋ ਜਾ ਤੇਰੀ ਪਸ਼ੂਆਂ ਨਹੀਂ ਹੈ ਤਾਂ ਜੂੜ ਸੋਚ ਇੱਕ ਖਾਂਦਾ ਬਾਸ ਛੇਰ ਦੂਆ ਉਹਦਾ ਖਾ ਲੈਂਦਾ ਖੋ ਕੇ ਉਹ ਨਹੀਂ ਉੱਠਾ ਸੱਚਾ ਮੰਨਦੇ ਖੁਰਲੀਆਂ ਜੋ ਸੰਨੀ ਨੂੰ ਪਠਿਆ ਨੂੰ ਝੂਠਾ ਸੱਚਾ ਨਹੀਂ ਮੰਨਦੇ ਤੂੰ ਕਦੋਂ ਝੂਠਾ ਸੱਚਾ ਮੰਨਣ ਲੱਗ ਨੀਚ ਨੀਚ ਤੇ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਵਡਿਆਈ ਹੁਕਮ ਨਾਲ ਹੈ ਵਡਿਆਈ ਹੁਕਮ ਦੇ ਬਿਨਾਂ ਨਹੀਂ ਮਿਲ ਸਕਦੀ ਕਿਸੇ ਨੂੰ ਵਡਿਆਈ ਉਹਦੇ ਭਾਣੇ ਚ ਹੈ ਉਹਦੇ ਭਾਣੇ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਸਵਾ ਆ ਗੱਲ ਹੈ ਜੇ ਕੋਈ ਵੱਡਾ ਬਣਿਆ ਤਾਂ ਉਹਦੇ ਹੁਕਮ ਨਾਲ ਬਣਿਆ ਜਿਹਨੇ ਵੱਡਾ ਬਣਾਇਆ ਉਸ ਨੂੰ ਭੁੱਲ ਗਿਆ ਦਾਤ ਪਿਆਰੀ ਵਿਸਰਿਆ ਦਾਤਾ ਵਿਸਰਿਆ ਦਾਤਾਰ ਵਿੜਾਈ ਤਾਂ ਹੋ ਗਈ ਪਿਆਰੀ ਜਿਹਨੇ ਦਿੱਤੀ ਉਹ ਭੁੱਲ ਗਿਆ ਜਿਹਨੇ ਵਿੜਾਈ ਬਖਸ਼ਿਸ਼ ਕੀਤੀ ਹੈ ਦਿੱਤੀ ਉਹਦਾ ਗਿਆ ਭੁੱਲ ਵਿੜਾਈ ਉਹ ਵਡਿਆਈ ਰਹਿ ਗਈ ਵਾਂਡੀ ਸੀ ਹਾਂਜੀ ਜਿਹਨੇ ਬਣਾਇਆ ਉਹ ਭੁੱਲ ਗਿਆ ਮੈਂ ਪੜਿਆ ਮੈਂ ਕੀਤਾ ਫਲਾਣੇ ਦੇ ਸਫਾਰਸ਼ ਸੁਲਾਈਆ ਪੈਸੇ ਦਿੱਤੇ ਨੇ ਤਾਂ ਲੱਗਿਆ ਅਸਲ ਭੁੱਲ ਗਿਆ ਹੁਕਮ ਮਿਲੇ ਬੜਾਈ ਵਾਲੀ ਗੱਲ ਭੁੱਲ ਗਿਆ ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਪਾਈ ਪਾਈਐ ਹੁਕਮੇ ਉਤਮ ਨੀਚ ਉਤਮ ਹੋ ਜਾਣਾ ਜੀਵ ਦਾ ਆ ਇਹਦੀ ਬੁੱਧੀ ਜਿਹੜੀ ਹੈ ਇਹਦੀ ਬਿਰਤੀ ਨੀਟ ਹੋ ਜਾਂਦੀ ਇਹ ਆਪਣਾ ਹੁਕਮ ਦਾ ਹੁਕਮ ਅਸਲ ਤੇ ਹੁੰਦਾ ਨਹੀਂ ਹੁਕਮ ਦੋ ਹੁੰਦੇ ਨੇ ਇੱਕ ਹੁਕਮ ਕੀ ਹੈ ਮਨ ਭਾਉਂਦੇ ਆ ਇਹਦੀ ਅਸੀਂ ਬਹੁਤੀ ਖਿਆਲ ਨਹੀਂ ਰੱਖਦੇ ਦੋਏ ਹੁਕਮ ਇੱਕ ਦੇ ਹੀ ਨੇ ਜੀਵ ਜਾਂ ਦੋ ਹੋ ਜਾਂਦਾ ਹੁਕਮ ਦੋ ਹੋ ਜਾਂਦੇ ਨੇ ਜਾਂ ਇੱਕ ਥਾਂ ਹੈ ਹੁਕਮ ਨਾਲ ਫੇਰ ਪਰਮੇਸ਼ਰ ਦੇ ਹੁਕਮ ਨਾਲ ਜੁੜਦਾ ਇੱਕ ਜੀਵਾ ਦਾ ਆਪਣਾ ਹੁਕਮ ਹੈ ਇੱਕ ਪਰਮੇਸ਼ਰ ਦਾ ਹੁਕਮਾਂ ਦੀ ਹੈ ਰਜਾ ਜਾਂ ਪਾਣਾ ਇੱਛਾ ਜੀਵ ਦੇ ਵਿੱਚ ਜਦ ਆਪਣੀ ਇੱਛਾ ਪੈਦਾ ਹੁੰਦੀ ਹੈ ਨਾ ਉਹ ਇਹਦਾ ਹੁਕਮ ਉਹ ਇਹਦਾ ਭਾਣਾ ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਛੋਟਾ ਸਾਇਆ ਵਿਛੜਿਆ ਕਿਹਦੇ ਨਾਲ ਹੈ ਵਿਛੜਿਆ ਦਰਗਾਹੀ ਹੁਕਮ ਨਾਲ ਵਿਛੜ ਗਿਆ ਸੱਚੇ ਹੁਕਮ ਨਾਲ ਵਿਛੜ ਗਿਆ ਜਦ ਆਪਣੇ ਬਾਣੇ ਚੱਲਦਾ ਗੁਰ ਕੇ ਬਾਣੇ ਨਾਲ ਵਿਛੜ ਜਾਂਦਾ ਆਪਣਾ ਬਾਣਾ ਹੈ ਇਹਦਾ ਵਿਰੋਧ ਕਰਕੇ ਜੇ ਇਹਦਾ ਵਿਰੋਧ ਨਾ ਹੋਵੇ ਬਾਣੇ ਨਾਲ ਫਿਰ ਆਪਣਾ ਬਾਣਾ ਦਾ ਮਤਲਬ ਨਹੀਂ ਹੈ ਫਿਰ ਤਾਂ ਉਹੀ ਬਾਣਾ ਆਪਣਾ ਬਾਣਾ ਗੁਰ ਕਾ ਬਾਣਾ ਔਰ ਆਪਣੇ ਬਾਣੇ ਕੋਈ ਫਰਕ ਨਹੀਂ ਰਹਿ ਜਾਂਦਾ ਜਦ ਇਹਦੇ ਅੰਦਰ ਵਿਰੋਧ ਪੈਦਾ ਹੁੰਦਾ ਉਹ ਪਾਣਾ ਚੰਗਾ ਨਹੀਂ ਲੱਗਦਾ ਜੋ ਵਰਤ ਰਿਹਾ ਹੈ ਫਿਰ ਇਹਦੇ ਆਪਣੀ ਇੱਛਾ ਪੈਦਾ ਹੁੰਦੀ ਹੈ ਵੀ ਆਏ ਨਹੀਂ ਆਏ ਹੋਣਾ ਚਾਹੀਦਾ ਇਹਨੂੰ ਮੈਂ ਕਰ ਲਈਏ ਫਿਰ ਠੀਕ ਹੈ ਇਹਨੂੰ ਕਿਵੇਂ ਠੀਕ ਹੈ ਲੱਗਦਾ ਹੈ ਉਹ ਇਹਦਾ ਬਣ ਮੋੜ ਦਿੰਦਾ ਹੈ ਸੁਦਰ ਕਿ ਮੋੜ ਰਿਹਾ ਹੈ ਗੁਰ ਕੇ ਨੂੰ ਪਰਮੇਸ਼ਰ ਦੇ ਪਾਣੇ ਦੇ ਵਿੱਚ ਕਾਂਡ ਛਾਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਣੇ ਦੋ ਹੋ ਗਏ ਪਾਣਾ ਇੱਕ ਨਹੀਂ ਹੁੰਦਾ ਇੱਛਾ ਦੋ ਕੇ ਨਹੀਂ ਹੁੰਦੀ ਹੁਕਮ ਵੀ ਦੋ ਪ੍ਰਕਾਰ ਦੇ ਜੱਜ ਹੁਕਮ ਕਰਦਾ ਇੱਕ ਦੇ ਖਿਲਾਫ ਜਾਂਦਾ ਇੱਕ ਦੇ ਹੱਥ ਜਾਂਦਾ ਕਿਆ ਬਰੀ ਕਰੂਗਾ ਜਾਂ ਸਜ਼ਾ ਕਰੂਗਾ ਹੁਕਮ ਦੋ ਹੁੰਦੇ ਨੇ ਸਿੱਕੇ ਦੇ ਪਹਿਲੂ ਹਮੇਸ਼ਾ ਦੋ ਹੁੰਦੇ ਇਹ ਹੁਕਮ ਸਾਡੇ ਹੱਕ 'ਚ ਗੁਣਾਂ ਦੇ ਆ ਕੇ ਜੇ ਗੁਣ ਪੈਦਾ ਕਰਨ ਵਾਲੇ ਉਗਲਾਂ ਦੇ ਖਿਲਾਫ ਹੀ ਹੋਣਾ ਔਗਣ ਮਾਰ ਕੇ ਕੱਢਦਾ ਵੀ ਸਾਡੇ ਵਿੱਚ ਜੇ ਕੱਪੜੇ ਨੂੰ ਧੋਨੇ ਆ ਸਾਬਣ ਲਾਉਨੇ ਆ ਤਾਂ ਮੈਲ ਬਾਹਰ ਵੀ ਨਿਕਲਦੀ ਹੈ ਨਾ ਮੈਲ ਦੇ ਤਾਂ ਖਿਲਾਫ ਹੈ ਨਾ ਹੁਕਮ ਉਹ ਮਨ ਸ਼ੁੱਧ ਹੁੰਦਾ ਹੈ ਮੰਨਦੇ ਹੱਕ ਜਿਹੜਾ ਮੈਲ ਦੇ ਖਿਲਾਫ ਹੈ ਔਗਣਾਂ ਦੇ ਖਿਲਾਫ ਹੈ ਹੁਕਮ ਤਾਂ ਹੋਏ ਪ੍ਰਕਾਰ ਦਾ ਹੁੰਦਾ ਹੈ ਇਹ ਸਮਝਣ ਵਾਲੀ ਗੱਲ ਹੈ ਹੁਣ ਉੱਤਮ ਔਰ ਨੀਚ ਪਰਮੇਸ਼ਰ ਨੇ ਨਹੀਂ ਬਣਾਏ ਫਿਰ ਤਾਂ ਸਾਡੇ ਕੋਈ ਕਸੂਰ ਨਾ ਹੋਇਆ ਆਪਣੇ ਬਾਣੇ ਦਾ ਚੱਲਿਆ ਆਪਣੇ ਪੈਰ ਕੋੜਾ ਮਾਰਿਆ ਚੱਲਣ ਦੀ ਕੋਸ਼ਿਸ਼ ਕੀਤੀ ਜਦ ਸੋਚਣ ਲੱਗਿਆ ਸੋਚਣਾ ਹੀ ਆਪਣਾ ਭਾਣਾ ਸੋਚਣਾ ਹੀ ਪੈਰ ਕੋੜਾ ਮਾਰਨਾ ਸੋਚਣ ਨਾਲ ਹੀ ਆਤਮਾ ਨੀਚ ਹੋ ਜਾਂਦੀ ਬਸ ਸੋਚਣ ਆਇਆ ਨਹੀਂ ਸੋਚਿਆ ਇਹਨੂੰ ਕਿਉਂ ਸੋਚਣ ਜੇ ਸਿੱਖਿਆ ਲੈਂਦਾ ਲੈਂਦਾ ਕਲਾਸ ਵਿੱਚ ਸੋਚਣ ਲੱਗ ਜੂ ਨਾ ਤਾਂ ਜਿਹੜੀ ਸਿੱਖਿਆ ਉਹਦੇ ਨਾਲ ਟੁੱਟ ਜੂਗਾ ਟੁੱਟ ਜੂਗਾ ਨੁਕਸਾਨ ਹੋ ਸਿੱਖਿਆ ਦੇ ਮੁਕਾਬਲੇ ਦੀ ਵੀ ਸੋਚ ਹੈ ਦੀ ਸੋਚ ਨਹੀਂ ਬਦਲਦੀ ਹੈ ਜੋ ਸੋਚ ਰਿਹਾ ਉਹ ਇਹਨੂੰ ਨੀਵਾ ਕਰ ਰਹੀ ਹੈ ਇਹ ਸਿੱਖਿਆ ਦੇ ਪੱਧਰ ਦੀ ਇਹਦੀ ਸੋਚ ਹੁੰਦੀ ਸਿੱਖਿਆ ਨਾਲ ਟੁੱਟਦਾ ਹੀ ਕਿਉਂ ਹੈ ਉਹ ਨਹੀਂ ਚੰਗੀ ਲੱਗੀ ਸਿੱਖਿਆ ਸਿੱਖਿਆ ਤੋਂ ਕੁਝ ਪੈਰਲਲ ਅਲੱਗ ਸੋਚ ਰਿਹਾ ਹੈ ਇਹ ਤਾਂ ਸਿੱਖਿਆ ਦੇ ਸ਼ੰਕਾ ਪੈ ਗਈ ਗੁਰੂ ਦੀ ਬਾਣੀ ਤੇ ਸ਼ੰਕਾ ਪੈ ਗਈ ਇਹ ਆਉਣੇ ਸੋਚਦਾ ਵੀ ਮੁਸ਼ਕਲ ਹੈ ਚੱਲਣ ਨਹੀਂ ਚੱਲਿਆ ਨਹੀਂ ਜਾ ਸਕਦਾ ਗੁਰਬਾਣੀ ਸੁਣਦਾ ਜਿਹੜਾ ਜੀ ਸਾਡਾ ਨਹੀਂ ਲੱਗਦਾ ਉਹਦਾ ਕਾਰਨ ਇਹ ਹੈ ਇਹ ਭੌਂਦੀ ਨਹੀਂ ਮਨ ਨੂੰ ਬਾਣੀ ਗੁਰੂ ਨੇ ਰੱਖਿਆ ਮਨ ਭੌਂਦੀ ਨਹੀਂ ਹੈ ਇਸ ਕਰਕੇ ਸੁਣ ਕੇ ਰਾਜੀ ਨਹੀਂ ਕਹਾਣੀਆਂ ਸਾਖੀਆਂ ਚੋਂ ਸੁਣ ਕੇ ਰਾਜੀ ਨਾ ਮਨ ਭੌਂਦੀਆਂ ਨੇ ਗੁਰਬਾਣੀ ਮਨ ਭੌਂਦਾ ਗਿਆਨ ਨਹੀਂ ਹੈ ਉਹ ਤਾਂ ਗੁਰੂ ਭੌਂਦਾ ਗਿਆਨ ਹੈ ਮਨ ਨੂੰ ਤਾਂ ਸ਼ੁੱਧ ਕਰਨਾ ਮਨ ਨੂੰ ਕੁੱਟ ਰਹੀ ਹੈ ਬਾਣੀ ਕੁੱਟ ਕੁੱਟਣਾ ਕਿਸੇ ਨੂੰ ਨਹੀਂ ਲੱਗਦਾ ਵੀਰ ਕਹਿੰਦਾ ਕੁੱਟਣਾ ਹੈ ਤਾਂ ਮਨ ਕੋ ਕੁੱਟਿਆ ਮਨ ਕੋ ਕੂਟੈ ਤਾਂ ਜਮ ਤੇ ਛੂਟੈ ਜਮ ਤੋਂ ਛਡਾਉਣ ਵਾਸਤੇ ਭਰਮ ਦੂਰ ਕਰਨ ਵਾਸਤੇ ਦਾ ਭਰਮ ਚੋਂ ਇਹਨੂੰ ਕੱਢਣ ਵਾਸਤੇ ਮਨ ਨੂੰ ਕੁੱਟਿਆ ਜਾਂਦਾ ਮਨ ਕੋ ਕੂਟੈ ਜਦੋਂ ਮਨ ਕੋ ਕੁੱਟਿਆ ਜਾਂਦਾ ਨਿਆਣਾ ਚਾਹੇ ਕਿੱਡਾ ਬਾਹਰ ਹੋਵੇ ਜੇ ਉਹਨੂੰ ਕੁੱਟੀ ਉਹਨੂੰ ਬੁਰਾ ਲੱਗਦਾ ਸਿਆਣਾ ਜਿਹੜਾ ਦੂਰਬਾਰ ਹੋਵੇ ਚੋਰ ਹੋਵੇ ਗਲਤੀ ਹੋਵੇ ਕੁੱਟਣਾ ਚੰਗਾ ਲੱਗਦਾ ਉਹਨੂੰ ਉਹਨੂੰ ਤਾਂ ਨਹੀਂ ਨਾ ਚੰਗਾ ਲੱਗਦਾ ਕੁੱਟਣਾ ਕੁੱਟਣ ਦੀ ਗੱਲ ਉਹਦੇ ਖਿਲਾਫ ਗੱਲ ਉਹਨੂੰ ਚੰਗੀ ਲੱਗੂ ਇਸ ਕਰਕੇ ਬਾਣੀ ਮਨ ਨੂੰ ਕੁੱਟ ਰਹੀ ਹੈ ਇਸ ਕਰਕੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਐਵੇਂ ਮੱਥਾ ਟੇਕੀ ਜਾਂਦਾ ਮੱਥਾ ਟੇਕਣਾ ਹੋਰ ਗੱਲ ਹੈ ਜੇ ਜੇ ਠੀਕ ਲੱਗੇ ਮੰਨ ਨਾ ਲੈਣ ਮੰਨਦੇ ਕਿਉਂ ਨਹੀਂ ਸਚਾਈ ਇਹ ਹੈ ਬਾਣੀ ਨਹੀਂ ਚੰਗੀ ਲੱਗਦੀ ਲੋਕਾਂ ਨੂੰ ਕਿਸੇ ਨੂੰ ਮਨ ਪਾਉਂਦੀ ਹੈ ਨਹੀਂ ਸਾਖੀਆਂ ਲੋਕ ਐਸੇ ਜੁੜ ਗਏ ਉਹ ਚੋਪੜੀਆਂ ਹੋਈਆਂ ਨੇ ਉੱਤੇ ਚੋਪੜੀਆਂ ਜਗਣੀਆਂ ਚੋਪੜੀਆਂ ਗੱਲਾਂ ਨੇ ਸਾਖੀਆਂ ਮਨ ਪਾਉਂਦੀਆਂ ਨੇ ਜਿਨ੍ਹਾਂ ਖਾਦੀ ਚੋਪੜੀ ਘਣੇ ਦੇ ਦੁੱਖ ਜਿਹੜੇ ਸਾਖੀਆਂ ਤੇ ਲੱਗੇ ਨੇ ਘੜੇ ਦੇ ਦੁੱਖ ਜਮ ਤੋਂ ਨਹੀਂ ਛੁੱਟ ਸਕਦੇ ਉਹ ਮਿਲਣਾ ਤਾਂ ਕੁਝ ਹੈ ਨਹੀਂ ਸਾਖੀਆਂ ਸੁਣਨ ਵਾਲਿਆਂ ਨੂੰ ਦੁੱਖਾਂ ਦੇ ਸਵਾ ਕੁਝ ਨਹੀਂ ਮਿਲ ਸਕਦਾ ਫਰੀਦ ਨੇ ਗੱਲ ਕਹਿਤੀ ਉਹ ਜਾਂ ਗੁਰਬਾਣੀ ਦੀ ਦਰਜ ਹੈ ਪਰ ਖਬਰਾਂ ਇਹਦਾ ਅਰਥ ਕੀ ਕਰਿਆ ਉਹਨਾਂ ਨੇ ਮਨੁੱਖਾਂ ਦੇ ਮਨੁੱਖਾਂ ਦੇ ਅਰਥ ਕੀਤੇ ਨੇ ਮਨੁੱਖਾਂ ਨੇ ਆਪਣੀ ਊਟ ਪਟਾਂਗ ਅਰਥ ਕਰ ਲਿਆ ਜਿੰਨਾ ਖਾਦੀ ਚੋਪੜੀ ਰੋਟੀ ਮੇਰੀ ਕਾਠ ਕੀ ਗੁਰਬਾਣੀ ਦਾ ਕਾਠ ਦੀ ਰੋਟੀ ਵਰਗੀ ਹੈ ਜਿਵੇਂ ਲੱਕੜ ਦੀ ਰੋਟੀ ਹੋਵੇ ਖਾ ਹੁੰਦੀ ਹੈ ਕੌਣ ਖਾ ਲੂਗਾ ਉਹਦਾ ਜਿਹਨੂੰ ਨਾਮ ਦੀ ਭੁੱਖ ਹੈ ਹੀ ਖਾ ਸਕਦਾ ਹੈ ਇਹਨੂੰ ਉਸ ਚੰਗੀ ਲੱਗਦੀ ਹੈ ਗੁਰਬਾਣੀ ਜਿਹਨੂੰ ਨਾਮ ਦੀ ਭੁੱਖ ਨਹੀਂ ਗੁਰਬਾਣੀ ਦੀ ਜਮੀਨ ਕਿਆ ਜਿਹੜਾ ਮਨਮੁਖਤਾ ਤੋਂ ਖੜਾ ਛਡਾਉਣਾ ਚਾਹੁੰਦਾ ਵੀ ਮੇਰੇ ਖੜਾ ਕਿਵੇਂ ਛੁੱਟੇ ਸੰਸਾਰ ਤੋਂ ਖੜਾ ਛਡਾਉਣਾ ਚਾਹੁੰਦਾ ਤਰੀਕਾ ਲੱਭਣਾ ਚਾਹੁੰਦਾ ਵੀ ਇਹ ਤਰੀਕਾ ਕੀ ਹੈ ਵਿਧੀ ਕੀ ਹੈ ਜਿਹਦੇ ਨਾਲ ਮਨ ਮੰਨ ਜਾਵੇ ਛੁਟਕਾਰਾ ਹੋ ਜਵੇ ਮਨ ਨੂੰ ਤਾਂ ਆਪੇ ਬਣਾ ਲੈਂਦਾ ਮਨ ਮੰਨੇ ਉਹਨਾਂ ਨੂੰ ਮਨ ਮੰਨਣ ਨਾ ਮੰਨਣ ਤੇ ਮਤਲਬ ਨਹੀਂ ਹੁੰਦਾ ਗੁਰਮੁਖਾਂ ਨੂੰ ਮਨ ਨੂੰ ਤਾਂ ਬਣਾਉਣਾ ਪੈਂਦਾ ਹੈ ਮਨ ਕੀ ਤਾਂ ਬੰਦਾ ਮਨ ਮੰਨਦਾ ਉਲਟੇ ਕੰਮ ਕਰਨ ਵਾਲਾ ਮੰਨਦਾ ਹੁੰਦਾ ਚੋਰ ਮੰਨਦੇ ਨੇ ਉਹ ਤਾਂ ਕੁੱਟ ਕੇ ਬਣਾਉਣਾ ਪੈਂਦੇ ਨੇ ਇਹਦਾ ਤਸਕਰ ਹੈ ਮਨ ਤਾਂ ਇਹ ਕਿਵੇਂ ਮੰਨ ਜੂਗਾ ਤਾਂ ਪਾਬੰਦੀ ਨਾਲ ਜ਼ਬਰਦਸਤੀ ਬਣਾਉਣਾ ਪੈਂਦਾ ਇਹਨੂੰ ਕਿਸੇ ਨੂੰ ਲਵ ਨਹੀਂ ਮਨ ਮੰਨਦਾ ਹੁੰਦਾ ਜ਼ਬਰਦਸਤੀ ਕੌਣ ਕਰੇ ਮਨ ਨੂੰ ਚੰਗੀ ਤਾਂ ਸਾਨੂੰ ਆਪਣੀ ਸੋਚ ਲੱਗਦੀ ਹੈ ਸੰਸਾਰ ਕਿ ਆਪਣੀ ਸੋਚ ਦਾ ਜੋੜ ਹੈ ਆਪਣੀ ਸੋਚ ਸਭ ਨੂੰ ਚੰਗੀ ਲੱਗਦੀ ਹੈ ਕਹੀ ਨਾ ਉਪਜੈ ਕਬੀਰ ਕੀ ਕਹਿੰਦੇ ਕਹੀ ਨਾ ਉਪਜੈ ਉਪਜੀ ਜਾਣ ਜੋ ਗੁਰੂ ਨੇ ਗੱਲ ਕਹੀ ਆ ਉਹ ਤਾਂ ਅੰਦਰ ਜੜੇ ਨਹੀਂ ਫੜਦੀ ਜੋ ਗੁਰਬਾਣੀ ਕਹਿੰਦੀ ਉਹ ਤਾਂ ਜੜੇ ਨਹੀਂ ਜੰਮਦੀ ਉਸ ਗੱਲ ਦੀ ਤਾਂ ਇਹਦੇ ਅੰਦਰ ਉਪਜਾ ਆਪਣੇ ਅੰਦਰ ਜਿਹੜੀ ਉਪਜੀ ਹੈ ਖਿਆਲ ਉਹਨੂੰ ਜਾਣਦਾ ਉਹ ਚੰਗਾ ਹੈ ਗੁਰੂ ਦੀ ਗੱਲ ਛੱਡੋ ਉਪਜੀ ਜਾਣਾ ਭਾਵ ਅਭਾਵ ਵੀ ਹੋਣਾ ਇਹ ਨਹੀਂ ਪਤਾ ਵੀ ਚੰਗੀ ਗਾਹਾਂ ਰਿਜ਼ਲਟ ਕਿਹਦਾ ਚੰਗਾ ਕਿਹਦਾ ਮਾੜਾ ਰਿਜ਼ਲਟ ਤੇ ਨਹੀਂ ਕਰਦਾ ਫਿਰ ਰਿਜ਼ਲਟ ਕੀ ਹੋਊਗਾ ਕਿਹੜੀ ਗੱਲ ਦਾ ਰਿਜ਼ਲਟ ਚੰਗਾ ਕਿਹੜੀ ਦਾ ਮਾੜਾ ਇਹ ਨਹੀਂ ਪਰਵਾਹ ਕਰਦਾ ਹੈ ਨੇੜੇ ਦੇਖਦਾ ਨੇੜੇ ਹੁਣੇ ਕੁਝ ਮਿਲ ਜਵੇ ਦੂਰ ਦ੍ਰਿਸ਼ਟੀ ਹੈ ਨਹੀਂ ਜਿਹੜਾ ਦੂਰ ਨਹੀਂ ਝਾਕਦਾ ਉਹਦੇ ਐਕਸੀਡੈਂਟ ਹੁੰਦੇ ਜਿਹੜਾ ਦੂਰ ਝਾਕਦਾ ਨੇੜੇ ਜੇ ਮਾੜਾ ਮੋਟਾ ਖੱਡਾ ਆ ਕੋਈ ਚੀਜ਼ ਆ ਜਵੇ ਖੁਰੀ ਆ ਜਵੇ ਟਾਈਮ ਤੇ ਲੱਗ ਜੂ ਵੱਡਾ ਨੁਕਸਾਨ ਨਹੀਂ ਕਰਦੀ ਹੁੰਦੀ ਜਿਹੜਾ ਨੇੜੇ ਝਾਕਦਾ ਵੱਡਾ ਜਦੇ ਪਤਾ ਲੱਗ ਜਾ ਜਾਂ ਠਾ ਟੱਕਰ ਵੱਜੀ ਉਹਦੇ ਜੀ ਦੂਰੋਂ ਦੇਖਣਾ ਹੁੰਦਾ ਵੀ ਵਿਚਾਰ ਸਾਡਾ ਕਿਵੇਂ ਮੂਹਰੇ ਤਾਂ ਨਹੀਂ ਕੋਈ ਐਸੀ ਚੀਜ਼ ਦੂਰ ਦਾ ਧਿਆਨ ਜਿਹੜਾ ਹੁੰਦਾ ਉਹ ਜੇ ਨੁਕਸਾਨ ਹੁੰਦਾ ਮਾਮੂਲੀ ਮਾਈਨਰ ਹੁੰਦਾ ਨੇੜੇ ਨਹੀਂ ਚੱਕੇ ਅਸੀਂ ਦੂਰ ਚੱਕਦੇ ਨੇੜੇ ਚੱਕਦੇ ਹੀ ਆਏ ਆ ਪਹਿਲਾਂ ਦੂਰ ਸੀ ਉਹੀ ਸਾਡੇ ਅੱਗੇ ਚੱਲ ਕੇ ਉਹੀ ਨੇੜੇ ਆਇਆ ਉਹ ਤਾਂ ਸਾਡਾ ਦੇਖਿਆ ਹੋਇਆ ਦੂਰ ਦੇਖਣ ਵਾਲੇ ਦਾ ਨੇੜਾ ਸਾਰਾ ਦੇਖਿਆ ਹੁੰਦਾ ਇਹ ਠੀਕ ਹੈ ਉਹਦੀ ਬਰੀਕੀ ਨਾਲ ਨਹੀਂ ਦੇਖਿਆ ਦੂਰ ਕੋਈ ਛੋਟੀ ਮੋਟੀ ਕੋਈ ਸੀ ਜੀ ਗੌਰ ਨਹੀਂ ਕੀਤੀ ਪੂਰੀ ਨਹੀਂ ਗੌਰ ਨਹੀਂ ਕੀਤੀ ਪੂਰੀ ਬਜੀ ਪਰ ਕਿੰਨਾ ਨੁਕਸਾਨ ਕਰ ਦੂ ਉਹ ਪਰ ਜੇ ਦੇਖੀ ਮੂਲ ਟਾਇਰਾਂ ਦੇ ਵਿੱਚ ਫਿਰ ਤਾਂ ਜਦੇ ਪਤਾ ਲੱਗ ਜਾ ਕਿਸੇ ਐਕਸੀਡੈਂਟ ਹੋ ਇਹ ਲੋਕਾਂ ਨੂੰ ਐਕਸੀਡੈਂਟ ਦੁੱਖ ਕਿਉਂ ਹੁੰਦੇ ਨੇ ਨੇੜੇ ਝਾਕਦੇ ਨੇ ਪੈਰਾਂ 'ਚ ਦੂਰ ਦ੍ਰਿਸ਼ਟੀ ਨਹੀਂ ਹੈ ਗੁਰਬਾਣੀ ਦੀ ਦੂਰ ਦ੍ਰਿਸ਼ਟੀ ਹੈ ਤੇ ਲੰਮੀ ਨਜ਼ਰ ਪਰ ਲੋਕ ਦਾ ਖਿਆਲ ਰੱਖ ਕੇ ਬਾਣੀ ਚੱਲਦੀ ਹੈ ਲੋਕ ਦਾ ਖਿਆਲ ਰੱਖ ਕੇ ਚੱਲਦੀ ਹੋਈ ਨਹੀਂ ਪ੍ਰਾਣੀ ਆਇਆ ਲਾਹ ਲੈਣ ਪਰ ਲੋਕ ਦੇ ਖਿਆਲ ਹੈ ਦੂਰ ਰਿਸ਼ਤਾ ਬਾਦਾ ਐਸ ਲੋਕ ਦੇ ਘਾਟੇ ਬਾਦੇ ਦਾ ਨੁਕਸਾਨ ਲਾ ਕੇ ਨਹੀਂ ਚੱਲਣਾ ਅਸੀਂ ਅਸੀਂ ਚੱਲਣਾ ਪਰ ਲੋ ਜਿਹੜਾ ਕੋ ਲੈਣ ਆਇਆ ਲੈ ਕੇ ਜਾ ਰਹੇ ਆ ਜਾਂ ਨਹੀਂ ਜਾ ਰਹੇ ਇਹ ਗੱਲ ਗੁਰਬਾਣੀ ਕਹਿੰਦੀ ਵੀ ਇੱਥੇ ਦੀ ਕਮਾਈ ਤਾਂ ਇੱਥੇ ਰਹਿ ਜਾਣੀ ਲੋਕ ਜਿ ਨਹੀਂ ਜਾਣੀ ਯਾਨੀ ਖਿਆਲ ਪਰਲੋਕ ਦਾ ਗੁਰਬਾਣੀ ਪਰਲੋਕ ਦਾ ਖਿਆਲ ਰੱਖ ਕੇ ਰਚੀ ਗਈ ਹੈ ਗੁਰਮੁਖ ਲੋਕ ਦਾ ਖਿਆਲ ਰੱਖ ਕੇ ਜੀਵਨ ਜਿਉਂਦੇ ਨੇ ਸੰਸਾਰੀ ਆਦਮੀਆਂ ਨੂੰ ਪਰਲੋਕ ਦੇ ਕੋਈ ਮਤਲਬ ਨਹੀਂ ਹੈ ਐਸੇ ਲੋਕ ਨਾ ਉਹਨਾਂ ਇਹ ਦੂਰ ਦ੍ਰਿਸ਼ਟੀ ਔਰ ਨੇੜੇ ਦ੍ਰਿਸ਼ਟੀ ਦਾ ਮਤਲਬ ਇਹ ਹੈ ਇੱਥੇ ਤਾਂ ਰਹਿਣਾ ਨਹੀਂ ਇੱਥੇ ਤਾਂ ਰਹਿਣਾ ਨਹੀਂ ਜਿੱਤੇ ਜਾਣਾ ਉਹਦਾ ਖਿਆਲ ਨਹੀਂ ਇਸ ਕਰਕੇ ਸਾਰੇ ਮੂਰਖ ਅੰਨੇ ਬੋਲੇ ਕਹਾਇਆ ਬਾਣੀ ਨੇ ਲੋਕਾਂ ਨੂੰ ਜਿਹੜੇ ਲੋਕ ਜੇ ਫਾਈਨਲ ਜਾਣਾ ਹੈ ਉੱਥੇ ਦਾ ਕੁਝ ਵੀ ਨਹੀਂ ਕਰ ਰਿਹਾ ਉੱਥੇ ਵਾਸਤੇ ਜਿਹੜਾ ਇੱਥੇ ਹੀ ਛੱਡ ਜਾਣਾ ਸਭ ਕੁਝ ਕਮਾ ਕੇ ਉਹ ਹੀ ਇਕੱਠਾ ਕਰ ਲੈਣਾ ਇੱਥੇ ਦਾ ਤਸੂ ਵੀ ਨਾਲ ਨਹੀਂ ਜਾਣਾ ਜਿਹੜਾ ਇਹ ਕੰਮ ਕਰ ਰਿਹਾ ਹੈ ਇਹ ਕੰਮ ਦਾ ਉਪਦੇਸ਼ ਦੇ ਰਿਹਾ ਹੈ ਸਾਖੀਆਂ ਇਸੇ ਕੰਮ ਦਾ ਉਪਦੇਸ਼ ਦੇ ਰਹੀਆਂ ਅਰਦਾਸਾਂ ਸੰਸਾਰੀਆਂ ਨੇ ਸਾਡੀਆਂ ਸਾਧ ਸੰਸਾਰੀ ਮੰਗਾ ਨੇ ਅਰਦਾਸਾਂ ਅੰਨਿਆਂ ਦੀਆਂ ਬਣਾਈਆਂ ਹੋਈਆਂ ਨੇ ਅੰਨੇ ਹੀ ਦਾ ਅਰਦਾਸਾਂ ਕਰਦੇ ਨੇ ਅੰਨੇ ਹੀ ਸੁਣਦੇ ਨੇ ਅੰਨੇ ਹੀ ਕਰਾਉਂਦੇ ਨੇ ਸਭ ਅੰਨੇ ਬੋਲੇ ਨੇ ਮਾਇਆਧਾਰੀ ਨੇ ਐ ਲੋਕ ਦਾ ਖਿਆਲ ਰੱਖਣ ਵਾਲੇ ਐ ਲੋਕ ਦਾ ਖਿਆਲ ਰੱਖ ਕੇ ਚੱਲਣ ਵਾਲੇ ਅੰਨੇ ਬੋਲੇ ਨੇ ਸਾਰੇ ਪਰ ਲੋਕ ਦਾ ਖਿਆਲ ਰੱਖ ਕੇ ਜੀਵਨ ਇੱਥੇ ਰਹਿ ਜੁਣ ਦੇ ਲੰਮੀ ਨਜ਼ਰ ਮੰਦਾ ਕਿਸੇ ਨਾ ਆਖੀਏ ਪੜਖ ਰਿਓ ਬੁਝੀ ਮੂਰਖ ਨਾਲ ਬੁਝੀ ਹੁਣ ਜਿਹੜਾ ਹੁਕਮ ਹੈ ਆਪਣੇ ਪਾਣੇ ਜਾਂ ਚੱਲਦੇ ਆ ਤਾਂ ਨੀਚ ਹੋ ਜਾਂਦੇ ਆ ਅਸੀਂ ਆਪਣੀ ਇੱਛਾਵਾਂ ਸਾਡੀਆਂ ਇੰਨੇ ਪੈਦਾ ਹੋਈਆਂ ਹੋਈਆਂ ਨੇ ਜੇ ਸਾਨੂੰ ਉਹ ਚੰਗੀਆਂ ਲੱਗਦੀਆਂ ਨੇ ਅਸੀਂ ਨੀਚ ਆ ਇਹ ਸੰਸਾਰ ਦਾ ਜੇ ਖਿਆਲ ਰੱਖ ਕੇ ਜੀਵਨ ਜਿਉਂਦੇ ਆ ਫਿਰ ਨੀਚ ਆ ਅਸੀਂ ਉਹ ਸਾਰੇ ਹੀ ਨੀਚ ਨੇ ਨਾਮ ਤੋਂ ਬਿਨਾਂ ਨੇ ਜਿਹੜੇ ਜਿਹੜੇ ਹੁਕਮ ਨਾਲ ਨਹੀਂ ਜੁੜੇ ਹੋਏ ਪਰਮੇਸ਼ਰ ਦੇ ਨਾਲ ਆਪਣੇ ਹੁਕਮ ਨਾਲ ਜੁੜੇ ਹੋਏ ਨੇ ਆਪਣੇ ਭਾਣੇ ਅਨੁਸਾਰ ਚੱਲਦੇ ਨੇ ਆਪਣੇ ਭਾਣੇ ਅਨੁਸਾਰ ਜੀਵਨ ਜਿਉਂਦੇ ਨੇ ਉਹ ਸਾਰੇ ਹੀ ਨੀਚ ਨੇ ਜਿਹੜੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਜੁੜ ਕੇ ਜੀਵਨ ਜਿਉਂਦੇ ਨੇ ਉਹ ਨਾਮ ਵਾਲੇ ਨੇ ਹੁਕਮ ਨਾਮ ਹੈ ਨਾ ਉਹ ਤੋਂ ਨੇ ਇੱਕ ਹੁਕਮ ਤੁਹਾਨੂੰ ਨੀਚ ਬਣਾਉਂਦਾ ਉਹ ਵੀ ਤੁਹਾਡਾ ਆਪਣਾ ਹੀ ਹੈ ਦੂਜਾ ਹੁਕਮ ਤੁਹਾਨੂੰ ਉੱਚ ਬਣਾਉਂਦਾ ਹੋਈ ਆਪਣੇ ਉਹੀ ਹੁਕਮ ਕਿਉਂ ਚੰਗਾ ਲੱਗਣ ਲੱਗ ਜਾਂਦਾ ਬਾਅਦ ਵਿੱਚ ਗੁਰਮੁਖ ਨੂੰ ਕਿਉਂ ਚੰਗਾ ਲੱਗਦਾ ਪਰਮੇਸ਼ਰ ਦਾ ਹੁਕਮ ਕਿਉਂ ਚੰਗਾ ਲੱਗਦਾ ਗੁਰਮੁਖ ਪਰਲੋਕ ਦਾ ਧਿਆਨ ਰੱਖ ਕੇ ਚੱਲਦਾ ਤਾਂ ਉਹ ਚੰਗਾ ਲੱਗਦਾ ਚੰਗੀ ਲੱਗੂਗੀ ਬਾਣੀ ਜਿੱਦਣ ਜੀਵਨ ਜਿਉਣ ਲੱਗੇ ਨਾ ਪਰਲੋਕ ਦਾ ਖਿਆਲ ਆ ਕੇ ਉਦੋਂ ਗੁਰਬਾਣੀ ਹੁਕਮ ਠਰਗਣ ਲੱਗ ਜੂਗਾ ਸਟਾਰਟਿੰਗ ਹੋਊਗੀ ਵਰਨਾ ਹੋਣੀ ਹੋਣੀ ਹੈ ਸਵਾਲ ਨਹੀਂ ਪੈਦਾ ਹੁੰਦਾ ਸਟਾਰਟਿੰਗ ਹੋ ਜੂ ਔਰ ਜਿਹੜੇ ਐਸ ਲੋਕ ਦਾ ਧਿਆਨ ਲਾ ਕੇ ਜੀਵਨ ਜਿਉਂਦੇ ਨੇ ਉਹ ਸਾਰੇ ਹਿੰਦੂ ਨੇ ਹਿੰਦੂ ਅੰਨੇ ਦਾ ਮਤਲਬ ਇਹੀ ਹੈ ਹਿੰਦੂ ਕੋਈ ਕੌਮ ਨਹੀਂ ਹੈ ਇੱਥੇ ਕਿਸੇ ਕੌਮ ਦਾ ਨਾ ਹਿੰਦੂ ਨਹੀਂ ਅੰਨੇ ਦਾ ਹਿੰਦੂ ਹੈ ਜਿਹੜਾ ਧਿਆਨ ਨਾਲ ਜੀਵਨ ਨਹੀਂ ਜਾਂਦਾ ਕੀ ਕਰਨਾ ਹੈ ਉਹ ਹਿੰਦੂ ਹੈ ਕਿਸੇ ਕੌਮ ਦੀ ਗੱਲ ਨਹੀਂ ਸਾਰੇ ਹਿੰਦੂ ਨੇ ਕੈਟਾਗਰੀ ਹੈ ਇੱਕ ਅੰਨਿਆਂ ਦੀ ਕੈਟਾਗਰੀ ਹੈ ਇੱਕ ਅਖਾੜਿਆਂ ਦੀ ਕੈਟਾਗਰੀ ਹੈ ਇੱਕ ਗੁਰਮੁਖ ਹੈ ਮਨਮੁਖ ਹੈ ਮਨਮੁਖ ਹੈ ਜਿਹੜਾ ਉਹਨਾਂ ਹੈ ਉਹ ਹਿੰਦੂ ਉਹ ਚਾਹੇ ਸਾਈ ਹੈ ਮੁਸਲਮਾਨ ਹੈ ਕੋਈ ਵੀ ਹੈ ਉਹ ਕੈਟਾਗਰੀ ਜਾ ਕੇ ਗੁਰਬਾਣੀ ਕੈਟਾਗਰੀ ਦੀ ਗੱਲ ਕਰ ਰਹੇ ਗੁਰਬਾਣੀ ਦਾ ਲਫ਼ਜ਼ ਹਿੰਦੂ ਕੈਟਾਗਰੀ ਦੀ ਗੱਲ ਕਿਉਂਕਿ ਹਿੰਦੂ ਸ਼ਬਦ ਦੂਜੀ ਡਿਕਸ਼ਨਰੀ ਦਾ ਅਸੀਂ ਉਹਦੇ ਅਰਥ ਕੁਝ ਵੀ ਅੱਜ ਸਮਝੀਏ ਅੱਜ ਹਿੰਦੂ ਦੇ ਪਰ ਜਿਹੜੀ ਡਿਕਸ਼ਨਰੀ ਜੋ ਆਇਆ ਹੋਇਆ ਹਿੰਦੂ ਸ਼ਬਦ ਹੈ ਉੱਥੇ ਇਹੀ ਅਰਥ ਨੇ ਜਿਹੜੇ ਗੁਰਬਾਣੀ ਵਾਲੇ ਨੇ ਹਿੰਦੂ ਕੋਈ ਵੀ ਹਿੰਦੂ ਹੈ ਜਿਹਦਾ ਇਮਾਨ ਕਾਇਮ ਨਹੀਂ ਜਿਹੜਾ ਇਮਾਨ ਤੇ ਨਹੀਂ ਖੜਾ ਹਿੰਦੂ ਹੈ ਕੋਈ ਹੋਵੇ ਚਾਹੇ ਹਿੰਦੂ ਕੋਈ ਹਿੰਦੁਸਤਾਨੀਆਂ ਦਾ ਨਾਮ ਨਹੀਂ ਹੈ ਜਿਹਦਾ ਇਮਾਨ ਕਾਇਮ ਨਹੀਂ ਹਿੰਦੂ ਹੈ ਇਮਾਨ ਵਾਲਾ ਮੁਸਲਮਾਨ ਗੁਰਵਾਣੀ ਨੇ ਉਹਨੂੰ ਨੀਚ ਕਹਿਤਾ ਨਾਨਕ ਨਾਵਾ ਬਾਜ ਸਨਾਤ ਖਸਮ ਸਾਰੇ ਤੇ ਕਮਜਾਤ ਖਸਮ ਕੀ ਹੈ ਹੁਕਮ ਹਾਕਮ ਹਕਮ ਔਰ ਹੁਕਮ ਦੋ ਤਾਂ ਹੈ ਨਹੀਂ ਹੁਕਮੀ ਉਤਮ ਨੀਚ ਹੁਕਮ ਲਿਖ ਤੁਮ ਸਭ ਪਾਈਏ ਹੁਕਮੀ ਉਤਮ ਨੀਚ ਉਤਮ ਨੀਚ ਨੇ ਜਿਹੜੇ ਸੰਸਾਰ ਦੇ ਵਿੱਚ ਉਹ ਹੁਕਮ ਨਾਲ ਨੇ ਜੇ ਆਪਣੇ ਬਾਣੇ ਚੱਲਦੇ ਨੇ ਨੀਚ ਨੇ ਜਿਹੜੇ ਜਿਹੜੇ ਗੁਰ ਕੇ ਬਾਣੇ ਚੱਲਦੇ ਨੇ ਉਹ ਨੇ ਇਹ ਜਿਹੜੇ ਲਿਖ ਕੇ ਦੁੱਖ ਸੁੱਖ ਪਾਉਣਿਆ ਸੀ ਅੰਦਰ ਮੰਨ ਕੇ ਮੈਂ ਕਰਦਾ ਮੈਂ ਨਹੀਂ ਕਰਦਾ ਪੁੰਨ ਪਾਪ ਦਾ ਜਿਹੜੇ ਬੀਜ ਬੀਜਦੇ ਪਾਪ ਪੁੰਨ ਜੇ ਬੀਜਦੇ ਉਹ ਬੀਜ ਤੇ ਗਾਂ ਜੰਮਣੇ ਨੇ ਅਸੀਂ ਕਹਿੰਦੇ ਪਾਪ ਪੁੰਨ ਕਰਨਾ ਗੁਰਬਾਣੀ ਕਹਿੰਦੀ ਬੀਜਣਾ ਪਰ ਇਹਦਾ ਚੀਜ਼ ਖਤਮ ਹੋ ਗਈ ਬੀਜੀ ਗਾਂ ਜੰਮਿਆ ਹੁੰਦੀ ਹੈ ਗੁਰਬਾਣੀ ਕਰਨਾ ਨਹੀਂ ਕਹਿੰਦੀ ਪਾਪ ਪੁੰਨ ਬੀਜਣਾ ਕਹਿੰਦੀ ਤੇ ਸਭ ਧਰਮ ਰਾਏ ਕੇ ਜਾਏ ਜਿਹੜੇ ਪਾਪ ਨੂੰ ਬੀਜਦੇ ਨੇ ਮੰਨਦੇ ਨੇ ਮਨ ਅੰਦਰ ਬੀਜ ਲਿਆ ਨਾ ਆਪਣੇ ਉਹ ਧਰਮ ਰਾਏ ਦੇ ਜਾਂਦੇ ਨੇ ਸੱਚਖੰਡ ਨਹੀਂ ਜਾ ਸਕਦੇ ਉਹ ਤਾਂ ਥੱਲੇ ਧਰਮਰਾਜ ਕੌਣ ਧਰਮਰਾਜ ਜਾਂਦਾ ਜਿਹੜਾ ਹੈਗਾ ਬਣਾਇਆ ਹੋਇਆ ਯਮਰਾਜ ਦਾ ਯਮਰਾਜ ਇਹ ਕਹੋ ਧਰਮਰਾਜ ਨੂੰ ਧਰਮਰਾਜ ਯਮਰਾਜ ਯਮ ਦਾ ਹੁਕਮ ਜਿਹਨੇ ਸੰਸਾਰ 'ਚ ਭੇਜਣਾ ਸੰਸਾਰੀ ਜੀਵ ਜਾਂਦੇ ਨੇ ਉਹਦੇ ਕੋਲ ਦੂਰ ਨਹੀਂ ਜਾ ਸਕਦੇ ਦੂਰ ਸਤਖਣ ਜਾਂਦੇ ਨੇ ਸਿੱਧੇ ਉਹਦਾ ਰਾਹ ਹੋਰ ਹੈ ਉਹਦਾ ਕੋਈ ਸੰਬੰਧ ਨਹੀਂ ਧਰਮਰਾਜ ਨਾਲ ਤਾਂ ਧਰਮਰਾਜ ਨੂੰ ਵੀ ਉੱਤੇ ਨੇ ਜਮਰਾ ਵੀ ਉੱਪਰ ਨੇ ਗੋਵੀਰ ਕਹਿੰਦਾ ਕਹਾ ਕਰੇ ਜਮਰਾ ਜਮਰਾ ਮੇਰਾ ਕੀ ਵਿਗਾੜ ਦੂਗਾ ਹੁਣ ਉਹਦਾ ਜਿੰਨਾ ਬੋਲਦੇ ਵੀ ਨਹੀਂ ਧਰਮਰਾਇ ਨੂੰ ਵੀ ਜਿੰਨਾ ਬੋਲਦੇ ਧਰਮਰਾਇ ਰਾਇਆ ਕਹਾ ਕਰੇਗਾ ਕੀ ਕਰੂ ਮੇਰਾ ਕੀ ਵਿਗਾੜ ਦੂਗਾ ਧਰਮ ਜੋ ਪਾਟਿਆ ਸਭ ਲੇਖਾ ਗੁਰੂ ਕਹਿੰਦੇ ਪ੍ਰਵਾਹ ਕਰਦੇ ਧਰਮ ਵਾਲਾ ਦੀ ਨਾ ਰਹੂਗਾ ਧਰਮ ਰਾਜ ਗੁਰਮੁਖਾਂ ਤੋਂ ਛੋਟਾ ਧਰਮ ਰਾਜ ਉਹ ਧਰਮ ਰਾਜ ਉਹ ਕਹਾ ਕਰੇ ਉਹ ਕੀ ਵਿਗਾੜ ਲੂ ਮੇਰਾ ਧਰਮ ਰਾਜ ਫਾਟੇ ਸਗਰਾ ਲੇਖਾ ਉੱਥੇ ਤਾਂ ਲੇਖੇ ਵਾਲਿਆਂ ਨੇ ਜਾਣਿਆ ਲੇਖੇ ਦੇ ਬਿਨਾਂ ਵਾਲੇ ਉਹ ਜਾਂਦੇ ਹੀ ਨਹੀਂ ਰਾਤ ਵਿੱਚ ਉਹੀ ਭੇਜ ਹੁੰਦੇ ਨੇ ਜਿਹਦਾ ਤੇ ਕੇਸ ਨੇ ਬਣੇ ਹੋਏ ਜਿਹਦੇ ਤੇ ਕੇਸ ਨਹੀਂ ਬਣੇ ਹੋਏ ਸਿਪਾਹੀ ਉਹਨੂੰ ਕਿਵੇਂ ਫੜੂਗਾ ਉਹ ਤਾਂ ਉਹਨਾਂ ਦੇ ਕੇਸ ਨੇ ਫਾਈਲਾਂ ਖੁੱਲੀਆਂ ਹੋਈਆਂ ਪੁੰਨ ਪਾਪ ਦੀਆਂ ਇਹ ਪੁੰਨ ਪਾਪ ਦੀ ਫਾਈਲ ਰਹਿ ਕੇ ਜਾਂਦੀ ਹੈ ਸਾਨੂੰ ਧਰਮ ਰਾਜ ਦੇ ਜਿਹਨ ਬਹੁਤਾ ਬੜਾ ਮੰਨਦੇ ਨੇ ਪੁੰਨ ਪਾਪ ਨੂੰ ਸੰਤ ਵੀ ਪੁੰਨ ਪਾਪ ਦਾ ਪ੍ਰਚਾਰ ਕਰਦੇ ਨੇ ਇਹ ਸੰਤਾਂ ਸਾਰੇ ਏਜੰਟ ਨੇ ਧਰਮ ਰਾਜ ਦੇ ਸਾਰੀਆਂ ਮੱਤਾਂ ਧਰਮ ਰਾਜ ਦੇ ਏਜੰਟ ਨੇ ਬਿਨਾਂ ਗੁਰਮਤ ਤੇ ਕੱਲੀ ਗੁਰਮਤ ਛਡਾਉਣ ਦੀ ਹੈ ਛੁੱਟਣ ਕੀ ਵੀ ਨਹੀਂ ਗੁਰਮਤ ਹੈ ਬਾਕੀ ਸਭ ਫੰਕਸ਼ਨ ਕੀ ਹੁੰਦੀਆਂ ਨੇ ਫੰਕਸ਼ਨ ਕੀ ਹੁੰਦਾ ਕਹਿੰਦਾ ਵੀ ਫਸ ਗਿਆ ਫਸ ਤੇ ਗਿਆ ਉਸ ਦੇ ਚ ਕੇਸ ਭਰ ਗਿਆ ਕੇਸ ਫਸ ਗਿਆ ਦਊਗਾ ਤਾਂ ਰਾਜ ਉੱਥੇ ਦੱਸੂਗਾ ਵੀ ਤੇਰੀ ਕੀ ਸਜ਼ਾ ਕੀ ਬਣਨਾ ਚਾਹੀਦਾ ਤੇਰਾ ਹਾਂਜੀ ਹੁਕਮ ਲੇਖ ਦੁੱਖ ਸੁੱਖ ਪਾਈ ਹੈ ਇਹ ਲੇਖ ਜਿਹੜਾ ਹੁਕਮ ਹੈ ਨਾ ਇਹ ਸਾਡਾ ਆਪਣਾ ਮਰਜ਼ੀ ਦਾ ਸਾਡੀ ਮਰਜ਼ੀ ਹੀ ਦੁੱਖਾਂ ਸੁੱਖਾਂ ਦਾ ਲੇਖਾ ਲਿਖ ਰਹੀ ਹੈ ਜੇ ਸਾਡੀ ਅਸੀਂ ਮਰਜ਼ੀ ਛੱਡ ਦਈਏ ਲੇਖਾ ਬਣ ਜਾਂਦਾ ਫਿਰ ਦੁੱਖ ਸੁੱਖ ਕਿਉਂਕਿ ਇਹ ਦੁੱਖ ਸੁੱਖ ਸੰਸਾਰੀ ਹੈ ਅਸੀਂ ਦੁੱਖ ਸੁੱਖ ਸੰਸਾਰੀ ਦੀ ਗੱਲ ਕਰਦੇ ਹਾਂ ਗੁਰਬਾਣੀ ਸੰਸਾਰੀ ਦੁੱਖ ਸੁੱਖ ਦੀ ਗੱਲ ਹੀ ਨਹੀਂ ਕਰਦੀ ਉਹ ਕਹਿੰਦੀ ਇਹਨੂੰ ਬਰਾਬਰ ਹੈ ਮੰਨੋ ਸੁੱਖਾਂ ਦੁੱਖ ਬਰਾਬਰ ਨੇ ਸੁਖ ਨਾਲ ਵੀ ਉਹੀ ਕੇਸ ਬਣਨੇ ਨੇ ਉਸੇ ਧਰਮ ਨਾਲ ਦੀ ਅਦਾਲਤ ਜਾਣਾ ਦੁੱਖ ਨਾਲ ਵੀ ਉਹੀ ਕਰਨਾ ਅਜਾ ਦੁੱਖ ਚੰਗਾ ਧਾਰੂ ਹੈ ਸੁਖ ਰੋਗ ਹੈ ਜਿਹੜਾ ਅਸੀਂ ਮੰਗਦੇ ਆ ਸੁਖ ਰੋਗ ਹੈ ਸੁਖ ਨਾਲ ਦੀ ਅਪਰਾਧ ਕਰ ਲੈਂਦੇ ਆ ਸਭ ਸੁਖ ਨੂੰ ਭੁੱਲ ਜਾਂਦੇ ਆ ਵਿਸਰ ਜਾਂਦੇ ਆ ਵਿਸਰ ਕੇ ਕੁਝ ਵੀ ਕਰ ਲੈਂਦੇ ਆ ਹੰਕਾਰ ਹੋ ਜਾਂਦਾ ਇਹ ਅਸੀਂ ਤਾਂ ਜੀ ਬੜੇ ਧਰਮੀ ਆਦਮੀ ਆ ਅਸੀਂ ਦਾਨੀ ਆ ਸਾਡੇ ਵਰਗਾ ਕੋਈ ਨਹੀਂ ਹੈ ਦੁੱਖ ਦੇ ਵਿੱਚ ਅਸੀਂ ਸਭ ਆਪਣੇ ਆਪ ਨੂੰ ਅਪਰਾਧੀ ਮੰਨਦੇ ਆਪਣੇ ਆਪ ਨੂੰ ਅਪਰਾਧੀ ਮੰਨਣਾ ਪੋਜ਼ਿਟਿਵ ਗੱਲ ਹੈ ਆਪਣੇ ਆਪ ਨੂੰ ਨੀਵਾ ਮੰਨਣਾ ਪੋਜ਼ਿਟਿਵ ਗੱਲ ਹੈ ਆਪਣੇ ਆਪ ਨੂੰ ਘਟੀਆ ਮੰਨਣਾ ਪੋਜ਼ਿਟਿਵ ਗੱਲ ਹੈ ਇਸ ਕਰਕੇ ਨਾਲ ਗਨੀਤ ਕਹਿੰਦਾ ਇਸ ਕਰਕੇ ਭਗਤ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਸੰਸਾਰ ਜਿਹੜਾ ਆਪਣੇ ਆਪ ਨੂੰ ਨੀਵਾ ਮੰਨਦਾ ਉਹਨਾਂ ਹੀ ਬੜਾ ਹੈ ਉਹਨਾਂ ਹੀ ਤੋਂ ਜਿਹੜਾ ਆਪਣੇ ਆਪ ਨੂੰ ਉੱਚਾ ਮੰਨਦਾ ਉਹੀ ਦੂਜੇ ਨੂੰ ਉੱਚਾ ਬਣਾ ਕੇ ਰਾਜੀ ਹੈ ਜਿਹੜੇ ਲੋਕ ਹੰਕਾਰੀ ਨੇ ਉਹੀ ਨਾਨਕ ਨੂੰ ਗੁਰੂ ਬਣਾ ਕੇ ਰਾਜੀ ਨੇ ਆਪ ਜੋ ਹੰਕਾਰੀ ਨੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਗੱਲ ਕੀ ਹੈ ਵਿੱਚ ਉਹਨਾਂ ਨੂੰ ਕੀ ਪਤਾ ਗੁਰਬਾਣੀ ਵਿੱਚ ਕੀ ਲਿਖਿਆ ਉਹ ਸੰਸਾਰ ਦੇ ਹਿਸਾਬ ਨਾਲ ਉੱਚਾ ਨੀਚਾ ਬਣਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਗੁਰਬਾਣੀ ਦਾ ਭੇਦ ਕੀ ਹੈ ਸੰਸਾਰ ਦੇ ਹਿਸਾਬ ਨਾਲ ਗੱਲ ਕਰੀ ਜਾਂਦੇ ਉਹਨਾਂ ਨੂੰ ਅਗਲੇ ਨਹੀਂ ਹੈ ਗੁਰਬਾਣੀ ਨੂੰ ਸਮਝਣ ਵਾਲੀ ਬੁੱਧੀ ਨਹੀਂ ਹੈ ਉਹਨਾਂ ਅਣਜਾਣ ਬਣੇ ਕਰੀ ਜਾਂਦੇ ਨੇ ਪਰ ਜਨ ਸਿਆਪਾ ਦੇ ਜ਼ਿਆਦਾ ਜੇ ਸੰਤ ਵੀ ਕਰੀ ਜਾਣ ਕਰਨ ਆਵਾਜ਼ ਦੀ ਤਾਂ ਗੱਲ ਛੱਡੋ ਉਹ ਤਾਂ ਜਾਇਜਾ ਸੁਣਦਾ ਕਹਿ ਲੂਗਾ ਜਿਹੜੇ ਬੜੇ ਬੜੇ ਗਿਆਨੀ ਕਹਿੰਦੇ ਨੇ ਉਹ ਗੱਲ ਕਰਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਕਿਉਂ ਨਹੀਂ ਸਮਝ ਆਈ ਜੇ ਸਮਝ ਨਹੀਂ ਆਈ ਤਾਂ ਫਿਰ ਢੋਗੀ ਨੇ ਗਿਆਨੀ ਨੂੰ ਨਹੀਂ ਮੂਰਖ ਨੇ ਉਹ ਕੱਪੜੇ ਡਾਂਕੇ ਕੇ ਪਾਏ ਨੇ ਸੰਤਰੀਆਂ ਨੂੰ ਉਹ ਮੂਰਖ ਨੇ ਮੂਰਖਾ ਕਦੇ ਵੀ ਕਿਸੇ ਚੀਜ਼ ਦਾ ਪ੍ਰਚਾਰ ਨਹੀਂ ਕਰ ਸਕਦੇ ਸਹੀ ਮੂਰਖ ਦਾ ਮੂਰਖ ਆਗੂ ਜੇ ਬਣ ਜੇ ਕਿਸੇ ਚੀਜ਼ ਦਾ ਵੀ ਆਗੂ ਬਣ ਉਹਦਾ ਡਬੋ ਦਿੰਦਾ ਹੁੰਦਾ ਇਹ ਮੂਰਖ ਪ੍ਰਚਾਰ ਪ੍ਰਚਾਰਕਾਂ ਨੇ ਸਿੱਖੀ ਡਬੋਤੀ ਮੂਰਖ ਦੇ ਸਾਰੇ ਗੁਰਬਾਣੀ ਕੁਝ ਕਹਿੰਦੀ ਆ ਕੁਝ ਕਰਦੇ ਨੇ ਤੇ ਡੁੱਬਣਾ ਹੀ ਸੀ ਨਾ ਗੁਰਬਾਣੀ ਕਹਿੰਦੀ ਆ ਰਸਤੇ ਨਾ ਜਾਓ ਇਹ ਰਸਤੇ ਖਤਰਾ ਉਹ ਉਸੇ ਰਸਤੇ ਪਏ ਗੁਰਬਾਣੀ ਹਟਾ ਰਹੀ ਆ ਉਹ ਕਹਿ ਨਹੀਂ ਰਹੇ ਲੋਕਾਂ ਨੂੰ ਇਹ ਰਸਤੇ ਨਹੀਂ ਜਾਣਾ ਪਰ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ ਗੁਰਬਾਣੀ ਕਹਿ ਰਹੀ ਹੈ ਵੀ ਸੰਸਾਰੀ ਆਦਮੀ ਨੂੰ ਸਿੱਖ ਨਾ ਬਣਾਇਓ ਇਹਨਾਂ ਦਾ ਜੋੜ ਨਹੀਂ ਆਉਂਦਾ ਉਹ ਕਹਿੰਦੇ ਨੇ ਸਾਰਿਆਂ ਨੂੰ ਸਿੱਖ ਬਣਾਉਂਦੇ ਨੇ ਸੰਸਾਰੀ ਸੰਸਾਰੀ ਸਿੱਖ ਕਿਵੇਂ ਬਣ ਜੂਗਾ ਸਿੱਖ ਭਗਤ ਹੈ ਸਿੱਖ ਔਰ ਭਗਤ ਕੋਈ ਫਰਕ ਨਹੀਂ ਹੈ ਬਣ ਗਏ ਫਿਰ ਕਿੰਨੇ ਸਿੱਖ ਬਣ ਗਏ ਬਣਾਉਣ ਵਾਲੇ ਵੀ ਸਿੱਖ ਨਹੀਂ ਬਣ ਸਕਦੇ ਉਹ ਉਹਨਾਂ ਦੀ ਮਗਰ ਲੱਗੇ ਅਸਲ ਜੀ ਬਣਾਉਣੇ ਵੀ ਨਹੀਂ ਸੀ ਸਿੱਖ ਕਿਸੇ ਨੇ ਸਿੱਖ ਬਣਾਉਣ ਦਾ ਕੋਈ ਪ੍ਰੋਗਰਾਮ ਹੈ ਨਹੀਂ ਸੀ ਪ੍ਰੋਗਰਾਮ ਤਾਂ ਰਾਜ ਲੈਣ ਦਾ ਸੀ ਪੈਸੇ ਦਾ ਸੀ ਦੂਏ ਮਤਾਂ ਦੀ ਨਕਲ ਕਰਨ ਦਾ ਸੀ ਬਸ ਕਿਆ ਚੌਥਾ ਦਾ ਸੀ ਪ੍ਰੋਗਰਾਮ ਸਿੱਖੀ ਵਾਲਾ ਤਾਂ ਹੈ ਹੋਣੀ ਨਹੀਂ ਸੀ ਜਿਹਦਾ ਸਿੱਖੀ ਵਾਲਾ ਪ੍ਰੋਗਰਾਮ ਹੁੰਦਾ ਉਹ ਨਿਆਰਾ ਹੁੰਦਾ ਬਾਬਾ ਬੁੱਢਾ ਸਾਰੀ ਸਮਾਜ ਤੋਂ ਨਿਆਰਾ ਨਿਆਰਾ ਨਾ ਅਸੀਂ ਜਿਵੇਂ ਮਰਜ਼ੀ ਚੱਕੀ ਜਾਈਏ ਹਾਈਲਾਈਟ ਕਰੀ ਜਾਈਏ ਉਹ ਕੱਲਾ ਨਿਆਰਾ ਘੋੜਿਆਂ ਨੂੰ ਕਾ ਬੋਦਰ ਪਾਈ ਜਾਂਦਾ ਕਿਸੇ ਨਾਲ ਦਾ ਕੋਈ ਵਾਸਤਾ ਨਹੀਂ ਨਿਆਰਾ ਬੈਠਾ ਭਾਈ ਕਨਈਆ ਨਿਆਰਾ ਬੈਠਾ ਨਿਆਰੀ ਦੁਨੀਆ ਉਹਦੀ ਕਿਸੇ ਨਾਲ ਗੱਲੇ ਨਹੀਂ ਕਰਦਾ ਤੂੰ ਜਿਹੜਾ ਸਿੱਖ ਬਣ ਜਾਂਦਾ ਉਹ ਕਿਸੇ ਨਾਲ ਗੱਲਬਾਤ ਉਹਦੀ ਮੁੱਕ ਜਾਂਦੀ ਹੈ ਕਿ ਉਹਨੇ ਜੋ ਕਹਿਣੀ ਹੈ ਲੋਕਾਂ ਨੂੰ ਚੰਗੀ ਨਹੀਂ ਲੱਗਣੀ ਜਿਹੜੀ ਲੋਕਾਂ ਨੇ ਕਹਿਣੀ ਉਹਨੂੰ ਚੰਗੀ ਲੱਗਣੀ ਉਹ ਤਾਂ ਵੱਖਰਾ ਹੋ ਜਾਂਦਾ ਕੱਲਾ ਰਹਿ ਜਾਂਦਾ ਹੁੰਦਾ ਪਹਿਲਾਂ ਕਹਿ ਰਿਹਾ ਕਬੀਰ ਕਿ ਕਹੋ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਬੜੀ ਭੀੜ ਇਹ ਪੰਡਤਾਂ ਦਾ ਵਿਦਵਾਨਾਂ ਦਾ ਜਿਹੜਾ ਅਰਥ ਕੀਤੇ ਨਾ ਗੁਰਬਾਣੀ ਦੇ ਇਹ ਸਾਰੇ ਲੋਕ ਇਹਦੇ ਪਿੱਛੇ ਹੋਲੇ ਪੰਡਤਾਂ ਨੇ ਸਾਥੀਆਂ ਬਣਾਈਆਂ ਹੋਈਆਂ ਨੇ ਪੰਡਤ ਦੇ ਹੀ ਹੱਥ ਕਰੇ ਹੋਏ ਨੇ ਤਾਂ ਮੰਨੀ ਜਾਂਦੇ ਨੇ ਜਿੱਦਾਂ ਐ ਅਰਥ ਬਾਹਰ ਆਏ ਗੁਰਦੁਆਰੇ ਛੱਡ ਜਾਣਗੇ ਲੋਕ ਜਾਣਦੇ ਸਿੱਖੀ ਛੱਡ ਜਾਣਗੇ ਨਾ ਹੋਈ ਹੱਥ ਖੜੇ ਨੇ ਸਾਡੇ ਹੁਣ ਵੀ ਕਹੀ ਜਾਂਦੇ ਨੇ ਗੁਰਬਾਣੀ ਮੰਨਣ ਵਾਲੀ ਚੀਜ਼ ਹੈ ਮੰਨੀ ਹੋਣੀ ਨਹੀਂ ਜਾ ਸਕਦੀ ਮੰਨੀ ਹੋਣੀ ਜਾ ਸਕਦੀ ਜੇ ਗੁਰਬਾਣੀ ਮੰਨੀ ਨਹੀਂ ਜਾ ਸਕਦੀ ਸਿੱਖੀ ਧਾਰ ਨਹੀਂ ਕੀਤੀ ਜਾ ਸਕਦੀ ਸਿੱਖ ਬਣਿਆ ਨਹੀਂ ਜਾ ਸਕਦਾ ਇਹਦਾ ਮਤਲਬ ਹੈ ਅਸਲ ਗੁਰੂ ਨੂੰ ਜਵਾਬ ਹੈ ਵੀ ਸਿੱਖ ਅਸੀਂ ਨਹੀਂ ਬਣ ਸਕਦੇ ਉਹ ਸਿੱਧੇ ਤੌਰ ਤੇ ਜਵਾਬ ਹੈ ਗੁਰੂ ਨੂੰ ਡਾਇਰੈਕਟ ਤਾਂ ਨਹੀਂ ਕਹਿੰਦੇ ਗੱਲ ਉਹੀ ਹੈ ਜਵਾਬ ਦੇਤਾ ਵੀ ਸਾਡੇ ਵਾਸਤੇ ਨਹੀਂ ਐਸੀ ਸਿੱਖੀ ਸਿੱਧੇ ਤੌਰ ਤੇ ਦਿੱਤਾ ਸਿੱਧੇ ਤੌਰ ਤੇ ਨਹੀਂ ਦਿੱਤਾ ਕਿਹਨੂੰ ਦੱਸਦੇ ਜਿਹੜੇ ਗੁਰੂ ਦੀ ਗੱਲ ਕਰਦੇ ਜਿਹੜਾ ਘਟ ਘਟ ਕੇ ਅੰਦਰ ਕੀ ਜਾਣਦਾ ਉਹ ਦੱਸਦੇ ਉਹ ਤਾਂ ਬਿਨਾ ਬੋਲੇ ਤੇ ਵੀ ਪਹਿਲਾਂ ਹੀ ਜਾਣਦਾ ਉਹਦਾ ਪਹਿਲਾਂ ਹੀ ਪਤਾ ਵੀ ਲੋਭੀ ਆਦਮੀ ਸਿੱਖ ਬਣਦਾ ਹੀ ਨਹੀਂ ਹੁੰਦਾ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਕਿਹਾ ਉਹਨੇ ਜਿਹੜਾ ਲੋਭ ਦਾ ਤਿਆਗ ਨਹੀਂ ਕਰਦਾ ਉਹਦੀ ਕੋਸ਼ਿਸ਼ ਨਾ ਕਰੇ ਉਹਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਜੇ ਛੱਡਦੇ ਹੋ ਲੋਭੀ ਦਾ ਵਸਾਨਾ ਕਰੇ ਉਹ ਵੀ ਸਿੱਖ ਬਣ ਜਾਊਗਾ ਐਵੇਂ ਟਾਈਮ ਵੇਸਟ ਕਰੋਗੇ ਉਹਨੇ ਸਿੱਖ ਨਹੀਂ ਬਣਨਾ ਤੁਸੀਂ ਬਣਨ ਵਾਲੇ ਨੂੰ ਬਣਾ ਲਿਓ ਜਿਹੜਾ ਬਣੂਗਾ ਉਹਦੇ ਤੇ ਲਾ ਲਿਓ ਮਿਹਨਤ ਜ਼ਿਆਦਾ ਇੱਕ ਦੋ ਹੀ ਬਥੇਰੇ ਨੇ ਉਹਦੇ ਤੇ ਪੂਰਾ ਧਿਆਨ ਕੇਂਦਰ ਕਰ ਲਓ ਜਿਹੜਾ ਬਣ ਵਾਲਾ ਹੋਵੇ ਹਰੇਕ ਦਿਨ ਐਵੇਂ ਜੱਫਾ ਪਾਈ ਜਾਇਓ ਪਰੇਸ਼ਾਨੀ ਹੋਵੇ ਮੈਂ ਖਾਉਂਗਾ ਹੁਕਮ ਲੈ ਕੇ ਦੁੱਖ ਸੁੱਖ ਪਾਈਏ ਇਹ ਜਿਹੜਾ ਲੇਖਾ ਦੁੱਖ ਸੁੱਖ ਦਾ ਹੁਕਮ ਨਾਲ ਹੈ ਆਪਣੇ ਹੁਕਮ ਨਾਲ ਦੁੱਖ ਹੈ ਪਰਮੇਸ਼ਰ ਦੇ ਹੁਕਮ ਨਾਲ ਸੁੱਖ ਬਸ ਉਹ ਵੀ ਹੁਕਮ ਹੈ ਨਾ ਹੁਕਮ ਕੀ ਹੈ ਮਨ ਭਿਆਪਾ ਹੁੰਦੇ ਰਾ ਭੀੜੇ ਅਗੇ ਉਹਨੇ ਹੁਕਮ ਜਿਹੜਾ ਅਰਥ ਕਰ ਲਈ ਪਰਮੇਸ਼ਰ ਦੇ ਹੁਕਮ ਨਾਲ ਦੋ ਚੀਜ਼ਾਂ ਘਾਟਾ ਗਲਤ ਹੋ ਗਿਆ ਹੁਕਮ ਵੀ ਉਤਮ ਚ ਉਤਮ ਵੀ ਬਣਾਇਆ ਨੇ ਨਹੀਂ ਵੀ ਉਹਨੇ ਬਣਾਇਆ ਨੇ ਸਾਡਾ ਫਿਰ ਕੀ ਰਹਿ ਗਿਆ ਪਾੜ ਸਾਡਾ ਪਾੜ ਦਾ ਕੋਈ ਬਣਾ ਰਿਹਾ ਸਾਰੇ ਗੁਰਬਾਣੀ ਤੋਂ ਖਿਲਾਫ ਹੋ ਜਾਣਗੇ ਅੱਥੇ ਇਹ ਜੇ ਕਰ ਲੈ ਔਰ ਇਹੀ ਕੀਤੇ ਨੇ ਡੀਵਾ ਕਰਨ ਨੇ ਅਸੀਂ ਇਹ ਕਰ ਲਈਏ ਪਰਮੇਸ਼ਰ ਦੇ ਹੁਕਮ ਨਾਲ ਉਤਮ ਪਰਮੇਸ਼ਰ ਦੇ ਹੁਕਮ ਨਾਲ ਨੀਚ ਬਣਦਾ ਤੇ ਫਿਰ ਆਦਮੀ ਦਾ ਪੈਰ ਪਾੜਾ ਮਾਰਿਆ ਗਾਫਲ ਆਪਣੇ ਹੱਥ ਇਹਦਾ ਕੀ ਬਣੂਗਾ ਆਪਣੇ ਅਸੀਂ ਆਪਣਾ ਆਪੇ ਹੀ ਕਾਲ ਸਵਾਰੀਏ ਇਹ ਪੰਕਤੀ ਰੋਕਦੀ ਹੈ ਵੀ ਇਹ ਨਹੀਂ ਹੁਕਮ ਤੁਸੀਂ ਅਰਥ ਕਰ ਸਕਦੇ ਗੁਰਬਾਣੀ ਦੱਸਦੀ ਹੈ ਵੀ ਇਹ ਨਹੀਂ ਅਰਥ ਕਰ ਸਕਦੇ ਇਹਨੂੰ ਧਿਆਨ ਚ ਰੱਖ ਕੇ ਪੰਕਤੀ ਨੂੰ ਫਿਰ ਅਰਥ ਕਰੋ ਸਾਡੇ ਕੋਲ ਦੁਨੀਆ ਪੰਕਤੀਆਂ ਪਈਆਂ ਨਹੀਂ ਕਿਵੇਂ ਕਰ ਲਾਂਗੇ ਅਰਥ ਹਾਂ ਅੰਨੇ ਕਰ ਸਕਦੇ ਨੇ ਅੰਨੇ ਬੋਲੇ ਨੇ ਜਿਹੜੇ ਉਹ ਕਰ ਸਕਦੇ ਨੇ ਵਿਦਵਾਨ ਕਰ ਸਕਦੇ ਨੇ ਵਿਦਵਾਨ ਤਾਂ ਅੰਨੇ ਨੇ ਹੁਕਮ ਕੀ ਮਨ ਭਾਉਂਦੇ ਹਾਂ ਹੁਕਮ ਕੀ ਮਨ ਭਾਉਂਦੇ ਰਾ ਭੀੜੇ ਅੱਗੇ ਜਾਣਾ ਵੀ ਦੱਸੀ ਗਿਆ ਬਿਲਕੁਲ ਦੋ ਮਨ ਭਾਉਂਦਾ ਵੀ ਹੁੰਦਾ ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਚੋਟਾ ਖਾਏ ਵਿਛੜਿਆ ਜੋੜ ਖਾਦੀ ਉਹੀ ਆ ਨੀਚ ਬਣ ਗਿਆ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਜਿਹੜਾ ਬਖਸ਼ੀਸ਼ ਹੈ ਬਖਸ਼ਿਸ਼ ਹੈ ਇਹ ਪਰਮੇਸ਼ਰ ਦਾ ਹੁਕਮ ਨਾਲ ਫਿਕਰ ਨਾਲ ਹੁਕਮ ਹੀ ਬਖਸ਼ਿਸ਼ ਹੋ ਗਈ ਬਖਸ਼ਿਸ਼ ਹੋ ਗਈ ਬਖਸ਼ਿਸ਼ ਹੋ ਗਈ ਬੰਧਨ ਟੁੱਟ ਗਏ ਆਜ਼ਾਦ ਹੋ ਗਏ ਜੀਵਨ ਮੁਕਤ ਹੋ ਗਏ ਇੱਕ ਹੁਕਮ ਹੀ ਸਦਾ ਭਵਾਈ ਹੈ ਇੱਕ ਹੁਕਮ ਦੇ ਵਿੱਚ ਬੰਦੇ ਹੋਏ ਸਾਰਾ ਹਮੇਸ਼ਾ ਜਮਨ ਮਨ ਜਿਹੜੇ ਆਪਣੇ ਉਹ ਵੀ ਹੁਕਮ ਕਿਉਂਕਿ ਆਪਣੇ ਬਾਣੇ ਚੱਲਦੇ ਸੀ ਜਿਹੜੇ ਆਪਣੇ ਬਾਣੇ ਚੱਲਦੇ ਨੇ ਉਹਨਾਂ ਨੂੰ ਬਖਸ਼ਿਸ਼ ਕਿੱਥੋਂ ਆਪੇ ਫਸ ਲਈਏ ਫਿਰ ਕੌਣ ਜਿਹੜਾ ਵੇ ਰੱਬ ਉਹਦਾ ਦੇਣਾ ਜਿਹੜਾ ਵੇ ਜਿਹੜਾ ਆਪਣੇ ਆਪ ਫਸਿਆ ਜਿਹੜਾ ਆਪਣੇ ਆਪ ਉਹ ਪਾਲਦਾ ਹੈ ਦੂਏ ਨੂੰ ਕੀ ਲੋੜ ਪੜ ਲੈ ਇਹਦਾ ਮਜ਼ਾ ਚੱਖ ਲਈ ਫਿਰ ਅਗਲੇ ਜਨਮ ਵਿੱਚ ਚੱਖ ਲਈ ਜੇ ਤੂੰ ਸੁਣ ਕੇ ਗੁਰੂ ਦੀ ਗੱਲ ਨਹੀਂ ਮੰਨਦਾ ਇਹਦੇ ਜੋ ਖੀਰ ਭਈ ਭਈਏ ਦੇਖ ਲਈ ਕਿਕਰਾਂ ਵੀ ਜਿਹੜੀਆਂ ਨੇ ਤੇ ਉਹਨਾਂ ਦਾ ਮਜ਼ਾ ਚੱਖ ਲਈ ਡਾਖਾਂ ਵੀ ਜਿਹੜੇ ਨੇ ਉਹਨਾਂ ਦਾ ਮਜ਼ਾ ਚੱਖ ਲਈ ਪਰ ਕਿਤਨਾ ਵੀ ਕੇ ਡਾਖਾਂ ਨਹੀਂ ਮਿਲਦੀ ਉੱਥੇ ਦਾ ਖਾਣੀ ਭਾਲ ਸਕਦਾ ਉਹ ਚਾਹੇ ਉਹ ਹੁੰਦਾ ਨੇ ਵਰਗੇ ਹੁੰਦੇ ਨੇ ਉਹ ਇਹ ਲੱਗਦੇ ਨੇ ਉਹਨੂੰ ਜਿਹਦੇ ਫੁੱਲ ਖੜਦੇ ਨੇ ਬਾਅਦ ਦੇ ਵਿੱਚ ਕਿ ਕਿੱਕਰ ਉਹ ਛੋਟੇ ਛੋਟੇ ਹੁੰਦੇ ਨੇ ਉਹ ਲੌਂਗ ਕਹਿੰਦੇ ਨੇ ਉਹਨੂੰ ਆਪਣੀ ਬੋਲੀ ਲੌਂਗ ਵਰਗਾ ਹੁੰਦਾ ਨੇ ਛੋਟਾ ਜਿਹਾ ਉਹ ਕੌੜਾ ਹੁੰਦਾ ਜਾਂ ਖਾ ਕੇ ਦੇਖੀਦਾ ਗੁਣਕਾਰੀ ਉਹ ਵੀ ਹੁੰਦਾ ਵੈਸੇ ਵਾਇਤੇ ਜਮਾ ਹੁੰਦਾ ਹੋਰ ਕੀ ਪਰ ਦਾਗ ਤਾਂ ਨਹੀਂ ਹੁੰਦੀ ਮਿੱਠਾ ਤਾਂ ਇੰਨਾ ਹੁੰਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਸ ਕਰਕੇ ਸਾਰੇ ਹੁਕਮ ਦੇ ਅੰਦਰ ਨੇ ਚਾਹੇ ਕੋਈ ਆਪਣੇ ਭਾਣੇ ਚੱਲਦਾ ਚਾਹੇ ਪਰਮੇਸ਼ਰ ਦੇ ਭਾਣੇ ਚੱਲਦਾ ਦੋਏ ਭਾਣੇ ਕੋਈ ਵਜ੍ਹਾ ਨਹੀਂ ਜਿਹੜਾ ਆਪਣੇ ਭਾਣੇ ਚੱਲਦਾ ਹੁਕਮ ਦੇ ਕਿਉਂਕਿ ਪਰਮੇਸ਼ਰ ਦੇ ਜੇ ਹੈ ਆਪਣੇ ਭਾਣੇ ਚੱਲ ਕੋਈ ਵੀ ਨਹੀਂ ਸਕਦਾ ਅਸੀਂ ਮੰਨਦੇ ਆ ਆਪਣੀ ਮਰਜ਼ੀ ਨਾਲ ਚੱਲਣਾ ਚਲੋ ਵੀ ਸਾਡਾ ਹੁਕਮ ਸਹੀ ਹੈ ਤਾਂ ਹੁਕਮ ਦੇ ਵਿੱਚ ਹੋ ਵੀ ਬਾਹਰ ਕੋਣਾ ਕੋਈ ਇਸ ਕਰਕੇ ਹੁਕਮ ਤੋਂ ਬਾਹਰ ਕੋਈ ਨਹੀਂ ਕਦੋਂ ਕਦੋਂ ਇਹਦਾ ਗੱਲ ਸਭ ਨੂੰ ਸਮਝ ਆਊਗੀ ਵੀ ਹੁਕਮ ਦੇ ਵਿੱਚ ਆ ਚਾਹੇ ਆਪਣੇ ਭਾਣੇ ਚੱਲਦੇ ਆ ਚਾਹੇ ਗੁਰੂ ਭਾਣੇ ਚੱਲਦੇ ਆ ਗੱਲ ਪਹਿਲੀ ਸੇ ਸਮਝ ਆਉ ਇਹ ਗਾਂ ਦੀ ਸੇ ਸਮਝ ਆਉ ਵੀ ਆਪਣੇ ਭਾਣੇ ਚੱਲਣ ਵਾਲੇ ਆਪਣੇ ਭਾਣੇ ਚੱਲ ਨਹੀਂ ਰਹੇ ਚੱਲ ਨਹੀਂ ਸਕਦੇ ਇਹ ਗਾਂ ਦੀ ਗੱਲ ਚੱਲ ਉਹ ਵੀ ਹੁਕਮ ਦੇ ਵਿੱਚ ਰਹੇ ਨੇ ਚਾਹ ਨਾ ਚਾਹੁੰਦੇ ਹੋਏ ਵੀ ਚੱਲ ਰਹੇ ਨੇ ਚਾਹੁੰਦੇ ਨਹੀਂ ਚੱਲਣਾ ਛਾਲ ਮਾਰਦੀ ਦਰਿਆ ਦੇ ਵਿੱਚ ਕੋਸ਼ਿਸ਼ ਕਰਦਾ ਵੀ ਜਿੱਧਰੋਂ ਪਾਣੀ ਆਉਂਦਾ ਉਧਰ ਜਾਵਾਂ ਮੈਂ ਪਰ ਜਾਦਾ ਨਹੀਂ ਨਾ ਰਿਹਾ ਜਾਂ ਤਾਂ ਉਧਰ ਹੀ ਰਿਹਾ ਤਾਂ ਦਰਿਆ ਜਾ ਰਿਹਾ ਇੱਕ ਆਦਮੀ ਉਧਰ ਜਾ ਰਿਹਾ ਜਿੱਧਰ ਦਰਿਆ ਜਾ ਰਿਹਾ ਉਹ ਦਰਿਆ ਲੈ ਕੇ ਜਾਂਦਾ ਕੋ ਆਪ ਕੋਸ਼ਿਸ਼ ਕਰਦਾ ਇੱਕ ਆਦਮੀ ਕਰਦਾ ਮੈਂ ਰੋਜ਼ ਨੂੰ ਜਾਣਾ ਜਿੱਧਰੋਂ ਪਾਣੀ ਆਉਂਦਾ ਉਧਰ ਨੂੰ ਜਾਣਾ ਜਾਂ ਦੋਏ ਕੋ ਡਾਇਰੈਕਸ਼ਨ ਰਹੇ ਨੇ ਕੋਸ਼ਿਸ਼ ਜ਼ਰੂਰ ਕਰ ਰਹੇ ਹੋ ਕਾਮਯਾਬ ਨਹੀਂ ਹੋ ਇਹ ਉਹਨੂੰ ਇਹ ਗੁਰੂ ਨੂੰ ਨਹੀਂ ਗੁਰੂ ਕੀ ਨਜ਼ਰੀ ਆਇਆ ਨਾਨਕ ਨਾਮ ਬਿਨਾ ਜਗ ਕਮਲਾ ਕਰੇ ਹੁਕਮ ਨਾਲ ਜਿਹੜਾ ਜੁੜਿਆ ਨਹੀਂ ਹੋਇਆ ਨਾ ਆਦਮੀ ਜੱਗ ਉਹ ਕਮਲਾ ਤੁਰਿਆ ਫਿਰਦਾ ਜਿੱਧਰੋਂ ਪਾਣੀ ਆਉਂਦਾ ਉਧਰੋਂ ਕੋਸ਼ਿਸ਼ ਕਰਦਾ ਜਾਣ ਕਮਲੇ ਨਾਮ ਬਿਨਾ ਜੱਗ ਕਮਲਾ ਫਿਰੇ ਗੁਰਮੁਖ ਨਜ਼ਰ ਨਹੀਂ ਆਇਆ ਗੁਰਮੁਖ ਨੇ ਦੇਖਿਆ ਇਹ ਕਰਦੇ ਕੀ ਨੇ ਕਿਵੇਂ ਚਲਾ ਜਾਏਗਾ ਤੂੰ ਉਧਰ ਫਿਰ ਮਨ ਵੀ ਜਾਂਦਾ ਭਾਈ ਜੋ ਕਰਦਾ ਰੱਬ ਉਹੀ ਹੁੰਦਾ ਫਿਰ ਮਨ ਕਾਦੇ ਜਾਂਦੇ ਠੀਕ ਹੈ ਇਹ ਗੱਲ ਠੀਕ ਹੈ ਫਿਰ ਤੁਸੀਂ ਇਹ ਕੋਸ਼ਿਸ਼ ਕਰਦੇ ਕਰਦੇ ਕੋਈ ਤਾਂ ਕਰਨਾ ਹੀ ਪੈਂਦਾ ਫਿਰ ਕਮੜੀ ਹੋਏ ਮੰਨ ਅਕਲਮੰਦ ਹੈ ਹੋਰ ਗੱਲ ਹੋਰ ਕਹਿ ਰਹੀ ਕਮਲਾ ਕਹਿ ਰਹੀ ਨਾਨਕ ਹੁਕਮੇ ਜੇ ਬੁਝਾ ਤਾਂ ਹਉਮੈ ਕਹਿ ਨਾ ਕੋਈ ਜਿਹੜਾ ਇਹ ਹੁਕਮ ਹੈ ਇਹ ਗੱਲ ਹੈ ਭੇਦ ਹੈ ਹੁਕਮ ਦਾ ਜੇ ਕੋਈ ਇਹਨੂੰ ਬੁੱਝ ਲਵੇ ਵੀ ਆਪਣੇ ਭਾਣੇ ਨਹੀਂ ਚਾਹੁੰਦੇ ਹੋਏ ਵੀ ਗੁਰਗੇ ਭਾਣੇ 'ਚ ਚੱਲਦੇ ਆ ਸੀ ਇਹ ਬੁੱਝਣ ਵਾਲੀ ਗੱਲ ਹੈ ਅਸੀਂ ਕੋਸ਼ਿਸ਼ ਕਰਦੇ ਆ ਆਪਣੇ ਭਾਣੇ ਚੱਲਣ ਲਈ ਪਰ ਨਹੀਂ ਚੱਲ ਰਿਹਾ ਕੋਈ ਵੀ ਚੱਲ ਉਹਦੇ ਭਾਣੇ 'ਚ ਚੱਲਣਾ ਸਾਰਿਆਂ ਨੇ ਉਹਦੇ ਭਾਣੇ 'ਚ ਇਹ ਬੁੱਝਣ ਵਾਲੀ ਗੱਲ ਹੈ ਜਿਹੜਾ ਬੁੱਝ ਲਵੇ ਤਾਂ ਮੈਂ ਕਰਦਾ ਆ ਮੈਂ ਕਰ ਸਕਦਾ ਇਹ ਛੁੱਟ ਜਵੇ ਸਾਰਿਆਂ ਦੀ ਜਿਹੜਾ ਇਹ ਭੇਦ ਸਮਝ ਲੈਂਦਾ ਉਹਦੀ ਮੈਂ ਛੁੱਟ ਜਾਂਦੀ ਉਹ ਗੁਰਕੇ ਪਾਣੀ ਜਾਂਦਾ ਬਸ ਇਹ ਭੇਦ ਬੁੱਝ ਨਹੀਂ ਰਿਹਾ ਸੰਸਾਰ ਹੁਕਮ 'ਚ ਚੱਲ ਰਹੇ ਆ ਸਾਰੇ ਬਾਵਜੂਦ ਨਾ ਚੱਲਣ ਦੀ ਇੱਛਾ ਰੱਖਣ ਦੇ ਬਾਵਜੂਦ ਆਪਣੇ ਭਾਣੇ ਵਿੱਚ ਚੱਲਣ ਦੀ ਕੋਸ਼ਿਸ਼ ਦੇ ਚੱਲ ਪਰਮੇਸ਼ਰ ਦੇ ਭਾਣੇ 'ਚ ਰਿਹਾ ਸੰਸਾਰ ਉਹਦੇ ਭਾਣੇ ਨੂੰ ਸਾਰੇ ਸਭ ਕੁਝ ਹੋ ਰਿਹਾ ਹੈ ਇਹ ਭੇਦ ਜਦੋਂ ਨੇ ਜਾਣ ਲਿਆ ਫਿਰ ਉਹਦਾ ਹੰਕਾਰ ਛੁੱਟ ਜਾਂਦਾ ਉਹਦੀ ਆਪਣੀ ਐਫਰਟ ਛੁੱਟ ਜਾਂਦੀ ਹੈ ਐਫਰਟ ਛੱਡ ਦਿੰਦਾ ਉਹ ਫਿਰ ਆਇਆ ਜੇ ਕੋਈ ਬੇਜਾਨ ਚੀਜ਼ ਛੱਡ ਦਿੰਦੀ ਹੈ ਨਾ ਦਰਿਆ 'ਚ ਲੱਕੜ ਛੱਡਤੀ ਬਸ ਜਿੱਦੋਂ ਪਾਣੀ ਜਾਂਦਾ ਆਪੇ ਲੈ ਜਾਂਦਾ ਉਹ ਬੇਜਾਨ ਬਣ ਕੇ ਚੱਲਦਾ ਉੱਥੇ ਅਸੀਂ ਆਪਣੀ ਬੁੱਧੀ ਨੂੰ ਤਾਣ ਬੁੱਧੀ ਦਾ ਸਾਰਾ ਲਾਉਨੇ ਹੋ ਕੋ ਦਵਾਰ ਨਿਕਲਣ ਜਤਨ ਕਰਦੇ ਹੋ ਕੋ ਜਵਾਬ ਨਿਕਲਣ ਉਹ ਜਤਨ ਕਰਦਾ ਨਹੀਂ ਜਦ ਬੇਜਾਨ ਹੋ ਕੇ ਜਲਦਾ ਜੀਵਨ ਮਰਿਆ ਹੋਇਆ ਹੁੰਦਾ ਮਨ ਹੁੰਦੇ ਰਹੇ ਤਾਣ ਹੁੰਦੇ ਰਹੇ ਤਾਂ ਤਾਣ ਤਾਣ ਹੈ ਪਰ ਨਤਾਣਾ ਹੈ ਪਤਾ ਹੈ ਤਾਣ ਲਾਉਣ ਦਾ ਫਾਇਦਾ ਕੋਈ ਇੱਥੇ ਤਾਂ ਲਾਉਣ ਦਾ એનર્ਜੀ ਵੇਸਟ ਕਰਨ ਦੇ ਸਵਾ ਕੁਝ ਨਹੀਂ ਹੈ ਸਮਝਦਾ ਹੈ ਸਭ ਇਹ ਗਿਆਨ ਕਿਸੇ ਨੂੰ ਗਿਆਨੀ ਕਹਿੰਦੇ ਗੁਰੂ ਕਹਿੰਦੇ ਫਿਰ ਆਪਣੀ ਅੱਖਾਂ ਛੱਡ ਹੂੰ